ਘੜੀਆ ਘਰ ਘਰ ਭੱਜਾ ਢਾਹੇ ਉਸਾਰੈ ਉਸਰੇ ਢਾਹੇ ਉਸਰੇ ਕੋਣ ਕੁਝ ਹੋ ਗਿਆ ਤੇ ਆਓ ਦੱਸ ਠੀਕ ਹੈ ਦੱਬਿਆਂ ਦੀ ਗੱਲ ਪਨ ਪਨ ਘੜੀਆ ਘੜ ਘੜ ਭੱਜੇ ਲਗਾਤਾਰ ਬੁੱਧੀ ਲਗਾਤਾਰ ਡਿਵੈਲਪਮੈਂਟ ਹੋ ਰਹੀ ਹੈ ਸਾਰੀਆਂ ਜੁਗਲਾਂ ਦੇ ਵਿੱਚ ਹਰ ਜੂਨ ਦੇ ਵਿੱਚ ਕੁਝ ਨਾ ਕੁਝ ਨੂੰ ਗਿਆਨ ਪ੍ਰਾਪਤ ਹੁੰਦਾ ਘੜੀ ਜਾਂਦੀ ਹੈ ਕੋਈ ਇਹਦੀ ਸ਼ਕਲ ਬਣਦੀ ਹੈ ਉਹ ਤੋਂ ਵਧੀਆ ਬਣਾਉਣ ਵਾਸਤੇ ਫਿਰ ਇਹਨੂੰ ਭੰਨ ਕੇ ਘੜਨਾ ਪੈਂਦਾ ਜਿਵੇਂ ਬੁੱਧੀ ਸਭੇ ਬੁੱਧੀ ਜਾਲੀਆਂ ਨੇ ਕਰਹਿ ਤਤ ਗਿਆਨ ਸਭੇ ਬੁੱਧੀ ਜਾਲੀਆਂ ਨੇ ਕਰਹਿ ਤਤ ਗਿਆਨ ਜਿੰਨਾ ਤਤ ਗਿਆਨ ਹੈ ਉਹਨਾਂ ਰਹਿ ਜਾਂਦਾ ਹੈ ਬਾਕੀ ਬੁੱਧ ਜਿਹੜੀ ਜਾਲ ਦਿੱਤੀ ਜਾਂਦੀ ਜਾਲ ਦਿੱਤੀ ਜਾਂਦੀ ਹੈ ਖੋਟ ਜਿਹੜੀ ਹੁੰਦੀ ਹੈ ਨਾ ਖੋਟ ਵਿੱਚ ਉਹ ਜਾਲ ਦਿੱਤੀ ਜਾਂਦੀ ਹੈ ਜੋ ਤਤ ਤਤ ਹੈਗਾ ਇਹਨੂੰ ਸੋਝੀ ਹੈਗੀ ਹੈ ਆਤਮ ਸੋਝੀ ਆਤਮ ਗਿਆਨ ਸ਼ੁੱਧਤਾ ਇਹਦੀ ਰਹਿ ਜਾਂਦੀ ਹੈ ਮਾਲ ਮਾਲ ਜਾਲ ਦਿੱਤੀ ਜਾਂਦੀ ਹੈ ਸੰਸਾਰੀ ਗਿਆਨ ਜਾਲ ਦਿੱਤਾ ਜਾਂਦਾ ਹੈ ਬੁੱਧ ਵਿੱਚ ਹਰ ਵਾਰ ਹਰ ਜੋਨ ਚ ਸੰਸਾਰੀ ਗਿਆਨ ਹੁੰਦਾ ਹੈ ਅਲੱਗ-ਅਲੱਗ ਜੂਨਾਂ ਨੂੰ ਅਲੱਗ-ਅਲੱਗ ਗਿਆਨ ਹੈ ਸੰਸਾਰੀ ਸੰਸਾਰੀ ਗਿਆਨ ਭੁੱਲ ਜਾਂਦਾ ਮਰ ਜਾਂਦਾ ਸਰੀਰ ਛੱਡਣ ਨਾਲ ਹੀ ਖਤਮ ਹੋ ਜਾਂਦਾ ਜੋ ਚ ਤਤ ਗਿਆਨ ਹੈ ਉਹ ਰਹਿ ਜਾਂਦੇ ਇਸ ਕਰਕੇ ਹਰ ਜੁਗ ਦੇ ਵਿੱਚ ਘੜਿਆ ਜਾਂਦਾ ਅਗਲੀ ਜੂਨ ਵਾਸਤੇ ਭੰਨ ਕੇ ਫੇਰ ਦੁਬਾਰਾ ਭੰਨ ਕੇ ਦੂਜੀ ਜੂਨ ਚ ਪਾ ਕੇ ਡਿਵੈਲਪ ਕੀਤਾ ਜਾਂਦਾ ਫੇਰ ਭੰਨ ਦਿੱਤਾ ਜਾਂਦਾ ਜਿਵੇਂ ਗੁਰੂ ਅੰਗਦ ਦੇਵ ਕੋਲ ਗਿਆਨ ਸੀਗਾ ਉਸ ਵੇਲੇ ਪੰਡਤ ਕੋਲ ਗਿਆਨ ਹੈਗਾ ਸਾਰਿਆਂ ਬੱਤਾਂ ਕੋਲ ਗਿਆਨ ਹੈਗਾ ਗੁਰਬਾਣੀ ਉਹਨੂੰ ਭਰ ਰਹੀ ਹੈ ਉਹਨਾਂ ਦੇ ਕੋਲ ਗਿਆਨ ਛੋੜ ਮਾਰ ਰਹੀ ਘੜੀਏ ਘੜੀਏ ਮਾਰੀਏ ਜੇ ਕਿਸੇ ਚੀਜ਼ ਨੂੰ ਘੜਨਾ ਹੋਵੇ ਉਹਦੇ ਤੇ ਛੋੜ ਮਾਰਨੀ ਪਊ ਉਹਨੂੰ ਤੋੜਨਾ ਪਊਗਾ ਬਿਨਾ ਤੋੜੇ ਤੇ ਉਹਦੀ ਸ਼ਕਲ ਨਹੀਂ ਬਦਲੀ ਜਾ ਸਕਦੀ ਗਹਿਣੇ ਪੁਰਾਣੇ ਭੰਨ ਕੇ ਹੀ ਨਵੇਂ ਬਣਦੇ ਨੇ ਜੇ ਇਹਨੂੰ ਵਿਵੇਕ ਬੁੱਧ ਬਣਾਉਣਾ ਹੈ ਬੁੱਧ ਨੂੰ ਤਾਂ ਇਹਦਾ ਜਿਹੜਾ ਪਹਿਲਾ ਸਰੂਪ ਹੈ ਕਰੂਪ ਸਰੂਪ ਹੈ ਪਹਿਲੀ ਕਰੂਪ ਕੁਜਾਤ ਕੁਲਖੜੀ ਸੋਹਰੇ ਪਈਏ ਬੁਰੀ ਉਹ ਕਰੂਪ ਜਿਹੜਾ ਰੂਪ ਉਹ ਭਰਨਾ ਹੀ ਪਊਗਾ ਫਿਰ ਸਰੂਪ ਇਹਦਾ ਕੱਢਣਾ ਪਊਗਾ ਗੁਰਬਾਣੀ ਬੁੱਧੀ ਨੂੰ ਕੱਢ ਰਹੀ ਹੈ ਤੇ ਤੇ ਘੜ ਗਿਆ ਸੁਰਤ ਮਤ ਮਨ ਬੁੱਧ ਨਿਰਾਕਾਰੀ ਦੁਨੀਆ ਦੀ ਘਾੜਤ ਹੈ ਤੇ ਤੇ ਘੜੀਏ ਸੁਰਤ ਮਤ ਮਨ ਬੁੱਧ ਕਿਦੀ ਤੇ ਤੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਦੋ ਕਿਸਮ ਦੀਆਂ ਬੁੱਧੀਆਂ ਨੇ ਥੱਲੇ ਆ ਰਹੀਆਂ ਸੁਰ ਦੇਵਤੇ ਦੇਵਤੇ ਕੌਣ ਨੇ ਜਿਹੜੇ ਬਾਬਣ ਦੇ ਚੇਲੇ ਨੇ ਪੰਡਤ ਦੇ ਚੇਲੇ ਨੇ ਬਾਬਣ ਗੁਰੂ ਹੈ ਜਗਤ ਦਾ ਇਹਨਾਂ ਦੀ ਬੁੱਧ ਵੀ ਘੜੀ ਜਾਂਦੀ ਹੈ ਸੁਰਾਂ ਸਿੱਧਾ ਦੂਏ ਪਾਸੇ ਸਿੱਧ ਨੇ ਜੋਗੀ ਨੇ ਉਹ ਅਲੱਗ ਨੇ ਉਹ ਸਮਾਧੀ ਲਾਉਂਦੇ ਨੇ ਇਹ ਪੜ੍ਹਾਈ ਕਰਦੇ ਨੇ ਸ਼ਾਸਤਰ ਪੜ੍ਹਦੇ ਨੇ ਦੋਹਾਂ ਦੀ ਗਾਂ ਜਾ ਕੇ ਦੋਹਾਂ ਨੂੰ ਘੜਿਆ ਜਾਂਦਾ ਗੁਰਬਾਣੀ ਦੋਹਾਂ ਨੂੰ ਉਪਦੇਸ਼ ਦੇ ਰਹੀ ਤੇ ਘੜੀਏ ਸੁਰਤ ਮਤਬਨ ਬੁੱਧ ਤੇ ਘੜੀਏ ਸੁਰਾਂ ਸਿੱਧਾਂ ਦੀ ਸੁਧ ਇਹਨਾਂ ਦੀ ਸੋਚੀ ਜਿਹੜੀ ਪਹਿਲੀ ਸੋਚੀ ਹੈ ਘੜੀ ਜਾਂਦੀ ਹੈ ਪਹਿਲੀ ਸੋਚੀ ਇਹਨਾਂ ਦੀ ਮੂਰਤੀ ਪੂਜਾ ਇਹਨਾਂ ਨੂੰ ਆਤਮਾ ਦਾ ਗਿਆਨ ਹੈ ਹੀ ਨਹੀਂ ਇਹਨਾਂ ਦੀ ਦ੍ਰਿਸ਼ਟੀ ਸਰੀਰ ਤੇ ਮਾਇਆ ਤੇ ਖੜੀ ਹੈ ਜਿਹੜੇ ਮਾਇਆ ਦੇ ਦੇਵਾਨੇ ਨੇ ਉਹਨਾਂ ਨੂੰ ਝੂਠ ਨੇ ਠਕੋਰੀ ਪਾਲੀ ਝੂਠ ਨੇ ਠੱਗ ਲਿਆ ਆ ਸਰੀਰ ਨੂੰ ਆਪਣਾ ਆਪਾ ਸਮਝ ਲਿਆ ਉਹਨਾਂ ਵਾਸਤੇ ਦੇਹੀ ਵਿਸ਼ਨੂੰ ਹੈ ਦੇਹੀ ਸ਼ਿਵ ਜੀ ਹੈ ਸ਼ਿਵ ਜੀ ਵਿਸ਼ਨੂੰ ਦੀ ਦੇਹੀ ਨੂੰ ਪੂਜਦੇ ਨੇ ਦੇਹੀ ਦੀ ਵੀ ਗਾਹ ਮੂਰਤੀ ਬਣਾ ਲਈ ਫੋਟੋ ਬਣਾ ਲਈ ਐ ਜਾ ਕੋ ਸਿੱਖਾਂ ਨੇ ਵੀ ਕੀਤਾ ਹੋਇਆ ਉਹਨਾਂ ਮੱਤਾਂ ਦਾ ਪ੍ਰਭਾਵ ਸਾਡੇ ਤੋਂ ਗਿਆ ਨਹੀਂ ਮੂਲ ਰੂਪ ਚ ਅਸੀਂ ਹਿੰਦੂਆਂ ਚ ਆਏ ਹੋਏ ਜਿਹੜੇ ਦਾ ਸੀਗੇ ਸਿੱਖ ਘੜੇ ਗਏ ਸੀ ਗੁਰੂ ਵੇਲੇ ਉਹ ਤਾਂ ਉਦੋਂ ਹੀ ਸਮਾਪਤ ਕਰਤਾ ਕੰਮ ਉਹਨਾਂ ਉਹ ਜਿਹੜੇ ਸਿੱਖ ਸਿੰਘਾਂ ਹੈ ਨਾ ਸਿਰਾਂ ਦੇ ਮੁੱਲ ਉਹਨਾਂ ਸਿੱਖਾਂ ਦੇ ਪੈਰ ਨੇ ਜਿਹੜੇ ਘੜੇ ਹੋਏ ਤੇ ਆ ਘੜਨ ਜਾਣਦੇ ਸੀ ਪਤਾ ਸੀ ਜਿਹਨਾਂ ਨੂੰ ਵੀ ਐ ਘੜੀ ਦਾ ਗੁਰਬਾਣੀ ਦੀ ਸੋਚੀ ਰੱਖਦੇ ਸੀ ਉਹ ਖਤਮ ਕਰਤੇ ਸਾਰੇ ਜਿਹੜੇ ਬਾਕੀ ਸਿੱਖ ਬਣੇ ਨੇ ਇਹ ਤਾਂ ਮਾਇਆ ਦੇ ਪੁਜਾਰੀ ਨੇ ਸਾਰੇ ਤਾਂ ਸਿੰਘ ਦਾ ਰਾਜ ਹੋ ਗਿਆ ਤਾਂ ਬਣ ਗਏ ਜੇ ਸਿੱਖਾਂ ਦਾ ਰਾਜ ਹੁੰਦਾ ਸੀ ਕੀ ਖਤਮ ਹੋ ਜਾਣੀ ਸੀ ਜਦੀ ਸਰੂਪ ਸਿੱਖੀ ਵੀ ਖਤਮ ਹੋ ਜਾਣਾ ਸੀ ਸਰੂਪ ਸਿੱਖੀ ਤਾਂ ਹੁਣ ਵੀ ਖਤਮ ਹੈ ਆ ਜਿਹੜਾ ਬਾਹਲਾ ਸਰੂਪ ਹੈ ਬਣੇ ਸੀ ਹੁਣ ਪਰ ਰਾਜ ਕੇ ਤੇ ਸਿਖਾਣਾ ਹੋ ਗਿਆ ਸਰੂਪ ਰਹਿਣ ਦਿੱਤਾ ਅੰਦਰੋਂ ਖੋਖਲਾ ਕਰਤਾ ਸਾਰਾ ਆਤਮਾ ਵਲੀਨ ਕਰ ਦਿੱਤੀ ਬਾਹਲਾ ਸਰੂਪ ਸਿੱਖੀ ਦਾ ਰਹਿਣ ਆਤਮ ਗਿਆਨ ਤਾਂ ਆਪਣੇ ਵਾਲਾ ਕਰਤਾ ਉਹਨਾਂ ਨੇ ਵਿਚਾਰਧਾਰਾ ਤਾਂ ਤਲੀ ਹਿੰਦੂਵਤ ਵਾਲੀ ਹੈ ਬਾਹਰੋਂ ਸਰੂਪ ਸਿੱਖੀ ਹੈ ਆਪ ਸਿੱਖ ਬਣ ਗਏ ਸਨਾਤਨੀ ਕੁਸ ਬੈਠ ਕਰ ਲਈ ਸਾਰੇ ਅਰਥਾਂ ਦੇ ਨਰਸ ਕਰਤੇ ਇਸੇ ਕਰਕੇ ਅਸੀਂ ਵਾਹਿਗੁਰੂ ਨੂੰ ਛੱਡ ਕੇ ਵਿਅਕਤੀ ਗੁਰੂਆਂ ਨਾਲ ਜੁੜ ਗਏ ਅੰਮ੍ਰਿਤਸਰ ਜਿਹੜੀ ਅਰਦਾਸ ਹੁੰਦੀ ਹੈ ਗੁਰੂ ਰਾਮਦਾਸ ਦੇ ਨਾਮ ਦੀ ਅਰਦਾਸ ਹੁੰਦੀ ਹੈ ਵਾਹਿਗੁਰੂ ਦੇ ਨਾਮ ਦੀ ਵੀ ਹੁੰਦੀ ਪਰਮੇਸ਼ਰ ਛੱਡ ਦਿੱਤਾ ਵਿਅਕਤੀ ਜੋੜ ਲਿਆ ਕੋਈ ਗੱਲ ਕਰ ਲਈ ਜਿਹੜੀ ਹਿੰਦੂਆਂ ਨੇ ਕੀਤੀ ਸੀ ਜਿਹੜੀ ਗੁਰਬਾਣੀ ਕਹਿੰਦੀ ਸੀ ਜਿਹੜੇ ਗੁਰੂ ਨੇ ਸਾਨੂੰ ਪੜਾਇਆ ਸੀ ਮਾਨੁਕ ਕੀ ਟੇਕ ਵਰਤੀ ਸਭ ਜਾਣ ਦੇਵਣ ਕੋਏ ਕੇ ਭਗਵਾਨ ਜਿਸ ਕੇ ਦਿਏ ਰਹੇ ਲਾਏ ਬੋੜਨਾ ਤ੍ਰਿਸ਼ਨਾ ਲਾ ਕੇ ਆਏ ਜੇ ਅਸੀਂ ਇਹ ਗੱਲ ਮੰਨਦੇ ਤਾਂ ਤ੍ਰਿਸ਼ਨਾ ਬੋੜ ਕੇ ਸਾਡੇ ਆਉਣੀ ਵੀ ਸੀ ਪਰ ਅਸੀਂ ਉਹ ਛੱਡ ਕੇ ਵਿਅਕਤੀ ਦੇ ਜਦ ਆ ਗਏ ਤ੍ਰਿਸ਼ਨਾ ਤਾਂ ਰਹਿਣੀ ਹੋਣੀ ਰਹਿਣੀ ਸੀ ਵਿਅਕਤੀ ਦਾ ਤ੍ਰਿਸ਼ਨਾ ਹਟਾ ਨਹੀਂ ਸਕਦਾ ਮਨੁੱਖੀ ਟੇਕ ਦਾ ਵਿਰਤੀ ਹੈ ਅਸੀਂ ਇਸ ਗੱਲ ਨੂੰ ਸੱਚ ਨਹੀਂ ਮੰਨੇ ਬਾਣੀ ਜੇ ਸੱਚ ਮੰਨ ਲੈਂਦੇ ਤ੍ਰਿਸ਼ਨਾ ਚਲੀ ਜਾਂਦੀ ਸੱਚ ਮੰਨਿਆ ਨਹੀਂ ਤ੍ਰਿਸ਼ਨਾ ਸਾਡੀ ਜਾ ਨਹੀਂ ਰਹੀ ਰੋਜ਼ ਅਰਦਾਸ ਹੋ ਰਹੀ ਹੈ ਤ੍ਰਿਸ਼ਨਾ ਕਿਸੇ ਦੀ ਵੀ ਨਹੀਂ ਜਾ ਰਹੀ ਗੁਰਬਾਣੀ ਤੋਂ ਥੜਕ ਕੇ ਥੜਕ ਥੜਕਾਤਾ ਉਹ ਪਤਾ ਹੀ ਨਹੀਂ ਵੀ ਸਿੱਖੀ ਕੀ ਹੁੰਦੀ ਹੈ ਜਿਹੜੇ ਸਿੱਖੀ ਦਾ ਰੌਲਾ ਪਾਉਂਦੇ ਨੇ ਸਿੱਖ ਉਹ ਨਹੀਂ ਹੁੰਦੇ ਜਿਹੜੇ ਛੱਡ ਗਏ ਉਹਨਾਂ ਦਾ ਕੋਈ ਰੌਲਾ ਨਹੀਂ ਉਹਦਾ ਤਾਂ ਛੱਡ ਕੇ ਵੀ ਸਿੱਖੀ ਕੀ ਫਾਇਦਾ ਹੈ ਜੀ ਸਿੱਖੀ ਦਾ ਉਹ ਕਹਿੰਦਾ ਇਹ ਜੀ ਸਿੱਖੀ ਦਾ ਕੀ ਫਾਇਦਾ ਜਿਹੜੀ ਇਹ ਲਈ ਫਿਰਦੇ ਜੇ ਚੋਰ ਅਸੀਂ ਹੋ ਜੇ ਜੇ ਜੇ ਮੋ ਸਾਨੂੰ ਹੋ ਜੇ ਨਾ ਜੈ ਖੁਦ ਕਰਦੇ ਅਸੀਂ ਹੋ ਜੇ ਅਲੱਗ ਕੀ ਹੈ ਨਾ ਪਰ ਸਾਡੇ ਲੋਕ ਆਮ ਆਦਮੀ ਨੂੰ ਅਲੱਗ ਕੀ ਨਹੀਂ ਕੁਛ ਨਹੀਂ ਕਰੈਕਟਰ ਨਹੀਂ ਰਿਹਾ ਸਿੱਖੀ ਦਾ ਇੱਕ ਕਰੈਕਟਰ ਦਾ ਰੋਲ ਆਚਰਣ ਦਾ ਰੋਲ ਉੱਚਰਦੇ ਆ ਅਸੀਂ ਕੁਝ ਹੋਰ ਬਾਣੀ ਜਿਹੜੀ ਉਚਾਰਨ ਕਰਦੇ ਆ ਉਹ ਤਾਂ ਕੁਝ ਹੋਰ ਹੈ ਆਚਰਣ ਸਾਡਾ ਉਹ ਤੋਂ ਖਰਾਬ ਹੈ ਇਹ ਤਾਂ ਅਸੀਂ ਪੜਤ ਨੂੰ ਗਿਆ ਸੀ ਵੀ ਉਚਾਰਨ ਤੂੰ ਕੁਝ ਕਰਨਾ ਅੱਜ ਉਚਾਰਨ ਕੁਝ ਕਰਨਾ ਆਚਰਣ ਕੁਝ ਤੇਰਾ ਹੋਰ ਹੈ ਗੁਰਬਾਣੀ ਅਨੁਸਾਰ ਆਚਰਣ ਨਹੀਂ ਹੈ ਜੇ ਗੁਰਬਾਣੀ ਅਨੁਸਾਰ ਅਚਲ ਨਹੀਂ ਹੈ ਤਾਂ ਸਿੱਖ ਨਹੀਂ ਹੈ ਸਿੱਖੀ ਨਹੀਂ ਇਸ ਕਰਕੇ ਇਹ ਸਾਰੀ ਜਿਹੜੀ ਹੈ ਸੋ ਕਾਲਡ ਸਿੱਖੀ ਇਹ ਸਾਰੀ ਭੱਲੜੀ ਪੈਣੀ ਹੈ ਭੱਲੜੀ ਤੋੜਨੀ ਪੈਣੀ ਹੈ ਤਾਂ ਇਹਦੀਆਂ ਚੋਟਾਂ ਪੈਂਦੀਆਂ ਰਹਿੰਦੇ ਇਹ ਭੰਡ ਕੇ ਦੁਬਾਰਾ ਕਰਨੀ ਪੈਣੀ ਇਹ ਸਾਰੀ ਤੋੜ ਕੇ ਨਾ ਭੰਨ ਕੇ ਜਿਵੇਂ ਕੋਈ ਗਹਿਣਾ ਭੰਨਦੀ ਦਾ ਹੁੰਦਾ ਜਾਂ ਕੋਈ ਭਾਂਡਾ ਭੰਨ ਦਿੰਦੇ ਨੇ ਫੇਰ ਦੁਬਾਰਾ ਉਹਨੂੰ ਢਾਲ ਕੇ ਬਣਾਉਂਦੇ ਨੇ ਇਹ ਤਾਂ ਦੁਬਾਰਾ ਬਣਨੀ ਹੈ ਢਾਲ ਕੇ ਜੇ ਸਿੱਖੀ ਬਣਾਉਣੀ ਹੈ ਤਪੇ ਨਹੀਂ ਭੰਨਣੀ ਬਣੀ ਉਹੀ ਗੱਲ ਸੱਚ ਝੂਠ ਨੂੰ ਝੂਠੀ ਜਿਹੜੀ ਬਾਤ ਉਹ ਪਹਿਲਾਂ ਤੋੜ ਦਿੰਦਾ ਜੋ ਗਲਤ ਪੁਰਜਾ ਬਣ ਜਵੇ ਕੋਈ ਉਹਦਾ ਕੀ ਕਰਨਾ ਨਹੀਂ ਤੋੜੇ ਦੇ ਫਿਰ ਦੁਬਾਰਾ ਬਣੂ ਲਿਆ ਗਲਤ ਬਣ ਗਈ ਸਿੱਖੀ ਸਾਡੀ ਧਾਰਨਾ ਗਲਤ ਬਣ ਗਈਆਂ ਵਾ ਸਾਰੀਆਂ ਧਾਰਨਾ ਤੋੜਨੀਆਂ ਪੈਣੀਆਂ ਨੇ ਦੁਬਾਰਾ ਘਾੜਤ ਲਈ ਪੈਣੀ ਪਿੱਛੋਂ ਇਦਾਂ ਹੀ ਹੁੰਦਾ ਹੈ ਜਿਹੜਾ ਬਾਬਣ ਨੂੰ ਉਪਦੇਸ਼ ਸੀ ਅੱਜ ਉਹ ਸਾਨੂੰ ਚਾਹੀਦਾ ਕਿ ਬਾਬਣ ਵਾਲਾ ਕੰਮ ਅਸੀਂ ਕਰਦੇ ਜੋ ਜੋਗੀ ਨੂੰ ਉਪਦੇਸ਼ ਸੀਗਾ ਅੱਜ ਸਾਨੂੰ ਚਾਹੀਦਾ ਸਾਡੇ ਸਮਾਧੀਆਂ ਲਾਉਂਦੇ ਨੇ ਉਹ ਤਰਵਾਲੇ ਵਾਲਾ ਉਹ ਕੀ ਕਰਦਾ ਜੋਗ ਮੱਥਾ ਸਾਰੀ ਬਾਲਾ ਫੇਰਦੇ ਨੇ ਲੋਕ ਕੀ ਹੈ ਜਿਹੜੇ ਬਾਲਾ ਫੇਰਦੇ ਨੇ ਉਹ ਕੀ ਹੈ ਉਹ ਚਿੱਟੇ ਜਿਨ ਕੇ ਕੱਪੜੇ ਵਾਲਾ ਦਾ ਬਣ ਦਿੰਦੀ ਹੈ ਜਿੱਥੇ ਵਾਲਾ ਨਾਲ ਆਇਆ ਧੋਤੀ ਟਿੱਕਾ ਨਾਲ ਆਇਆ ਗੁਰਬਾਣੀ ਧੋਤੀ ਟਿੱਕਾ ਤੇ ਜਪ ਮਾਲੀ ਤਾਨ ਬਲੇਛਾ ਖਾਈ ਜਿੱਥੇ ਤੋਤੇ ਤੇ ਕਾਹੂ ਉੱਥੇ ਵਾਲਾ ਵੀ ਹੋਊਗੀ ਔਰ ਉੱਥੇ ਬਲੇਚਾ ਧਾਨ ਵੀ ਖਾਣਗੇ ਇਹ ਤਿੰਨੇ ਕੰਮ ਕਰ ਰਹੇ ਨੇ ਸਿੱਖ ਇਕੱਠੇ ਰਹਿਣਗੇ ਇਕੱਠੇ ਰਹਿਣਗੇ ਅੱਗੇ ਬਾਬਣ ਖਾਂਦਾ ਤਾਂ ਹੋਣੇ ਖਾਂਦੇ ਜਿੰਨਾ ਸੰਤ ਨੇ ਵਾਲਾ ਫਿਰਦੇ ਨੇ ਬਲੇਚਾ ਧਾਨ ਵੀ ਇਹੀ ਖਾਂਦੇ ਨੇ ਬਲੇਚਾ ਦਾ ਚੜਾਵੇ ਦਾ ਧਾਨ ਖਾਣਾ ਚੜਾਵੇ ਦਾ ਪੈਸਾ ਖਾਣਾ ਬਲੇਸ਼ ਧਾਨ ਹੈ ਬਲੇਸ਼ ਬੁੱਧ ਕਰ ਦਿੰਦਾ ਹੈ ਬਲੀਨ ਬਲੇਸ ਦਾ ਮਤਲਬ ਬਲੀਨ ਬੰਦ ਕਰ ਦੋ ਇਹ ਸਾਰੇ ਭਰਨੇ ਪੈਣੇ ਨੇ ਦੁਬਾਰਾ ਘਾੜਤ ਘੜਨੀ ਪੈਣੀ ਉਹ ਜਿਹੜੀ ਘਾੜਤ ਗੁਰਬਾਣੀ ਘੜੂਗੀ ਉਹ ਸਿੱਖੀ ਹੈ ਹੁਣ ਗੁਰਬਾਣੀ ਘੜੂਗੀ ਉਹ ਸਿੱਖੀ ਹੈ ਆ ਸਿੱਖੀ ਨਹੀਂ ਹੈ ਜੋ ਅਸੀਂ ਸਿੱਖੀ ਦਾ ਤਾਂ ਅਸੀਂ ਗੋਲੀਆਂ ਚਲਾਉਣੇ ਪੈਸੇ ਖਾਤਰ ਕਬਜ਼ਿਆਂ ਖਾਤਰ ਇੱਕ ਦੂਏ ਨੂੰ ਮਾਰ ਰਹੇ ਹੋ ਇਹ ਸਿੱਖੀ ਹੈ ਸਿੱਖੀ ਖਾਤਰ ਦਾ ਅਸੀਂ ਕਰੋੜਾਂ ਰੁਪਏ ਖਰਚ ਕਰਦੇ ਹਾਂ ਵੋਟਾਂ ਖਾਤਰ ਫਿਰ ਉੱਥੇ ਕੀ ਕਰਨਾ ਉਹ ਸੇਵਾ ਕਰਨੀ ਹੈ ਸੇਵਾ ਐ ਕਰੀਦੀ ਹੈ ਸੇਵਾ ਕਰਨ ਵਾਲੇ ਐ ਕਰਦੇ ਹੁੰਦੇ ਨੇ ਉਹਨਾਂ ਇਲੈਕਸ਼ਨ ਤੇ ਖਰਚ ਕਰਦਾ ਸਿੱਧਾ ਉਦਾਂ ਹੀ ਕਰ ਸੇਵਾ ਕਰ ਦੋ ਇਹ ਸਭ ਫਰਾਡ ਹੈ ਫਰਾਡ ਲੋਕਾਂ ਨੂੰ ਵੀ ਪਤਾ ਹੈ ਫਰਾਡ ਹੈ ਦਰਗਾਹ ਦਾ ਪਤਾ ਹੀ ਪਤਾ ਲੋਕਾਂ ਨੂੰ ਵੀ ਪਤਾ ਹੀ ਹੈ ਵੀ ਫਰਾਡ ਹੈ ਸਭ ਜਾਣਦੇ ਨੇ ਫਰਾਡ ਜਿਹੜੇ ਕਰਦੇ ਨੇ ਉਹ ਵੀ ਜਾਣਦੇ ਨੇ ਫਰਾਡ ਹੈ ਦੁਨੀਆ ਕਹਿੰਦੀ ਹੈ ਸਾਨੂੰ ਸਿੱਖੀ ਚਾਹੀਦੀ ਹੈ ਗੁਰਨਾਨਕ ਦੀ ਇਹਨਾਂ ਨੂੰ ਲੋੜ ਨਹੀਂ ਦੁਨੀਆ ਨੂੰ ਲੋੜ ਹੈ ਜੇ ਦੁਨੀਆ ਨੇ ਬਚਣਾ ਹੈ ਜੇ ਦੁਨੀਆ ਨੇ ਅਸਤਿਤਵ ਆਪਣਾ ਕਾਇਮ ਰੱਖਣਾ ਹੈ ਤਾਂ ਗੁਰਮਤ ਤੋਂ ਸੇਧ ਲੈਣੀ ਪਊਗੀ ਜੇ ਨਾਲ ਹੀ ਦੁਨੀਆ ਰਹਿ ਨਹੀਂ ਸਕਦੀ ਸਵਾਲ ਨਹੀਂ ਪੈਦਾ ਸਵਾਲ ਨਹੀਂ ਪੈਦਾ ਹੁੰਦਾ ਦੁਨੀਆ ਵਿੱਚ ਸਮਾਨ ਨਾ ਹੈਗਾ ਸਾਡੇ ਕੋ ਆਪਣੇ ਮਾਰਨ ਜੋਗ ਵਾਧੂ ਹੈ ਕਈ ਵਾਰ ਦੁਨੀਆ ਖਤਮ ਹੋ ਜੂਗੀ ਜੇ ਅਸੀਂ ਆਪਣਾ ਰਾਹ ਨਾ ਬਦਲਿਆ ਸੱਚ ਤੇ ਨਾ ਆਏ ਐਵੇਂ ਖੁਦਗਰਜੀ ਰਹੀ ਐਵੇਂ ਹੇਰਾ ਫੇਰੀਆਂ ਰਹੀਆਂ ਮੂੰਹ 'ਚ ਹੋਰ ਮਨ ਦੇ ਵਿੱਚ ਹੋਰ ਰਿਹਾ ਦੁਨੀਆ ਵਿੱਚ ਨਹੀਂ ਸਕਦੀ ਸਵਾਲ ਨਹੀਂ ਪੈਦਾ ਹੁੰਦਾ ਵਿੱਚ ਪੰਨ ਪੰਨ ਤੇ ਘੜ ਕੜ ਭੱਜਿਆ ਪੰਨ ਪੰਨ ਪੰਨ ਦੇ ਤਾਂ ਪੜਨਾ ਪੜਨ ਦਾ ਹੱਕ ਉਹਨੂੰ ਹੈ ਜਿਹੜਾ ਘੜ ਜਾਣਦਾ ਹੋਵੇ ਕਾਲਾ ਅਫਗਾਨਾ ਪੜਦਾ ਹੀ ਪੜਦਾ ਦਾ ਘੜ ਨਹੀਂ ਸੀ ਜਾਣਦਾ ਪੜਦਾ ਵੀ ਗਲਤ ਸੀ ਠੀਕ ਚੀਜ਼ ਨੂੰ ਗਲਤ ਕਹੀ ਜਾਂਦਾ ਸੀ ਛਡਾਉਣਾ ਤਾਂ ਗਲਤ ਚੀਜ਼ ਛਡਾ ਕੇ ਕੌਡੀਆਂ ਛਡਾ ਕੇ ਹੀਰੇ ਦੇਣੇ ਨੇ ਕੌਡੀਆਂ ਉਹ ਛਡਾਵੇ ਜਿਹੜਾ ਹੀਰੇ ਲਾਲ ਦਵੇ ਗੁੱਠੀ ਭਰ ਦਵੇ ਕਿਆ ਲੈ ਹੀਰੇ ਲਾਲ ਕੌਡੀਆਂ ਛੜਦੇ ਉਹ ਕਹਿੰਦਾ ਕੌਡੀਆਂ ਨੇ ਵੀ ਛੜਦੇ ਦੰਦਾ ਕੁਛ ਨਹੀਂ ਦੇਣ ਨੂੰ ਹੈ ਜੀ ਕੁਛ ਕੌਣ ਬਲੂ ਉਹਦੀ ਗੱਲ ਗੁਰਬਾਣੀ ਹੀਰੇ ਰਤਨ ਜਵਾਹਰ ਦੇ ਰਹੀ ਹੈ ਕੌਡੀਆਂ ਛਡਾ ਰਹੀ ਹੈ ਲੋੜ ਸਮਝਣ ਦੀ ਹੈ ਅਣਜਾਣਤ ਵਿਖਿਆ ਮੈਂ ਰਚਾ ਹੈ ਆਦਮੀ ਜਾਣਦਾ ਨਹੀਂ ਅਣਜਾਣਪਣੇ ਦੇ ਵਿੱਚ ਕੌਡੀਆਂ ਉਪੜੀ ਹੋਈਆਂ ਨੇ ਵਿਖਿਆ ਫੜੀ ਹੋਈ ਹੈ ਮਾਇਆ ਜੇ ਜਾਣਦਾ ਆਪਣਾ ਆਪ ਚ ਜਦੋਂ ਇਹ ਜਾਣ ਲੂਗਾ ਇਹ ਕੌਡੀਆਂ ਨੂੰ ਆਪੇ ਹੀ ਤਿਆਗ ਦੂਗਾ ਸੱਚ ਨੂੰ ਛੱਡਤਾ ਝੂਠ ਫੜ ਲਿਆ ਸੱਚ ਕੀ ਹੈ ਸੱਚ ਰਤਨ ਜਵਾਰ ਮਾਨ ਹੱਥ ਵਿੱਚ ਰਤਨ ਜਵਾਰ ਮਾਨ ਗੁਰਮਤ ਵਿੱਚ ਰਤਨ ਜਵਾਰ ਜਿੰਨਾ ਗੁਣ ਨੇ ਰਤਨ ਜਵਾਰ ਮਾਨ ਕਰੇ ਜਿੱਦੀ ਵਾਇਆ ਸਭ ਕੌਡੀਆਂ ਤਾਂ ਇਹ ਰਤਨ ਆ ਕੌਡੀ ਸੰਗ ਰਚਾ ਸੱਚਾ ਛੜ ਚੂੜ ਸੰਗ ਬਚਾ ਸੱਚ ਛੜਤਾ ਝੂਠ ਫੜ ਲਿਆ ਝੂਠ ਕੀ ਹੈ ਮਾਇਆ ਮਾਇਆ ਕੀ ਹੈ ਅੱਗ ਤਾਂ ਬਚਦਾ ਉਹ ਜਲਣ ਜਿਹੜੀ ਇਹਦੇ ਅੰਦਰ ਹੈ ਨਾ ਤ੍ਰਿਸ਼ਨਾ ਦੀ ਅੱਗ ਮਾਇਆ ਕਰਕੇ ਹੈ ਸਾਚ ਛੜ ਛੜਦਾ ਚੂੜ ਸੰਗ ਬਚਿਆ ਸੱਚ ਦਾ ਪੱਲਾ ਫੜਾ ਰਹੀ ਹੈ ਬਾਣੀ ਗੁਰਬਾਣੀ ਸੱਚ ਦਾ ਸੱਚ ਦਾ ਪੱਲਾ ਫੜ ਲੈ ਜੇ ਬਚਣਾ ਚੂੜ ਛੱਡ ਦੇ ਚੂੜ ਫੜਿਆ ਹੋਇਆ ਸੱਚ ਛੜਿਆ ਹੋਇਆ ਸਿੱਖਾਂ ਨੇ ਜਿਹਦਾ ਝੂਠ ਫੜਿਆ ਸੱਚ ਛੱਡਿਆ ਹੋਇਆ ਸਿੱਖ ਨਹੀਂ ਹੁੰਦਾ ਸਿੱਖ ਦਾ ਝੂਠ ਛੱਡ ਦੇਵੇ ਸੱਚ ਫੜ ਲਵੇ ਇਹ ਫੜਨਾ ਸ਼ੁਰੂ ਕਰ ਦੇਵੇ ਉਦੋਂ ਤੋਂ ਸਿੱਖ ਬਣਨਾ ਸ਼ੁਰੂ ਹੋ ਗਿਆ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਤਬਾਰ ਜਿਨ ਮਾਨਸ ਤੇ ਦੇਵਤੇ ਕੀ ਅਜੋ ਸਿੱਖ ਨਹੀਂ ਬਣਿਆ ਦੇਵਤਾ ਬਹੁਤ ਥੋੜੇ ਦੀ ਗੱਲ ਹੈ ਸਿੱਖ ਦੀ ਉੱਚੀ ਗੱਲ ਹੈ ਦੇਵਤਾ ਬਹੁਤ ਛੋਟੀ ਗੱਲ ਹੈ ਜਿੱਦਾਂ ਝੂੜ ਛੱਡ ਕੇ ਕੌਡੀਆਂ ਛੱਡ ਕੇ ਸੱਚ ਦਾ ਬੱਲਾ ਫੜਨਾ ਸ਼ੁਰੂ ਕਰ ਲਿਆ ਮਨ ਬਣਾ ਲਿਆ ਮਨ ਬਦਲ ਗਿਆ ਨਾ ਵੀ ਇਹ ਛੱਡ ਕੇ ਆ ਕਰਨਾ ਉਦਣੇ ਦੇਵਤਾ ਬਣ ਗਿਆ ਜਦੋਂ ਇਹ ਛੱਡਤਾ ਕੌਡੀਆਂ ਛੱਡ ਕੇ ਸੱਚ ਫੜ ਲਿਆ ਉਦੋਂ ਸਿੱਖ ਬਣ ਗਿਆ ਤੇ ਸਿੱਖ ਦਾ ਉੱਚੀ ਗੱਲ ਹੈ ਦੇਵਤਾ ਬਹੁਤ ਛੋਟੀ ਜੀ ਗੱਲ ਹੈ ਜਿਹਨੂੰ ਬੜਾ ਬੋਲਦੇ ਜਿਹਨੂੰ ਮਾਨਸ ਤੇ ਦੇਵਤੇ ਕੀ ਇਹ ਕਰਤਨ ਲੱਗੀ ਬਾਤ ਦੇਵਤਾ ਤਾਂ ਇੰਨਾ ਚਿਰ ਵੜ ਜਾਂਦਾ ਇੱਕ ਚੁਟਕੀ ਦੀ ਗੱਲ ਹੈ ਦੇਵਤਾ ਕੋਲ ਇਹ ਦੇਵਤੇ ਨੂੰ ਪਤਾ ਨਹੀਂ ਕੀ ਸਮਝਦੇ ਦੇਵਤਾ ਕੋਈ ਗੱਲ ਨਹੀਂ ਹੈ ਅੱਜ ਤਾਂ ਸਿੱਖਾਂ ਦੇ ਉੱਤੇ ਤਾਂ ਦੇਵਤਿਆਂ ਦੇ ਸਵਾਰ ਨੇ ਪਤਾ ਨਹੀਂ ਦੇਵਤੇ ਕੀ ਹੁੰਦੇ ਨੇ ਦੇਵਤੇ ਕੁਝ ਨਹੀਂ ਹੁੰਦੇ ਦੇਵਤੇ ਹੰਕਾਰੀ ਹੁੰਦੇ ਨੇ ਦੇਵਤੇ ਹੰਕਾਰੀ ਹੁੰਦੇ ਨੇ ਸਿੱਖ ਹੰਕਾਰੀ ਨਹੀਂ ਹੁੰਦਾ ਅੰਤ ਦਸਮ ਜਾ ਕਹਿੰਦੇ ਅਵਮਾਨ ਉਤਾਰਨ ਦੇਵਤਿਆਂ ਮੈਖਾ ਸੁਰਸੁਭ ਉਪਾਇਆ ਮੈਖਾ ਸੁਰਸੁਭ ਕਿਉਂ ਪਾਇਆ ਕੀਤੇ ਹੰਕਾਰ ਦੇਵਤਿਆਂ ਨੂੰ ਹੋਇਆ ਤਾਂ ਪਹਿਲਾਂ ਕੀਤੇ ਤਾਂ ਇਹ ਜੇ ਪਹਿਲਾਂ ਕੀਤੇ ਜੀਤ ਲੈ ਤਿੰਨ ਦੇਵਤੇ ਤੇ ਲੋਕੀ ਰਾਜ ਕਮਾਇਆ ਕੌਣ ਸੀ ਉਹ ਦੇਵ ਮੈਂ ਕਹਿੰਦਾ ਉਹ ਨਾ ਤਰਕਸ਼ੀਲ ਉਹਨਾਂ ਕਬਰ ਜਿਹੜੇ ਰੱਬ ਨੂੰ ਨਹੀਂ ਮੰਨਦੇ ਇਹ ਸਿੱਖ ਬਣਾ ਕੇ ਦਿਖਾਉਣ ਨੂੰ ਰੱਬ ਨੂੰ ਦਿਖਾਉਣ ਬਣਾ ਕੇ ਇਹ ਆਪੇ ਨਹੀਂ ਮੰਨਦੇ ਦੂਏ ਨੂੰ ਕੋਈ ਬਣਾਉਣਗੇ ਇਹ ਸਿੱਖ ਦੇਵਤੇ ਹੀ ਨੇ ਹਾਲੇ ਜੇ ਸਿੱਖ ਵੀ ਕੋਈ ਦੇਵਤੇ ਹੀ ਨੇ ਹਾਲੇ ਹੋਰ ਕੁਝ ਨਹੀਂ ਹਕਾਰ ਹੈਗਾ ਨੂੰ ਦੇਵਤੇ ਤਾਂ ਨੇ ਮੱਥਾ ਟੇਕਦੇ ਨੇ ਗੁਰੂ ਘਰ ਨੂੰ ਬੰਦੇ ਨੇ ਵੀ ਹਾਂ ਰੱਬ ਹੈਗਾ ਇੰਨਾ ਹੀ ਮੰਨਦੇ ਨੇ ਹੈਗਾ ਕੀ ਹੈ ਕਿਹਾ ਜਾਏ ਨਹੀਂ ਪਤਾ ਉਹਨੂੰ बना के दिखाओ किधर मेरा बहगा अब बथेरे बैठे ने कहते मेरा बह नहीं ये बना के दसन भी है साबित करना है कह ना कह जे किथे है ਗੁਰਬਾਣੀ ਸਭ ਕੁਝ ਲਿਖਿਆ ਹੋਇਆ ਜੇ ਗੁਰਬਾਣੀ 'ਚ ਲਿਖਿਆ ਇਹਨਾਂ ਨੂੰ ਕਿਉਂ ਨਹੀਂ ਪਤਾ ਇਹਦਾ ਮਤਲਬ ਗੁਰੂ ਵਾਲੇ ਹਾਂਡੀ ਹੈ ਗੁਰੂ ਨਾਲ ਨਹੀਂ ਜੁੜੇ ਹੋਏ ਗੁਰਬਾਣੀ 'ਚ ਲਿਖਿਆ ਹੈ ਹੈਗਾ ਪ੍ਰਭ ਰੱਬ ਜਿਵੇਂ ਵੀ ਹੈਗਾ ਕਿੱਥੇ ਹੈ ਇਹਨਾਂ ਨੂੰ ਪਤਾ ਨਹੀਂ ਤੇਰੇ ਗੁਰੂ ਨਾਲ ਜੁੜੇ ਹੋਏ ਨੇ ਗੁਰੂ ਵਾਲੇ ਨੇ ਗੁਰੂ ਵਾਲਾ ਹੋਇਆ ਜਿਹਨੂੰ ਪਤਾ ਜਿਹਨੂੰ ਨਹੀਂ ਪਤਾ ਗੁਰੂ ਦਾ ਮਤਲਬ ਗਿਆਨ ਗਿਆਨ ਗੁਰੂ ਹੈ ਨਾ ਗਿਆਨ ਗੁਰੂ ਵਾਲਾ ਹੋਇਆ ਜਿਹਨੂੰ ਪਤਾ ਵੀ ਹੈਗਾ ਜੋ ਗੁਰਬਾਣੀ ਦੱਸਿਆ ਉਹਨੂੰ ਪਤਾ ਹੈਗਾ ਉਹ ਗਿਆਨ ਗੁਰੂ ਹੈ ਹਰ ਕਰ ਹੈ ਢਾਹੇ ਉਸਾਰਾ ਉਸਰੇ ਟਾਹੇ ਜਿਹੜੇ ਉਸਰੇ ਹੋਏ ਨੇ ਨਾ ਬਹੁਤ ਗਿਆਨਵਾਨ ਉਸਕੀਨ ਵਰਗੇ ਵੱਡੇ ਉਹ ਉਸਰੇ ਵੀ ਢਾ ਦੇਣੇ ਨੇ ਉਸਰੇ ਉਹ ਹੁੰਦਾ ਜਿਹੜਾ ਆਮ ਪਬਲਿਕ ਨਾਲ ਉੱਚਾ ਹੋਵੇ ਗਲਤ ਉਸਰੇ ਹੈ ਉਸਰੇ ਹੋਇਆ ਢਾਹੀ ਦਾ ਉਸਰੇ ਦਾ ਕੀ ਮਤਲਬ ਹੁੰਦਾ ਉਸਰੇ ਦਾ ਮਤਲਬ ਹੰਕਾਰੀ ਆ ਉਹ ਇਹ ਉਸਰਿਆ ਹਜੂਰ ਦਾ ਗਿਆਨ ਇਹ ਨੀਵਾ ਹੁੰਦਾ ਇਹ ਨਿਵੇਂ ਤੋਂ ਗੋਰਾ ਹੋਇਆ ਉੱਚਾ ਹੋਇਆ ਹੁੰਦਾ ਉਸਰਿਆ ਹੋਇਆ ਜਿਹੜਾ ਇਹ ਗਿਆਨ ਤਤ ਗਿਆਨ ਇਹ ਨੀਵਾ ਹੁੰਦਾ ਇੱਥੇ ਤਾਂ ਸਭ ਕੁਝ ਆ ਕੇ ਖੜਦਾ ਕੋ ਰੁਕਦਾ ਹੈ ਉਸਰੇ ਦੇ ਉੱਤੇ ਕੁਝ ਵੀ ਨਹੀਂ ਖੜਦਾ ਪਹਾੜ ਤੇ ਕਬੂਗ ਨਹੀਂ ਖੜਦੀ ਪੜਦੀ ਖੜਦਾ ਕੁਝ ਕੁਝ ਵੀ ਅਸਰ ਨਹੀਂ ਹੁੰਦਾ ਬਾਣੀ ਦਾ ਉਸਰੇ ਹੋਏ ਤੇ ਜਿਨ ਮਨ ਹੋਰ ਮੁਖ ਹੋਰ ਸਕਾੜੇ ਕੱਚ ਉਸਰੇ ਹੋਏ ਰਜ਼ਾਰੇ ਸਾਰੇ ਉਸਰੇ ਦਾ ਹੰਕਾਰ ਦਾ ਪ੍ਰਤੀਕ ਉਸਰਿਆ ਹੋਇਆ ਉਸਰੇ ਹੋਏ ਢਾਉਣੇ ਨੇ ਜਿਹੜੇ ਲੀਡਰ ਬਣੇ ਹੋਏ ਨੇ ਨਾ ਪ੍ਰਚਾਰਕ ਪਹਿਲਾਂ ਉਹਨਾਂ ਤੇ ਹੀ ਪੈਣੀਆਂ ਨੇ ਜਨਤਾ ਦਾ ਹੀ ਹੈ ਜਨਤਾ ਜਿਹੜਾ ਸੁਣਦੀ ਹੈ ਬੁੱਲੀ ਜਾਂਦੀ ਉਸਰੇ ਢੋਲੇ ਨੇ ਜੋ ਪ੍ਰਚਾਰ ਉੱਪਰ ਉਸਰੇ ਹੋਏ ਢਾਹੇ ਨੇ ਜੋ ਗੁਰਬਾਣੀ ਹੈ ਉਹ ਉਹਨਾਂ ਗੁਰੂਆਂ ਦੇ ਉੱਤੇ ਅਟੈਕ ਕਰ ਰਹੀ ਹੈ ਜਿਹੜੇ ਉਸ ਨੂੰ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਢਾ ਰਹੀ ਹੈ ਜੋ ਢਾਹੇ ਪਬਲਿਕ ਨੂੰ ਪ੍ਰਚਾਰ ਦੂਗਾ ਮਿਲਣਾ ਚਾਹੀਦਾ ਕਹੋ ਮੈਨੂੰ ਲੂਗੀ ਹਾਂ ਸਰ ਪਰ ਸੁੱਖ ਹੈ ਪੀ ਪਰ ਭੁੱਖ ਹੈ ਸਮਰੱਥ ਪਰਵਾਹ ਹੈ ਸਰ ਪਰ ਸੁਖ ਹੈ ਜਿਨ੍ਹਾਂ ਦੇ ਸਮੁੰਦਰ ਵਾਂਗੂ ਕਹਿੰਦੇ ਸਾਡੇ ਅੰਦਰ ਭਰਿਆ ਆ ਸਾਰੇ ਸ਼ਾਸਤਰ ਯਾਦ ਨੇ ਚਤੁਰਵੇਦੀਆਂ ਸੀ ਸਿਮਰਤੀਆਂ ਸ਼ਾਸਤਰ ਜਵਾਨੀ ਯਾਦ ਨੇ ਸਾਰੀ ਰਮਾਇਣ ਦੀ ਕਥਾ ਜਵਾਨੀ ਯਾਦ ਆ ਸਾਰੇ ਅਰਥ ਯਾਦ ਨੇ ਸਾਰੇ ਦਿਮਾਗ ਦੇ ਲੱਦੇ ਹੋਏ ਨੇ ਬਹੁਤ ਗਿਆਨ ਹੈ ਸਮੁੰਦਰ ਜਿੱਡਾ ਉਹਨੂੰ ਇੰਨਾ ਚਿਰ ਸਿਖਾ ਦਿੰਦਾ ਸਕਾ ਦਿੰਦਾ ਸਾਰਾ ਸਾਰ ਭਰ ਸਾਰ ਭਰੇ ਹੋਏ ਸਕਾ ਦਿੰਦਾ ਪਤਾ ਲੱਗਦਾ ਦੁੱਧਾ ਪਾਣੀ ਹੈ ਸਰ ਪਾਣੀ ਜਿਹੜਾ ਗੰਦਾ ਹੁੰਦਾ ਉਹ ਸਕਾਈ ਦੇਣਾ ਚਾਹੀਦਾ ਜੇ ਪੀਣ ਦੇ ਕਾਬਲੇ ਨਹੀਂ ਜਿਹੜੇ ਗਿਆਨ ਦੇ ਵਿੱਚ ਲੋਭ ਹੈ ਉਹ ਗਿਆਨ ਗੰਦਾ ਹੈ ਪੀਣ ਵਾਲਾ ਨਹੀਂ ਪਾਣੀ ਜਿਵੇਂ ਬੂਰ ਆ ਜਾਂਦਾ ਪਾਣੀ ਤੇ ਪਾਣੀ ਤੇ ਬੂਰ ਆਇਆ ਪਾਣੀ ਬਦਬੂ ਛੱਡ ਗਿਆ ਖਰਾਬ ਜਿਹੜੇ ਗਿਆਨ ਦੇ ਉੱਤੇ ਲੋਭ ਹੈ ਉਹ ਗਿਆਨ ਉਸ ਪਾਣੀ ਵਰਗਾ ਛੱਪੜ ਦੇ ਪਾਣੀ ਵਰਗਾ ਜਿਹਦੇ ਤੇ ਬੂਰ ਆਇਆ ਹੋਇਆ ਹਰਿਆਈ ਆਈ ਉਹ ਤਾਂ ਸੁਕਾਉਣਾ ਹੀ ਪੈਂਦਾ ਫੇਰ ਨਵਾਂ ਪਾਣੀ ਪਾਈਦਾ ਜੇ ਉਹਦੇ ਜੇ ਹੋਰ ਪਾ ਦਈਏ ਨਾ ਉਹ ਵੀ ਗੱਦਾ ਹੀ ਹੋ ਜਾਂਦਾ ਬੜੇ ਬੜੇ ਸਰ ਭਰੇ ਹੋਏ ਸੋ ਗੁਰੂ ਅਮਰਦਾਸ ਨੇ ਸਰੇ ਸਿਖਾਇਆ ਸੀ 12 ਸਾਲ ਜੋਰ ਕੀ ਕੀਤਾ ਸੀ ਭਇਆ ਹੈ ਸੀ ਇਹਨਾਂ ਗਿਆਨ ਸੀ ਕੋਈ ਗੁਰੂ ਨਹੀਂ ਮਿਲਿਆ ਵੱਡੇ ਵੱਡੇ ਜਿੰਨੇ ਵੀ ਸੀ ਕੋਈ ਉਹਨਾਂ ਨੂੰ ਸਮਝਾਉਣ ਵਾਲਾ ਗੁਰੂ ਨਹੀਂ ਮਿਲਿਆ ਇੰਨਾ ਗਿਆਨ ਆਪਣੇ ਆਪ ਨੂੰ ਸੀ ਉਹਨਾਂ ਨੂੰ ਪਰ ਜਿਹੜਾ ਮਿਲਿਆ ਉਹਨੇ ਸਾਰੇ ਹੀ ਸਿਖਾਤਾ ਹੋ ਪਹਿਲਾਂ ਸਿਖਾਤਾ ਨਾ ਸਾਰਾ ਹੀ ਭਰੇ ਹੋਏ ਸਰੋਵਰ ਸਕਾਰੀ ਦੇ ਹੁੰਦੇ ਨੇ ਇਹ ਤਤ ਗਿਆਨ ਜਦ ਗਿਆਨ ਪ੍ਰਚੰਡਤਾ ਹੈ ਜੀ ਜਦ ਸੂਰਜ ਚੜਦਾ ਸਾਰਾ ਸਕਾ ਇਹ ਗਿਆਨ ਦਾ ਸੂਰਜ ਚੜਦਾ ਸਾਰੇ ਟੋਪੇ ਛਪੜਾ ਸਕਾ ਦਿੰਦਾ ਛੋਟੇ ਮੋੜੇ ਜਿਹੜੇ ਗਿਆਨ ਸਭ ਸੁੱਕ ਜਾਂਦੇ ਕਿਸੇ ਕੋਲ ਕੋਈ ਕਹਿਣ ਨੂੰ ਕੁਝ ਰਹਿੰਦਾ ਹੀ ਨਹੀਂ ਕੂੜ ਗਿਆ ਹੁੰਦਾ ਉਹਨਾਂ ਝੂੜ ਦੇ ਆਧਾਰ ਤੇ ਹੁੰਦਾ ਕੋਈ ਗਰਾਉਂਡ ਉਹਦਾ ਕੋਈ ਬੇਸ ਹੁੰਦਾ ਹੀ ਨਹੀਂ ਝੂਠੀਆਂ ਸਾਖੀਆਂ ਬੇਸ ਹੁੰਦੇ ਪੀ ਪਰ ਭੁੱਖ ਫਿਰ ਸਕਾ ਕੇ ਨਹੀਂ ਛੱਡ ਦਿੰਦਾ ਐ ਰਿਆ ਵੀ ਸਕਾ ਕੇ ਖਾਲੀ ਕਰਦਾ ਅਗਲੇ ਨੂੰ ਪੀ ਪਰ ਭੁੱਖ ਫਿਰ ਐਸ ਤਰੀਕੇ ਨਾਲ ਭਰਦਾ ਭੁੱਖ ਹੈ ਭੁੱਖ ਹੈ ਆਇਆ ਸੁੱਖ ਹੈ ਦੇ ਨਾਲ ਭੁੱਖ ਹੈ ਭਰ ਕੇ ਪੋਖਾ ਪੋਖਾ ਭੁੱਖਾ ਦਾ ਮਤਲਬ ਤਾਂ ਪੂਰਾ ਨਾ ਨਾ ਆਨੰਦ ਕਰਨਾ ਪੀਣ ਵਾਲਾ ਪਾਣੀ ਹੋਵੇ ਜਿਹੜਾ ਖਾਣ ਵਾਲੀ ਚੀਜ਼ ਹੋਵੇ ਪੋਸ਼ਣ ਕਰਨ ਵਾਲਾ ਪੋਸ਼ਣ ਐ ਤਰੀਕੇ ਨਾਲ ਭਰਦਾ ਹੈ ਕਿ ਆਨੰਦ ਹੋ ਜਾਂਦਾ ਉਹਨੂੰ ਆਨੰਦ ਹੋ ਜਾਂਦਾ ਹੈ ਭਰ ਕੇ ਪੋਖ ਦਿੰਦਾ ਹੈ ਵੀ ਜਿੰਨਾ ਮਰਜੀ ਪੀ ਜਾਏ ਮੁਕਦਾ ਨਹੀਂ ਹੁਣ ਤੇਰਾ ਸਮਰੱਥ ਦੇ ਪ੍ਰਵਾਹ ਹੈ ਜਦ ਪੋਖਿਆ ਫਿਰ ਕੀ ਕਹਿੰਦਾ ਗੁਰੂ ਅਮਰਦਾਸ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਉਹ ਪੀ ਪਰ ਭੁੱਖੇ ਹੀ ਹੈ ਉਹ ਹੋ ਗਿਆ ਨਾ ਆਨੰਦ ਪਹਿਲਾਂ ਕਿਉਂ ਨਹੀਂ ਹੋਇਆ ਆਨੰਦ ਗਿਆਨ ਤਾਂ ਬਹੁਤ ਸੀ ਗੁਰੂ ਤੋਂ ਕੋਈ ਮਿਲਿਆ ਨਹੀਂ ਸੀ ਆਨੰਦ ਕਿਉਂ ਨਹੀਂ ਹੋਇਆ ਉਹ ਸ਼ਾਸਤਰ ਸਿਮਰਤੀਆਂ ਦਾ ਗਿਆਨ ਸੀ ਤਾਂ ਨਹੀਂ ਹੋਇਆ ਉਹ ਛੱਪੜ ਦਾ ਸੀ ਪਾਣੀ ਉਹ ਨੀਰ ਬਰੋਲੀ ਐ ਨਹੀਂ ਮੱਖਣ ਰੀਸਾ ਉਹ ਚ ਮੱਖਣ ਤਾਂ ਹੈ ਨਹੀਂ ਸੀ ਪੀ ਪਰ ਔਖਾ ਲੱਖਾ ਜਨੋ ਵਰਜੀ ਤਖਲ ਖਾਵੋ ਖਰਚੋ ਰਾਮ ਮਿਲ ਭਾਈ ਤੋੜਨਾ ਆਵੋ ਵੱਧ ਹੋ ਜਾਈ ਤੋੜਨੀ ਆਣੀ ਵੱਧੇ ਹੀ ਚਲੇ ਜਾਣਾ ਨੇ ਖਾਏ ਜਾਓ ਜਨੋ ਵਰਜੀ ਸਮਰੱਥ ਬੇਪਰਵਾਹ ਹੈ ਸਮਰੱਥ ਬੇਪਰਵਾਹ ਨਾਲ ਜਿਹੜਾ ਉਹ ਦਿੰਦਾ ਆਦਮੀ ਨਹੀਂ ਦੇ ਸਕਦਾ ਹੈ ਆਦਮੀ ਦੇ ਹੱਥ 'ਚ ਨਹੀਂ ਇਹ ਚੀਜ਼ ਹੈਗੀ ਇਹ ਤਾਂ ਸਮਰੱਥ ਗੁਰੂ ਹੈ ਜਿਹੜਾ ਉਹੀ ਦਿੰਦਾ ਇਹ ਤਾਂ ਦਰਗਾਹ ਹੀ ਹੁੰਦੀ ਹੈ ਬਾਣੀ ਫਿਰ ਤੁਰਕੀ ਇਹ ਤਾਂ ਆਕਾਸ਼ ਗੰਗਾ ਹੀ ਹੁੰਦੀ ਹੈ ਸਿੱਧੀਓ ਪਰਮ ਭੁਲਾਨੇ ਪਏ دیਵਾਨੇ ਮਿਲ ਭਾਗਾ ਕਿਆ ਪਾਈਐ ਬਾਕੀ ਜਿਹੜੇ ਦੂਏ ਨੇ ਜਿਨ੍ਹਾਂ ਕੋਈ ਗਿਆਨ ਹੈ ਨਹੀਂ ਉਹ ਭਰਮ ਭੁਲਾਏ ਉਹ ਸਮਝਦੇ ਨੇ ਅਸੀਂ ਬੜੇ ਗਿਆਨੀ ਹਾਂ ਉਹ ਸਮਝਦੇ ਨੇ ਅਸੀਂ ਬੜੇ ਸੰਤ ਹਾਂ ਭੀੜ ਬੜੀ ਇਕੱਠੀ ਹੁੰਦੀ ਉਹਨਾਂ ਦੀ ਬਗਲ ਇੱਜ਼ਤ ਸੰਸਾਰੀ ਬਹੁਤ ਹੈ ਪਰ ਪੁਲਾਟ ਪਰਮ ਹੋ ਗਿਆ ਉਹਨਾਂ ਨੂੰ ਪਰਮ ਗਿਆਨੀ ਨੇ ਪੈ ਜਮਾਨੇ ਮਾਇਆ ਦੇ ਨੇ ਇਸ ਗੱਲ ਦੇ ਜਮਾਨੇ ਨੇ ਸਾਡੀ ਮਗਰ ਪਬਲਿਕ ਬਹੁਤ ਹੈ ਆਪਣੇ ਗਿਆਨ ਦੇ ਜਮਾਨੇ ਨੇ ਆਪਣੇ ਗਿਆਨ ਤੇ ਕੁਰਬਾਨ ਜਾਂਦੇ ਪਏ ਪਰਮ ਭੁਲਾਣਾ ਬਿਨ ਭਾਗਾਂ ਪਰ ਆ ਗਿਆਨ ਕਿਵੇਂ ਬਣਦਾ ਭਾਗਾਂ ਤੇ ਬਿਨਾ ਤਾਂ ਭਾਗਾਂ ਵਾਲਿਆਂ ਨੂੰ ਬਣਦਾ ਉਹਦਾ ਪੜ ਕੇ ਕੋਈ ਉਹ ਹਾਸਲ ਕਰ ਲੈਂਦਾ ਉਹਦਾ ਕੁਝ ਨਹੀਂ ਹੈ ਜਿਹੜਾ ਸ਼ਾਸਤਰ ਸਿਮਰਤਾ ਦਾ ਗਿਆਨ ਹੈ ਉਹ ਪੜ ਕੇ ਕੋਈ ਹੋਈ ਸਾਖੀਆਂ ਕੋਈ ਉਹ ਸੁਣਾ ਦਿੰਦਾ ਆਪਣੇ ਜਿਹੜੇ ਨੇ ਸੂਰਜ ਪ੍ਰਕਾਸ਼ ਦੀ ਕਥਾ ਕੋਈ ਉਹ ਕਰ ਦਿੰਦਾ ਪੜ ਲੋ ਕੀ ਹੈ ਉਹਦਾ ਉਹਦੀ ਕੀ ਰੱਖਿਆ ਸਾਰੇ ਕਰਦੇ ਹੀ ਨੇ ਕਥਾ ਕਰਕੇ ਦਿਖਾਵੇ ਬਾਣੀ ਦੀ ਕੋਈ ਗੁਰਬਾਣੀ ਦੀ ਕਥਾ ਕਰਕੇ ਦਿਖਾ ਉਹਦਾ ਕੀ ਹੈ ਕੋਈ ਉਹ ਕਰ ਲੂ ਸਾਖੀ ਪੜ ਕੇ ਜਵਾਬ ਸੁਣਾ ਦੂਗਾ ਉਹਦੇ ਸੱਤ ਸਾਖੀਆਂ ਸੁਣਾਉਂਦੇ ਨੇ ਜਵਾਬ ਸੁਣਾ ਸਕਦੇ ਨੇ ਉਹ ਗੁਰਦੁਆਰੇ ਜਿਹੜੇ ਪ੍ਰਚਾਰਕ ਜਵਾਬ ਸੁਣਾਉਂਦੇ ਨੇ ਉਹਨਾਂ ਦਾ ਕੀ ਹੈ ਪੜ ਲਈ ਹੋਈ ਸੁਣਾਤੀ ਤੁਸੀਂ ਰੱਟਾ ਲਾ ਕੇ ਗੁਰਬਾਣੀ ਦੀ ਗੱਲ ਕਰਕੇ ਦਿਖਾਓ ਇਹਦੇ ਵਿੱਚ ਜੋ ਰਹੱਸ ਨੇ ਇਹਦੇ ਵਿੱਚ ਜੋ ਬੋਝ ਭੇਦ ਨੇ ਉਹ ਦੱਸੋ ਦੱਸੋ ਕੀ ਨੇ ਇਹਦੀ ਕਰੋ ਕਥਾ ਇਹ ਭਾਗਾ ਬਿਨਾ ਨਹੀਂ ਮਿਲਦੀ ਹੈ ਇਹ ਨਹੀਂ ਸਮਝ ਆਉਣ ਵਾਲੀ ਗੱਲ ਹੈ ਇਹ ਖੜਿਆ ਤਿੱਖੀ ਬਾਲਾਂ ਵਿੱਚ ਕੀ ਹੈ ਗੱਲ ਇਹ ਸਾਰੀ ਗੱਲ ਬੁੱਝਣ ਵਾਲੀ ਉਹ ਗੱਲ ਸਾਰੀ ਸਮਝਣ ਵਾਲੀ ਉਹ ਤਾਂ ਮਨੁੱਖੀ ਬੁੱਧੀ ਦੇ ਅੰਦਰ ਹੈ ਸਭ ਕੁਝ ਇਹ ਮਨੁੱਖੀ ਬੁੱਧੀ ਤੋਂ ਪਰੇ ਹੈ ਸਭ ਕੁਝ ਮਨੁੱਖੀ ਬੁੱਧੀ ਤੋਂ ਪਰੇ ਹੈ ਆਪਣ ਆਪਣੀ ਬੁੱਧੀ ਤੋਂ ਪਰੇ ਹੈ ਪਰੇ ਵਾਲੀ ਬੁੱਧੀ ਮਿਲੂਗੀ ਉਹ ਆਪਣੀ ਬੁੱਧ ਦਊਗਾ ਤਾਂ ਇਹ ਸਮਝਾਊਗੀ ਇਹ ਔਖਾ ਉਹ ਕੁਛ ਨਹੀਂ ਔਖਾ ਜਿਹੜਾ ਹੋ ਰਿਹਾ ਹੈ ਉਹ ਕੀ ਔਖਾ ਕਿਤਾਬਾਂ ਸਾਰੇ ਪੜ੍ਹਦੇ ਹੀ ਨੇ ਸਕੂਲਾਂ 'ਚ ਪੜ੍ਹਦੇ ਹੀ ਨੇ ਤੂੰ ਥੋੜੀ ਪੜ੍ਹਦੀ ਹੈ ਜਿਹੜਾ ਪੜ੍ਹੂ ਉਹ ਵਿਦਿਆ ਹੈ ਉਹ ਵਿਦਿਆ ਚਲੋ ਇਹਨਾਂ ਦੀ ਵਿਦਿਆ ਵੀ ਹੈ ਹੈ ਤਾਂ ਵਿਦਿਆ ਗੁਰਬਾਣੀ ਨਾਲ ਉਹ ਵਿਦਿਆ ਹੈ ਜਿਹੜੀ ਵਿਦਿਆ ਹੈ ਉਹ ਅਭਿਆਸ ਕਰਨੀ ਹੈ ਡਰਾਈਵਰੀ ਹੈ ਵਿਦਿਆ ਕੋਈ ਸਿੱਖ ਲੋ ਅਭਿਆਸ ਕਰ ਲਓ ਵਿਦਿਆ ਅਭਿਆਸ ਕਰਨੀ ਅਭਿਆਸ ਕਰੋ ਵਿਦਿਆ ਆ ਜਾਂਦੀ ਨਾਮ ਅਭਿਆਸ ਨਹੀਂ ਹੁੰਦਾ ਨਾਮ ਦਾ ਅਭਿਆਸ ਨਹੀਂ ਇਹ ਨਾਮ ਦਾ ਵੀ ਅਭਿਆਸ ਕਰਨ ਲੱਗੇ ਅਭਿਆਸ ਦੇ ਵਿੱਚ ਸਰੀਰ ਇਨਵੋਲਵ ਹੁੰਦਾ ਨਾਮ ਕੋਈ ਅਭਿਆਸ ਨਹੀਂ ਹੈ ਨਾਮ ਨਾਲ ਕਿਤੇ ਅਭਿਆਸ ਨਹੀਂ ਲੱਗਿਆ ਹੋਇਆ ਕਰਮ ਅਭਿਆਸ ਹੈ ਅਭਿਆਸ ਜੇ ਲੱਗਿਆ ਤਾਂ ਕਰਮ ਨਾਲ ਲੱਗਿਆ ਹੋਇਆ ਕਰਮ ਸਰੀਰ ਨਾਲ ਹੁੰਦਾ ਵਿਦਿਆ ਵਿਦਿਆ ਦਾ ਵੀ ਕੰਮ ਸਰੀਰ ਨਾਲ ਵਿਦਿਆ ਅਭਿਆਸ ਕਾਰਨ ਹੀ ਬੁੱਧੀ ਕਰਮ ਅਨੁਸਾਰ ਨਹੀਂ ਬੁੱਧੀ ਹੋਰ ਚੀਜ਼ ਹੈ ਬੁੱਧੀ ਬਖਸ਼ਿਸ਼ ਦੀ ਗੱਲ ਹੈ ਬੁੱਧੀ ਸਾਡੇ ਵਾਸਤੇ ਦੀ ਗੱਲ ਨਹੀਂ ਹੈ ਉਹ ਤਾਂ ਜੈ ਜੀ ਉਹਨੂੰ ਪਾਤੀ ਸਰਵ ਬੁੱਧੀ ਬਦਲ ਕਿਵੇਂ ਸਕਦੀ ਹੈ ਬੁੱਧ ਬਦਲ ਕਿਵੇਂ ਸਕਦੀ ਹੈ ਜੋ ਸੰਸਾਰੀ ਗਿਆਨ ਹੈ ਬੁੱਧੀ ਬਦਲਦਾ ਨਹੀਂ ਹੈ ਧਿਆਨ ਰੱਖਣ ਵਾਲੀ ਗੱਲ ਹੈ ਇੱਕ ਕੱਪੜਾ ਜੇ ਉਹ ਰੇਸ਼ਮ ਹੈ ਤਾਂ ਰੇਸ਼ਮ ਹੀ ਰਹੂਗਾ ਸਾਬਣ ਲਾਉਂਗੇ ਧੋਤਾ ਜਾਊਗਾ ਮੈਲ ਨਿਕਲ ਜੂਗੀ ਮੈਲਾ ਹੋ ਜੂ ਸਾਬਣ ਫੇਰ ਲਾ ਦੋ ਫੇਰ ਵਧੀਆ ਹੋ ਜੂਗਾ ਕੋਈ ਰੰਗ ਦੇ ਦੋਗੇ ਰੰਗ ਵਧੀਆ ਛੱਡ ਜੂ ਡਿਜ਼ਾਈਨ ਬਣਾ ਦੋਗੇ ਚੰਗਾ ਲੱਗਣ ਲੱਗ ਜੂ ਪਰ ਮੂਲ ਰੂਪ ਚ ਰੇਸ਼ਮੇ ਰਹੂ ਜੇ ਖਤਰਾ ਦਾ ਖਤਰੇ ਰਹੂਗਾ ਸਾਬਣ ਨਾਲ ਰੰਗ ਨਾਲ ਡਿਜ਼ਾਈਨ ਨਾਲ ਉਹਦਾ ਮੂਲ ਧਾਗਾ ਨਹੀਂ ਬਦਲ ਸਕਦਾ ਉਹ ਨਹੀਂ ਬਦਲ ਸਕਦਾ ਪਰ ਗੁਰਬਾਣੀ ਵਿੱਚ ਸ਼ਕਤੀ ਹੈ ਉਹ ਬਦਲ ਦੇਣ ਦੀ ਉਹਦਾ ਮੂਲ ਹੀ ਬਦਲ ਦੇਣ ਖੱਦਰ ਨੂੰ ਰੇਸ਼ਮ ਬਣਾ ਦੇਣ ਗੁਰਬਾਣੀ ਉਹ ਸ਼ਕਤੀ ਹੈ ਕਿ ਬੁੱਧ ਬਦਲ ਦੇਣੀ ਉਹ ਬੁੱਧ ਨੂੰ ਚਮਕਾ ਦਿੰਦਾ ਦੂਆ ਗਿਆਨ ਬਦਲਦਾ ਨਹੀਂ ਹੈ ਬੁੱਧ ਨੂੰ ਤੇਜ ਕਰ ਦਿੰਦਾ ਬਦਲਦਾ ਨਹੀਂ ਸਾਡੇ ਕੋਲ ਕੋਈ ਛੁਰੀ ਹੈਗੀ ਉਹਨੂੰ ਤੇਜ ਕਰ ਸਕਦੇ ਹਾਂ ਅਸੀਂ ਪੱਥਰ ਤੇ ਕਸਾ ਕੇ ਲੇਕਿਨ ਲੋਹਾ ਉਹੀ ਰਹੂਗਾ ਲੋਹਾ ਨਹੀਂ ਬਦਲਦਾ ਤੁਸੀਂ ਉਹਨੂੰ ਹਰੇਕ ਬਾਣ ਬਾਣ ਕੇ ਚਿੱਟੀ ਕਰ ਸਕਦੇ ਹੋ ਤੇ ਜੰਗ ਲਾ ਸਕਦੇ ਹੋ ਲੋਹਾ ਉਹੀ ਰਹੂਗਾ ਇਹ ਲੋਹੇ ਤੋਂ ਵੀ ਕੰਚਰ ਬਣਾ ਦਿੰਦੇ ਉਹਦਾ ਸਰੀਰ ਇਹ ਬਦਲਦੇ ਹੀ ਉਹ ਬਦਲਦੀ ਗੁਰਬਾਣੀ ਇਹ ਤਤ ਗਿਆਨ ਹੈ ਬਸ ਇਹ ਦੇ ਵਿਚਾਰ ਸੰਸਾਰੀ ਗਿਆਨ ਤੇ ਫਰਕ ਹੈ ਬੁੱਧ ਬਦਲੀ ਬੁੱਤੇ ਬਦਲੀ ਗਈ ਸਿੱਧ ਪਾਈ ਤਾਂ ਸਭ ਜਾਈ ਹੈ ਜਦ ਬੁੱਧ ਬਦਲੀ ਜਾਂਦੀ ਹੈ ਤਾਂ ਨਿਰਾਕਾਰ ਦੀ ਸਮਝ ਆਉਂਦੀ ਹੈ ਸੋਝੀ ਆਉਂਦੀ ਹੈ ਦੇਖਦਾ ਤਾਂ ਨਿਰਾਕਾਰ ਹੈ ਨਹੀਂ ਨਿਰਾਕਾਰ ਸੋਝੀ ਆਉਂਦੀ ਹੈ ਸਮਝ ਆਉਂਦੀ ਹੈ ਜਿਹੜੀ ਚੀਜ਼ ਦੀ ਸਮਝ ਆ ਗਈ ਉਹਦਾ ਦਰਸ਼ਨ ਹੋ ਜਾ ਹੋ ਗਿਆ ਸਮਝੋ ਉਹ ਦਰਸ਼ਨੇ ਹੁੰਦਾ ਸਭ ਆਉਣੀ ਵੀ ਦਰਸ਼ਨੇ ਹੁੰਦਾ ਬੁੱਧ ਬਦਲੀ ਸਿੱਧ ਪਾਈ ਜਦ ਬੁੱਧ ਬਦਲ ਜੂਗੀ ਇੱਕਦਮ ਰਤਨ ਤਿਆਗ ਕੌਡੀ ਸੰਦ ਰਚਾ ਵਾਲੀ ਬਦਲਦੀ ਐ ਕੌਡੀ ਨਾਲ ਹੀ ਫਿਰ ਆਇਦਾ ਰਤਨ ਦੀ ਤਿਆਗ ਦਾ ਬਸ ਇਹ ਤਾਂ ਪੁੱਠਾ ਹੋ ਜਾਣਾ ਉਲਟੀ ਰੇ ਬਨ ਉਲਟੀ ਰੇ ਸਾਤਾਂ ਨਾਲੋਂ ਮਤ ਉਲਟੀ ਕੱਲੀ ਬੁੱਧ ਉਲਟ ਗਈ ਬਿਲਕੁਲ 180 ਡਿਗਰੀ ਤੇ ਚਲੀ ਗਈ ਜੇ ਉਹ ਪੱਛਮ ਨੂੰ ਜਾਂਦੇ ਨੇ ਤਾਂ ਪੂਰਬ ਨੂੰ ਜਾਂਦੇ ਗੁਰਬਾਣੀ ਵਿਚਾਰ ਵਿਚਾਰਧਾਰਾ ਹੀ ਉਲਟ ਪਰਮ ਭੁਲਾਨੇ ਭਏ دیਵਾਨੇ ਮਿਲ ਭਾਗਾ ਕਿਆ ਪਾਈਐ ਪਰਮ ਭੁਲਾਨੇ ਭਏ دیਵਾਨੇ ਮਿਲ ਭਾਗਾ ਕਿਆ ਪਾਈਐ ਐਵੇਂ ਸਾਨੂੰ ਹੈਗਾ ਉਥੋਂ ਆ ਮਿਲ ਜੂ ਉਥੋਂ ਆ ਮਿਲ ਜੂ ਉਥੇ ਜਾ ਕੇ ਸੁਖ ਸੁਖ ਲੋ ਕੋਈ ਇਹ ਭਰਮ ਉਹ ਜੋ ਪਰਮੇਸ਼ਰ ਦਾ ਪਾਣਾ ਉਹ ਤੇ ਬਿਨਾ ਭਾਗਾ ਦੇ ਬਿਨਾ ਕੁਝ ਨਹੀਂ ਹੁੰਦਾ ਜੋ ਤੁਹਾਨੂੰ ਮਿਲਣਾ ਕਦੇ ਜਾਂਦਾ ਨਹੀਂ ਸੁੱਖਾਂ ਸੁੱਖੀਆਂ ਦਾ ਕੁਝ ਮਿਲਦਾ ਜਿੱਤੇ ਤੱਕ ਮਾਇਆ ਦੀ ਗੱਲ ਹੈ ਮੈਨੂੰ ਭਾਗਾਂ ਕਿਆ ਪਾਈਏ ਜਿਹੜੀ ਚੀਜ਼ ਭਾਗਾਂ ਚੋਂ ਤਾਂ ਮਿਲੇ ਜਾਣੀ ਹੈ ਜਿਹੜਾ ਤੁਹਾਡਾ ਹਿੱਸਾ ਉਹਦਾ ਤਾਂ ਰੁਲੇ ਜਾਣ ਉਹਦੇ ਖਾਤਰ ਸੁੱਖਾਂ ਸੁੱਖਣ ਦੀ ਕੀ ਲੋੜ ਹੈ ਬਈ ਉਹਦੇ ਖਾਤਰ ਨਾਮ ਜਪਣ ਦੀ ਕੀ ਲੋੜ ਹੈ ਤੁਹਾਨੂੰ ਉਹਦੇ ਖਾਤਰ ਧਰਮ ਧਰਮ ਕਰਨ ਦੀ ਕੀ ਲੋੜ ਹੈ ਜੋ ਤੁਹਾਡੇ ਹੈ ਹੀ ਭਗਤ ਵਿੱਚ ਉਹਦੇ ਖਾਤਰ ਕੁਝ ਨਹੀਂ ਕਰਨ ਦੀ ਲੋੜ ਹੈ ਪਰ ਫਿਰ ਵੀ ਲੋਕ ਪਾਗਲ ਹੋਏ ਨੇ ਪਰ ਭੁਲਾ ਨੇ ਪੈਦਵਨ ਫਿਰ ਵੀ ਪਾਗਲ ਹੋਏ ਨੇ ਉਹ ਘੜਪਾੜ ਕਰਦੇ ਨੇ ਕਰਾਈ ਜਾਓ ਕਰਾਈ ਜਾਂਦੇ ਨੇ ਉਹਨਾਂ ਦਾ ਬਿਜਲ ਚੱਲਦਾ ਇਹ ਬੇਵਕੂਫ ਨੇ ਧਰਮ ਦੇ ਨਾਂ ਤੇ ਜਿਹੜਾ ਚੱਲਦਾ ਨਾ ਇਹ ਖੇਲ ਸਾਰਾ ਬਿਜ਼ਨਸ ਉਹਨਾਂ ਖਾਤਰ ਭਗਤੀਏ ਭਰਮ ਭੁਲਾਣੇ ਹੋਏ ਦਿਵਾਏ ਫਿਰ ਭਾਗਾਂ ਕਿਆ ਪਾਈਏ ਭਾਗਾਂ ਦੇ ਬਿਨਾਂ ਕੀ ਕਿਸ ਨੂੰ ਮਿਲ ਜੂਗਾ ਕੁਝ 100 ਖੰਡ ਪਾਠ ਕਰਾ ਲਓ ਜੇ ਔਲਾਦ ਹੋਣੀ ਨਹੀਂ ਤਾਂ ਨਹੀਂ ਹੋਣੀ ਕਰਕੇ ਦਿਖਾਓ ਕਿਵੇਂ ਹੋ ਜੂ ਰੋਜ਼ ਕਰਾਈ ਜਾਓ ਸਾਰੀ ਜ਼ਿੰਦਗੀ ਇਹ ਨਹੀਂ ਹੋਣੀ ਤਾਂ ਨਹੀਂ ਹੋਣੀ ਜੇ ਹੋਣੀ ਹੈ ਤਾਂ ਕੋਈ ਹਟਾ ਕੇ ਦਿਖਾਵੇ ਐ ਹੋਣ ਲੱਗੇ ਦਾਦਾ ਇੱਥੇ ਖੰਡ ਪਾੜ ਕਰ ਕਰ ਪਾਕਿਸਤਾਨ ਉਦਾਂ ਹੀ ਮਾਰ ਦੇਣ ਉਹ ਸਾਨੂੰ ਕਲਾਮਾਂ ਮਾਰ ਪੜੇ ਇੱਥੇ ਬੈਠੇ ਨੂੰ ਮਾਰ ਦੇਣ ਕਿ ਇਦਾਂ ਹੋਣ ਲੱਗਣ ਫਿਰ ਤਾਂ ਸਾਰਾ ਸਿਸਟਮ ਐ ਲਾ ਲਈਏ ਅਸੀਂ ਖਤਮ ਕਰ ਦਈਏ ਕੁਦਰਤ ਦਾ ਸਿਸਟਮ ਖਤਮ ਇਹ ਹਿੰਦੂ ਮਤ ਹੈ ਵੀ ਮੰਤਰਾਂ ਨਾਲ ਆਇਆ ਹੋ ਜਾਂਦਾ ਇਸਲਾਮ ਮਤ ਹੈ ਗੁਰਮਤ ਨਹੀਂ ਮੰਨਦੀ ਫਿਰ ਪਰਮੇਸ਼ਰ ਦਾ ਤਾਂ ਕੋਈ ਕੰਟਰੋਲ ਕਿਤੇ ਹੋਇਆ ਹੀ ਨਾ ਉਹਦਾ ਕਾਹਦਾ ਕੰਟਰੋਲ ਹੈ ਗਿਆ ਸਾਡੇ ਮਰਜ਼ੀ ਹੈ ਜੋ ਮਰਜ਼ੀ ਕਰੀਏ ਇਹ ਸਰ ਭਰਮ ਪਰਮ ਕੌਣ ਬੋਲਦੇ ਨੇ ਪਰਮ ਗਿਆਨੀ ਬੋਲਦੇ ਨੇ ਜਿਨ੍ਹਾਂ ਨੇ ਧਰਮ ਨੂੰ ਧੱਦਾ ਬਣਾਇਆ ਹੋਇਆ ਉਹ ਬੋਲਦੇ ਨੇ ਉਹਨਾਂ ਦਾ ਬਿਜ਼ਨਸ ਚੱਲਦਾ ਇਹ ਗੱਲਾਂ ਦਾ ਪ੍ਰਚਾਰ ਕਿਉਂ ਨਹੀਂ ਹੋਇਆ ਕਦੋਂ ਤੋਂ ਬੰਦ ਹੋਇਆ ਜਦੋਂ ਤੋਂ ਸਾਦਾ ਕੋਲ ਗੁਰਦਾਰੇ ਗਏ ਨੇ ਉਦੋਂ ਬੰਦ ਕੀਤਾ ਸਾਦਾ ਨੂੰ ਤਾਂ ਫਿਰ ਐ ਨਾ ਪੈਸਾ ਚਾਹੀਦਾ ਸੀ ਉਹ ਤਾਂ ਹਿੰਦੂ ਬਾਤ ਅਸਲ ਜੇ ਹਿੰਦੂ ਬਾਤ ਉਦੋਂ ਤੋਂ ਲਾਗੂ ਹੋਈ ਹੈ ਇਹਨਾਂ ਨੇ ਬੰਦ ਨਹੀਂ ਕੀਤੀ ਇਹਨਾਂ ਦਾ ਮਤਲਬ ਵੀ ਬੰਦ ਕਰਨ ਵਾਲਾ ਮਤ ਹੈ ਨਹੀਂ ਸੀ ਇਹ ਸਾਰੇ ਸਿਆਸੀ ਆਦਮੀ ਸੀ ਗੋਲ ਕੇ ਨੂੰ ਚਾਹੀਦੀ ਦੀ ਗੋਲ ਖਬੜ ਗਈ ਜਦੇ ਸਿਆਸੀ ਤੋਂ ਹੈ ਕਿ ਗੁਰਬਾਣੀ ਵੱਲ ਨੂੰ ਤਾਂ ਇਹ ਗਏ ਨਹੀਂ ਗੁਰਦੁਆਰਾ ਸੁਧਾਰ ਲਹਿਰ ਇਹਨਾਂ ਨੇ ਆਪਣੇ ਨਾਮ ਰੱਖਿਆ ਗੁਰਦੁਆਰਿਆਂ ਦਾ ਸੁਧਾਰ ਕੀ ਕਰਨਾ ਦਾ ਜਿਹੜਾ ਪਹਿਲਾਂ ਹੀ ਗੁਰਦੁਆਰਿਆਂ ਦਾ ਸੁਧਾਰ ਕੀ ਕਰਨਾ ਸੀ ਸੁਧਾਰ ਕਰਨਾ ਸੀ ਇਹਨਾਂ ਨੇ ਆਪਣਾ ਵੀ ਗੁਰਦੁਆਰਿਆਂ ਦੇ ਵਿੱਚ ਵਧੀਆ ਪੱਥਰ ਲਾ ਦਈਏ ਸੁਧਾਰ ਹੋ ਗਿਆ ਇੱਥੇ ਕੋ ਕਰਮ ਨਾ ਹੋਵੇ ਇੱਥੇ ਕੋ ਉਲਟੀ ਪੜਾਈ ਨਾ ਹੋਵੇ ਚਲੋ ਜੇ ਸੁਧਾਰ ਅਸੀਂ ਇਹਦੇ ਅਰਥੇ ਲਈਏ ਵੀ ਗੁਰਮਤਿ ਜਿਹੜੀ ਪੜ੍ਹਾਈ ਨਹੀਂ ਹੁੰਦੀ ਸੀ ਉਲਟ ਹੁੰਦੀ ਸੀ ਉਹਨੂੰ ਲਿਆ ਕੇ ਗੁਰਮਤਾਂ ਵਾਲੀ ਪੜ੍ਹਾਈ ਕਰੀਏ ਫਿਰ ਤਾਂ ਚਲੋ ਮੰਨਦੇ ਤੇ ਗੁਰਦੁਆਰਾ ਸੁਧਾਰੇ ਕਹਿ ਲੋ ਚਾਹੇ ਵੀ ਗੁਰਦੁਆਰਿਆਂ ਦੇ ਵਿੱਚ ਉਲਟੇ ਕੰਮ ਹੁੰਦੇ ਤੇ ਬੰਦ ਕਰਕੇ ਅਸੀਂ ਗੁਰਮਤਾਂ ਵਾਲੀ ਪ੍ਰਚਾਰ ਸ਼ੁਰੂ ਕਰਤਾ ਪਰ ਉਹਦਾ ਇਹਨਾਂ ਨੇ ਕੀਤਾ ਉਹ ਇਹ ਕਰਦੇ ਤਾਂ ਆਪਣਾ ਆਪ ਸੁਧਾਰਨਾ ਪੈਂਦਾ ਸੀ ਕਿਉਂ ਨਹੀਂ ਕੀਤਾ ਉਹਦਾ ਵੀ ਕਾਰਨ ਪਹਿਲਾ ਫਾਸੀ ਇਹਨਾਂ ਦੇ ਗਲਤ ਪੈਂਦੀ ਸੀ ਪਹਿਲਾਂ ਆਪਣੇ ਆਪ ਨੂੰ ਸੁਧਾਰ ਦੇ ਤਾਂ ਗੱਲ ਬਣਦੀ ਸੀ ਆਪਣੇ ਆਪ ਨੂੰ ਨੇ ਆਪਣੇ ਆਪ ਨੂੰ ਨੂੰ ਕੋਈ ਤਾਂ ਇਹਦਾ ਦਿਵਾਨੇ ਨੇ ਮਾਇਆ ਕੇ ਦਿਵਾਨੇ ਇਹ ਸਾਰੇ ਆਦਮੀ ਨੂੰ ਹੋਏ ਜਿੱਦੇ ਮੰਦਰਾਂ 'ਚ ਗੁਰਦਾਰੇ 'ਚ ਬੰਦੇ ਹੁੰਦੇ ਨੇ ਆ ਪੂਜਾ ਵਾਲੇ ਬੰਦੇ ਹੁੰਦੇ ਨੇ ਸੁਧਾਰ ਨਹੀਂ ਕਰਦੇ ਹੁੰਦੇ ਉਹ ਭਰਮ ਜਾਲ 'ਚ ਫਸਾ ਕੇ ਰੱਖਦੇ ਹੁੰਦੇ ਲੋਕਾਂ ਬਸ ਜਿਹੜੇ ਭਗਤ ਨੇ ਪੂਰੇ ਨਿਕਲ ਗਏ ਜਿਹੜੇ ਬਾਹਰ ਉਹ ਇਹਦਾ ਕਰ ਨਹੀਂ ਸਕਦੇ ਉਹ ਨਹੀਂ ਕਰਦੇ ਉਹ ਤਾਂ ਹੀ ਇਹਨਾਂ ਤੇ ਬੜਾ ਬੜਾ ਅਟੈਕ ਕਰਦੇ ਨੇ ਸਾਰੀਆਂ ਮੱਤਾਂ ਤੇ ਇਹਨਾਂ ਨੂੰ ਤਾਂ ਹੀ ਐਸੇ ਕਹਿੰਦੇ ਤਾਂ ਆਪਣੇ ਆਪ ਨੂੰ ਨੇ ਹਮ ਐਸੇ ਅਪਰਾਧੀ ਪਰ ਆਪ ਦਾ ਅਪਰਾਧੀ ਅਸਲ 'ਚ ਹੈ ਨਹੀਂ ਹਮ ਲਫ਼ਜ਼ ਸਾਰਿਆਂ ਵਾਸਤੇ ਵਰਤ ਲਿਆ ਨਾ ਜਿਨ ਪ੍ਰਭ ਜੀਉ ਪਿੰਡ ਤੇ ਦੀਨ ਤਿਸ ਕੀ ਭਾਉ ਭਗਤ ਨਹੀਂ ਸਾਦੀ ਉਹਦੀ ਭਾਉ ਭਗਤ ਨਹੀਂ ਸਾਦੀ ਮੰਨਦੇ ਕਿਸੇ ਹੋਰ ਨੂੰ ਹੀ ਮੂਰਤੀ ਕਿਸੇ ਹੋਰ ਦੀ ਬਣਾ ਰੱਖੀ ਹੈ ਭਾਉ ਭਗਤ ਨਹੀਂ ਸਾਦੀ ਲੱਭਦਾ ਹੈ ਭਗਤ ਬੁੱਝਣੀ ਸੀ ਕੀ ਹੈ ਉਹਦੀ ਬੁਝੀ ਵਾਲੀ ਵਕਤ ਹੋਰੇ ਕਰੀ ਜਾਂਦੇ ਜਿਹੜੇ ਜੀਵ ਔਰ ਪਿੰਡ ਸਰੀਰ ਦਿੱਤੇ ਸੀ ਉਹ ਕੌਣ ਹੈ ਉਹਨੂੰ ਪਹਿਲਾਂ ਤਾਂ ਖੋਜਦੇ ਸਮਝਦੇ ਕੌਣ ਫਿਰ ਉਹਦੀ ਭਗਤੀ ਕਰਦੇ ਫਿਰ ਉਹਦੇ ਨਾਲ ਭਾਉ ਭਗਤ ਕਰਦੇ ਪ੍ਰੇਮ ਪ੍ਰੇਮਾ ਭਗਤੀ ਕਰਦੇ ਉਹਦੇ ਨਾਲ ਉਹਦਾ ਕੀਤੀ ਨਹੀਂ ਫਿਰ ਕਿਸੇ ਨੇ ਹੁਣ ਕਰ ਰਿਹਾ ਕੋਈ ਕੀ ਫਾਇਦਾ ਹੋਇਆ ਲਿਖੇ ਦਾ ਗੁਰਬਾਣੀ ਜਿਹੜਾ ਲਿਖੇ ਦਾ ਕੀ ਫਾਇਦਾ ਹੋਇਆ ਜਿਹੜੇ ਗੁਰੂ ਨਾਲ ਜੋੜਦੇ ਨੇ ਉਹ ਗੁਰਬਾਣੀ ਨਾਲ ਜੋੜਨ ਜਿੰਦ ਨਾਲ ਜੋੜਦੇ ਨੇ ਗੁਰੂ ਜੀ ਨਾਲ ਰਮਾਲਿਆਂ ਨਾਲ ਜੋੜਦੇ ਨੇ ਕਾਦੇ ਨਾਲ ਜੋੜਦੇ ਨੇ ਪੀੜੇ ਨਾਲ ਜੋੜਦੇ ਨੇ ਕਾਦੇ ਨਾਲ ਜੋੜਦੇ ਜੋੜਦੇ ਕਾਦੇ ਨਾਲ ਉਹ ਗੁਰਬਾਣੀ ਗੁਰੂ ਹੈ ਹੋਰ ਕੁਝ ਗੁਰੂ ਹੈ ਬਾਣੀ ਨਾਲ ਜੋੜੋ ਤੁਸੀਂ ਗੁਰਬਾਣੀ ਨਾਲ ਹੀ ਜੇ ਜੋੜਦੇ ਤਾਂ ਗੁਰੂ ਨਾਲ ਨਹੀਂ ਜੋੜਦੇ ਜੇ ਗੁਰਬਾਣੀ ਨਾਲ ਨਹੀਂ ਜੁੜਦੇ ਤਾਂ ਗੁਰੂ ਨਾਲ ਨਹੀਂ ਜੁੜਦੇ ਇਹ ਸੱਚ ਹੈ ਯਾ ਤੁਸੀਂ ਦੱਸੋ ਉਹ ਦੱਸਣ ਕਿ ਗੁਰੂ ਨਾਲ ਕਿਵੇਂ ਜੋੜਦੇ ਹੋ ਤੁਸੀਂ ਕਿਵੇਂ ਜੋੜਦੇ ਹੋ ਗੁਰੂ ਨਾਲ ਧੜੇ ਆਪਣੇ ਆਪਣੇ ਬਣਾਈ ਬੈਠੇ ਹੋ ਉਹ ਗੁਰੂ ਨਾਲ ਵੀ ਤਾਂ ਜੋੜਦੇ ਨੇ ਵੀ ਜੇ ਹੋਰ ਇੱਧਰ ਉੱਧਰ ਜਾਂਦੇ ਨੇ ਤਾਂ ਗੋਲ ਕੱਢਦੀ ਹੈ ਸਰਸੇ ਵਾਲੇ ਕੋ ਸੰਗ ਜਾਂਦੀ ਹੈ ਗੋਲ ਕੋਥੇ ਚਲੀ ਜਾਂਦੀ ਹੈ ਜਿੰਨੀ ਜ਼ਿਆਦਾ ਸੰਗ ਤਾਂ ਉਹ ਗੋਲ ਕਿ ਜ਼ਿਆਦਾ ਹੋਊ ਗੋਲਕ ਨਾਲ ਜੋੜਦੇ ਨੇ ਗੋਲ ਉਹਨਾਂ ਦੇ ਜੇ 'ਚ ਉਹਨਾਂ ਨੇ ਗੁਰੂ ਦੇ ਕੀ ਲੈਣ ਗੁਰੂ ਨਾਲ ਤਾਂ ਆਪ ਨਹੀਂ ਜੁੜੇ ਹੋਏ ਹੋ ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ ਹਾਂ ਉਧਰ ਹੁਣ ਆ ਗਿਆ ਗੁਰਮੁਖ ਪਹਿਲਾਂ ਤਾਂ ਆ ਗਈ ਮਨਮੁਖਾਂ ਦੀ ਗੱਲ ਆ ਗਈ ਨਾ ਇੱਥੇ ਤੱਕ ਹੁਣ ਆ ਗਿਆ ਗੁਰਮੁਖ ਗੁਰਮੁਖ ਦੇ ਜਿਹੜੀ ਗਿਆਨ ਡੋਰੀ ਹੈ ਗਿਆਨ ਡੋਰੀ ਹੁੰਦੀ ਕੀ ਹੈ ਗਿਆਨ ਡੋਰੀ ਹੁੰਦੀ ਹੈ ਸੁਰਤ ਗਿਆਨ ਦੀ ਡੋਰੀ ਜਿਹੜੀ ਹੈ ਸੁਰਤ ਹੈ ਧਿਆਨ ਜੇ ਧਿਆਨ ਜਿਹੜੀ ਟਿਕਿਆ ਹੋਇਆ ਤਾਂ ਉਹ ਤੋਂ ਗਿਆਨ ਪ੍ਰਾਪਤ ਹੋਊ ਜੇ ਧਿਆਨ ਨਹੀਂ ਗੱਲ 'ਚ ਗਿਆਨ ਤੋਂ ਕੀ ਮਿਲਣਾ ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ ਉਹਨਾਂ ਨੇ ਤਾਂ ਪ੍ਰਭ ਦੇ ਹੱਥੀਂ ਗਿਆਨ ਡੋਰੀ ਦਿੱਤੀ ਹੈ ਕਿਉਂਕਿ ਮਨ ਵਿੱਚ ਮਨ ਵਿੱਚ ਹੈ ਨਾ ਸਤਗੁਰ ਕੋਲ ਜਿੱਥੇ ਮਨ ਆ ਉੱਥੇ ਧਿਆਨ ਜਿੱਥੇ ਧਿਆਨ ਉੱਥੇ ਬੋਲ ਸੂਰਦਾਸ ਮਨ ਪ੍ਰਭ ਹੱਥ ਦੀਨੋ ਲੈਨੋ ਹੈ ਪਰਲੋਕ ਉਹਨਾਂ ਨੇ ਤਾਂ ਪ੍ਰਭ ਨੇ ਪਕੜੀ ਹੋਈ ਹੈ ਡੋਰੀ ਗੁਰਮੁਖਾਂ ਦੇ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੱਚੇ ਤਿਨ ਜਾਈਏ ਜੋ ਜੋ ਖਿੱਚਦਾ ਨਾ ਬਾਹ ਨੂੰ ਬੜਾਤੀ ਬਾਹ ਫੜ ਕੇ ਕਹਿੰਦਾ ਕੱਢ ਲਿਆ ਮੈਂ ਬਾਹੇ ਗਏ ਕੀ ਲਾਜ ਹਸ ਗੋਬਿੰਦ ਦਾਸ ਸੁਹਾਵ ਹੈ ਨਾ ਦਸ ਪ੍ਰੰਤ ਜਲਦੀ ਲਗਾ ਲਾਦ ਨਾਲ ਉਹਨਾਂ ਨੇ ਤਾਂ ਬਾਹ ਉਹਨੂੰ ਫੜਾਈ ਹੋਈ ਹੈ ਉਹ ਕੱਢੂਗਾ ਤਾਂ ਨਿਕਲਣਗੇ ਇਸ ਦਲਦਲ ਚੋਂ ਇਸ ਪਰਮ ਗਿਆਨ ਦੇ ਜਾਲ ਚੋਂ ਉਹ ਨਿਕਲਦਾ ਹੈ ਜਿਹਦੇ ਗਿਆਨ ਦੀ ਡੋਰੀ ਪ੍ਰਭ ਨੂੰ ਫੜਾਈ ਹੋਈ ਹੈ ਅੰਦਰ ਜੁੜੀ ਹੋਈ ਹੈ ਜਿਹਦੀ ਡੋਰੀ ਪ੍ਰਭ ਪਕੜੀ ਜਿਨ ਖਿੱਚਿਆ ਤਰ ਜਾਈਏ ਉੱਥੇ ਉੱਥੇ ਅੰਦਰ ਨੂੰ ਜਾਈ ਜਾਂਦੇ ਨੇ ਅੰਦਰ ਨੂੰ ਜਾਈ ਜਾਂਦੇ ਨੇ ਅੰਦਰ ਨੂੰ ਪ੍ਰਭ ਦੇ ਨਾਲ ਹੀ ਮਿਲ ਜਾਣਾ ਜਾ ਕੇ ਉਹ ਡੋਰ ਖਿੱਚੀ ਜਾਂਦਾ ਰੇੜੇ ਨੂੰ ਜਾਈ ਜਾਂਦਾ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁਣ ਨਾ ਪਛੋਤਾਈ ਹੈ ਫਿਰ ਕੀ ਕਰਦੇ ਨੇ ਜਿਹਨਾਂ ਦੀ ਡੋਰੀ ਫੜੀ ਹੋਈ ਹੈ ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਹਰ ਗੁਣ ਗਾਉਂਦੇ ਨੇ ਉਹ ਜੋ ਦੇਖਦੇ ਨੇ ਉਹੀ ਗਾਉਂਦੇ ਨੇ ਜਦ ਦੇਖਾਂ ਤਾਂ ਬਖਾਵਾਂ ਜਦ ਦੇਖਾਂ ਤਾਂ ਬਖਾਵਾਂ ਤੇਰੇ ਜਨ ਕੇ ਦਰਸ਼ਨ ਪਾਉ ਉਹ ਸਿਰਫ ਗਾਉ ਕੀ ਕਰਦੇ ਨੇ ਜਸ ਕਰਦੇ ਨੇ ਉਹਨਾਂ ਹਰ ਗੁਣ ਗਾਉਂਦੇ ਨੇ ਉਹ ਗੁਣ ਗਾਇਨ ਕਰਦੇ ਨੇ ਹਰ ਗੁਣ ਗਾਏ ਸਦਾ ਰੰਗ ਰਾਤੇ ਸਦਾ ਰੰਗ ਰਾਤੇ ਉਹਦੇ ਰੰਗ ਦੇ ਰੰਗ ਰਹਿੰਦੇ ਬਾਹਰ ਨਾ ਪਛਤਾਈ ਜਾਏ ਉਹਨਾਂ ਨੂੰ ਪਛਤਾਉਣਾ ਪੈਂਦਾ ਹੀ ਨਹੀਂ ਪਛਤਾਉਣਾ ਉਹਨਾਂ ਨੂੰ ਪੈਂਦਾ ਜਿਹੜੇ ਉਹ ਤੋਂ ਭੁੱਲੇ ਹੋਏ ਨੇ ਪਰਮੇਸ਼ਰ ਤੋਂ ਭੁੱਲਿਆ ਉਹਨਾਂ ਨੇ ਪਛਤਾਉਣਾ ਹੀ ਉਹਨਾਂ ਨੂੰ ਪਛਤਾਉਣਾ ਪੈਂਦਾ ਹੀ ਨਹੀਂ ਜਿਹਨੂੰ ਰੋਗ ਲੱਗੂ ਰੋਗੀ ਪਛਤਾਊਗਾ ਤੇ ਰੋਗੀ ਕਿਉਂ ਪਛਤਾਊ ਬੋੜ ਨਾ ਪਛੋਤਾ ਗਿਆ ਪੱਬਾ ਭਾਲੇ ਗੁਰਮੁਖ ਪੂਜੇ ਤਾਂ ਨਿਜ ਘਰ ਵਾਸਾ ਆਈਐ ਪੱਬਾ ਭਾਲੇ ਜਿਹੜੇ ਟੁੱਟਦੇ ਨੇ ਭਾਲਦੇ ਨੇ ਗੁਰਮੁਖੀ ਢੋਲ ਢੋਲਦਿਆਂ ਹਰ ਸੱਜਣ ਲੱਦਾ ਰਾਮ ਰਾਜ ਗੁਰਮੁਖ ਢੋਲਦੇ ਨੇ ਜਿਹੜੇ ਢੋਲਦੇ ਨੇ ਲੱਭ ਲੈਂਦੇ ਹਰ ਸੱਜਣ ਲੱਭ ਲੈਂਦੇ ਨੇ ਉਹ ਜਿਹੜੇ ਢੂੰਡਦੇ ਨੇ ਢੂੰਡਦੇ ਕਿੱਥੇ ਨੇ ਢੂੰਡਦੇ ਨੇ ਹਿਰਦੇ 'ਚ ਆਪਣੇ ਅੰਦਰ ਪਤਾ ਉਹਨਾਂ ਨੂੰ ਵੀ ਅੰਦਰ ਕਬੀਰ ਨੇ ਦੱਸਿਆ ਸੀ ਸਭਾ ਘਟਨਾ ਬੋਲੇ ਉਹ ਧਿਆਨ ਰੱਖਦੇ ਨੇ ਬੋਲਦਾ ਕਿੱਥੇ ਹੈ ਜਿੱਥੇ ਬੋਲਦਾ ਉੱਥੇ ਸੁਰਤੀ ਚਲੀ ਜਾਂਦੀ ਵੀ ਇੱਥੇ ਹੈ ਜਿੱਥੋਂ ਆਵਾਜ਼ ਆਉਂਦੀ ਹੈ ਸੁਰਤ ਸ਼ਬਦ ਦੇ ਉੱਤੇ ਟਿਕਾ ਕੇ ਰੱਖਦੇ ਨੇ ਆਵਾਜ਼ ਕਿੱਥੋਂ ਆਉਂਦੀ ਹੈ ਜੋ ਚੀਜ਼ ਜਿੱਥੇ ਬੋਲਦੀ ਹੈ ਉੱਥੇ ਹੁੰਦੀ ਹੈ ਗੋਬਿੰਦ ਕੀ ਜਿਹੜੀ ਬਾਣੀ ਜਿੱਥੋਂ ਬੋਲਦੀ ਹੈ ਉੱਥੇ ਧਿਆਨ ਹੁੰਦਾ ਉੱਥੇ ਗੋਬਿੰਦ ਹੁੰਦਾ ਬਾਣੀ ਉਹ ਗੋਬਿੰਦ ਬਾਣੀ ਆ ਗੋਬਿੰਦ ਦਾ ਡਾਟ ਨਹੀਂ ਹਣ ਬਾਣੀ ਹੀ ਗੁਰੂ ਹੈ ਗੁਰੂ ਹੀ ਬਾਣੀ ਹੈ ਬਸ ਗੋਬਿੰਦ ਕੀ ਬਾਣੀ ਹੈ ਉਹ ਗੋਬਿੰਦ ਜਿਹੜਾ ਬਾਣੀ ਹੈ ਪਾਣੀ ਹੋਵੇ ਕੋਈ ਗੱਲ ਲਹਿਰਾ ਪਾਣੀ ਕਿਤੇ ਦੋਸਦੇ ਨੇ ਪੱਬੈ ਭੋਜਨ ਮਾਰਗ ਦਿਖਣਾ ਆਸ ਮੇਰਾ ਸਾਥ ਤਰੀਆ ਪੱਬਾ ਭਵਜਲ ਦੇਖੋ ਦੋਏ ਪੱਬੇ ਨੇ ਪੱਬਾ ਭਾਲਣ ਚ ਵੀ ਲੱਗਿਆ ਪੱਬਾ ਭਰਨ ਚ ਵੀ ਹੈ ਪੱਬਾ ਦਾ ਪੈ ਵੀ ਬਣਦੀ ਹੈ ਪੱਬਾ ਭੋਜਨ ਮਾਰਗ ਵਿਖੜਾ ਆਸ ਨਿਰਾਸਾ ਤਰੀਕਾ ਔਰ ਭੱਬੇ ਨਾਲ ਭਗਤੀ ਵੀ ਬਣਦੀ ਹੈ ਭਗਤ ਵੀ ਭੱਬੇ ਨਾਲ ਬਣਦਾ ਹੈ ਭੋਜਨ ਵੀ ਭੱਬੇ ਨਾਲ ਹੈ ਕਿੱਧਰ ਨੂੰ ਜਾਣ ਕਿਹੜੇ ਲਫ਼ਜ਼ ਭੱਬੇ ਨਾਲ ਬਣਾਉਣੇ ਨੇ ਕਿਹੜੇ ਲਫ਼ਜ਼ ਹਾਨੀਕਾਰਕ ਨੇ ਚੀਜ਼ ਉਹੀ ਹੈ ਲੋਹਾ ਉਹੀ ਹੈ ਪਰ ਨਹੀਂ ਵੀ ਪਰ ਕੋਲ ਨਹੀਂ ਵੀ ਭਾਈ ਭਗਤੀ ਭਾਈ ਭਗਤ ਵੀ ਹੈ ਐਦਾਂ ਜਾਣਾ ਬਸ ਉੱਥੇ ਇਕੱਠਾ ਹੀ ਹੈ ਉਹਦੇ ਨਾਲ ਤੁਸੀਂ ਬਣਾਇਆ ਕੀ ਰੁਪਈਆ ਕੋਲ ਹੈ ਤੁਹਾਡੇ ਪੈਸਾ ਕੋਲ ਉਹਨੂੰ ਬੀਜਤਾ ਪਿਆ ਉਹਦੇ ਨਾਲ ਅਪਰਾਧ ਕਰ ਲਿਆ ਅਪਰਾਧ ਕਰ ਲਿਆ ਨਸ਼ਟ ਕਰਤਾ ਖਾ ਲਿਆ ਤਾਂ ਨਸ਼ਟ ਹੋ ਗਿਆ ਜੇ ਬੀਜਤਾ ਜੇ ਬੀਜਣਾ ਤਾਂ ਭਾਉ ਭਗਤ ਭਗਵਾਨ ਵੀ ਇਹਦੇ ਨਾਲ ਬਣਦਾ ਬੱਬੇ ਨਾਲ ਉਹਨੇ ਲਫ਼ਜ਼ ਇਧਰ ਨੂੰ ਬਣਦਾ ਨੇ ਉਹਨੇ ਇਧਰ ਨੂੰ ਇੱਕ ਪਾਸੇ ਗੁੜ ਨੇ ਇੱਕ ਪਾਸੇ ਔਗੜ ਨੇ ਇਧਰ ਜਾਓਗੇ ਔਗੜ ਬਣ ਜਾਣਗੇ ਦੂਏ ਪਾਸੇ ਜਾਓਗੇ ਗੁੜ ਬਣ ਜਾਣਗੇ ਪਾਉ ਭਗਤ ਭਗਵਾਨ ਹਿੱਤ ਮਾਇਆ ਲਿਪਤ ਰੰਚ ਫਿਰ ਮਾਇਆ ਤਿਆਗਣੀ ਪਊ ਮਾਇਆ ਵਾਲੇ ਸਾਰੇ ਤਿਆਗਣੇ ਪੈਣਗੇ ਭਰਮ ਤਿਆਗਣਾ ਪਊ ਪੈ ਜਿੱਥੇ ਭਰਮ ਹੈ ਪੈ ਆ ਜਾਣੀ ਹੈ ਫਿਰ ਪੌਜਲ ਮਾਰਗ ਵਿਖੜਾ ਉਹ ਮਾਇਆ ਵਾਲਾ ਮਾਰਗ ਮਾਇਆ ਜਾ ਕੇ ਸਾਰੇ ਔਗਣ ਜਾਂਦੇ ਨੇ ਪੱਪੇ ਨਾਲ ਪੱਪੇ ਨਾਲ ਜਿਹਨੇ ਲਫ਼ਜ਼ ਮਾਇਆ ਛੱਡਦੇ ਸਾਰੇ ਔਗਣ ਬਣਦੇ ਨੇ ਇਧਰ ਜਦ ਅੰਦਰ ਉਹ ਬਣਾਉਣਾ ਤਾਂ ਗੁਣ ਬਣਦੇ ਨੇ ਆਸ ਨਿਰਾਸ਼ਾ ਭਰੀ ਹੈ ਠੀਕ ਹੈ ਇੱਥੇ ਬਖੜਾ ਮਾਰ ਗਿਆ ਫੌਜਲ ਦੇ ਵਿੱਚ ਖੜਿਆ ਪਰ ਜੇ ਆਸ ਨਿਰਾਸ਼ਾ ਹੋ ਜਵੇ ਕਿ ਕਾਸਤਾ ਰੱਖੇ ਜਿਹੜਾ ਕੰਮ ਕਰਨ ਆਇਆ ਜੋ ਵਸਤੂ ਲੈਣ ਆਇਆ ਉਹਦੀ ਆਸ ਰੱਖੇ ਪਰਮੇਸ਼ਰ ਤੇ ਤੈਂ ਲੈ ਹੈ ਮੈਂ ਲੈ ਲਈਏ ਔਰ ਦੁਨੀਆ ਤੋਂ ਨਿਰਸਤ ਹੋ ਬਾਕੀ ਆਸ ਤਿਆਗ ਦੇ ਇੱਕ ਆਸ ਰੱਖ ਕੇ ਸਰੀਰ ਜਿਹੜਾ ਹੈ ਬਹਲਾ ਇਹਦੀਆਂ ਜਿਹੜੀਆਂ ਲੋੜਾਂ ਨੇ ਇਹ ਸਾਡਾ ਵੈਸੇ ਹੀ ਹੱਕ ਬਣਦਾ ਹੈ ਉਹ ਤੁਹਾਡਾ ਜਿਹੜਾ ਹੈਗਾ ਉੱਪਰ ਲੱਗਦਾ ਸੀਗਾ ਭਾਗ ਇਹਦਾ ਤੁਹਾਡੇ ਭਾਗਾਂ ਦੇ ਵਿੱਚ ਹੈ ਭਾਗਾਂ ਦੇ ਨਾਲ ਮਿਲੇ ਜਾਣਾ ਨੂੰ ਕੋਈ ਲੋੜ ਨਹੀਂ ਚਿੰਤਾ ਕਰਨ ਇਹਦਾ ਤੁਹਾਡਾ ਹੱਕ ਹੈ ਸਰੀਰ ਦਾ ਹੱਕ ਕਿਤੇ ਨਹੀਂ ਜਾਂਦਾ ਇਸ ਕਰਕੇ ਇਸ ਹੱਕ ਵਾਲੀ ਚੀਜ਼ ਤੋਂ ਨਿਰਾਸ਼ਾ ਹੋ ਜਾਓ ਤੁਹਾਨੂੰ ਮਿਲਣਾ ਹੀ ਮਿਲਣਾ ਉਹਦੀ ਆਸ ਰੱਖਣ ਦੀ ਲੋੜ ਨਹੀਂ ਕਿੰਨਾ ਮਿਲੂ ਕਿੰਨਾ ਨਹੀਂ ਮਿਲੂ ਹੱਕ ਤੋਂ ਵੱਧ ਮਿਲਣਾ ਨਹੀਂ ਹੱਕ ਤੋਂ ਘੱਟ ਕਿਸੇ ਨੇ ਦੇਣਾ ਉਹਦੇ ਚ ਉਹਦੇ ਸੋਚਣ ਦੀ ਲੋੜ ਹੈ ਨਹੀਂ ਸਾਰਾ ਟਾਰਗੇਟ ਇਹ ਹੈ ਜੋ ਲੈਣ ਆਇਆ ਚੀਜ਼ ਉਹ ਕੀ ਹੈ ਕਿਵੇਂ ਪ੍ਰਾਪਤ ਕਰ ਇੱਕ ਆਸ ਰੱਖੋ ਬਸ ਇਹੀ ਆਸ ਰੱਖੋ ਵੀ ਐਤ ਕੀ ਦੀ ਬਾਰੀ ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਭਵਜਲ ਖੇਦ ਹੀ ਕਰੋ ਨਵੇੜਾ ਐਤ ਕਿਉਂ ਨਵੇੜਾ ਹੋ ਜੀ ਇਹ ਆਸ ਬਣਾ ਕੇ ਇਸ ਆਸ ਨਾਲ ਜੀਵਨ ਵਿਆਪਨ ਕਰ ਬਾਕੀ ਸੰਸਾਰੀ ਵਸਤਾਂ ਜੋ ਸਾਡੇ ਭਾਗ ਚ ਕਿਤੇ ਨਹੀਂ ਜਾਂਦੀ ਕੋਈ ਇਹਨਾਂ ਸ਼ਕਤੀਸ਼ਾਲੀ ਨਹੀਂ ਜਿਹੜਾ ਉਹਦੇ ਖੋਲ ਪਿਓ ਉਹਦੇ ਹੱਥ 'ਚ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਸਾਰੇ ਖਜ਼ਾਨੇ 18 ਸਿੱਧੀਆਂ ਪਰਮੇਸ਼ਰ ਦੀ ਥੇੜੀ ਦੇ ਉੱਤੇ ਹੱਥ ਤੇ ਰੱਖੀ ਕਿਹੜਾ ਉਹ ਖੋਲੂਗਾ ਜਿਹਨੂੰ ਮਰਜ਼ੀ ਦੇਵੇ ਉਹ ਤਾਂ ਖੋਲੂ ਕੋਈ ਜੇ ਖੋਲੂ ਤੁਸੀਂ ਉਹ ਕੇ ਦਿਖਾ ਦਿਓ ਜੇ ਅਸੀਂ ਨਹੀਂ ਖੋਲ ਸਕਦੇ ਖੋ ਕੋਈ ਵੀ ਨਹੀਂ ਸਕਦਾ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤਰ ਬਰਾਬਰ ਅਸੀਂ ਅਗਲੀ ਗੱਲ ਕਰਨੀ ਹੈ ਜਦ ਨਾਨਕ ਬਰਬਲ ਸਰਵਲ ਜਾਈਏ ਤੇਰਾ ਅੰਤਰਾ ਪਾਰਾ ਭਰਿਆ ਆ ਬਸ ਅਸੀਂ ਰੱਖਣਾ ਤੇਰਾ ਅੰਤਰਾ ਪਾਰਾ ਭਰਿਆ ਉਹਦੇ ਕੁਰਬਾਨ ਜਾਈਏ ਕਿ ਉਹ ਤਾਂ ਕੋਈ ਖੋ ਨਹੀਂ ਸਕਦਾ ਸਭ ਨੂੰ ਸਭ ਦਾ ਹਿੱਸਾ ਦੇਈ ਜਾਂਦਾ ਦਾਰੀ ਨਾ ਕਿਸੇ ਨਾਲ ਕੋਈ ਰੈਜ ਨਹੀਂ ਕਰਦਾ ਕਿਸੇ ਦੀ ਸਵਾਰਥ ਨਹੀਂ ਬੰਦਾ ਕਿਸੇ ਦੇ ਉਹਨੂੰ ਗੁੱਸਾ ਨਹੀਂ ਆਉਂਦਾ ਇਹ ਸਾਰੇ ਗੋਲਡ ਗੁਰਪ੍ਰਸਾਦੀ ਆਪੋ ਚਿੰਨਾ ਜੀਵਤਿਆਂ ਇਵ ਮਰੀਆ ਗੁਰਪ੍ਰਸਾਦੀ ਆਪੋ ਚਿੰਨਾ ਖਿਆਲ ਲੈ ਕੇ ਗੁਰਬਾਣੀ ਦਾ ਗੁਰਬਾਣੀ ਦਾ ਗਿਆਨ ਸਮਝ ਕੇ ਆਤਮ ਚੀਨੇ ਆਪਣਾ ਆਪ ਖੋਜੇ ਸਰੀਰ ਚੋਂ ਇਸ ਮਨ ਕੋ ਕੋਈ ਖੋਜੋ ਭਾਈ ਸਰੀਰ ਚੋਂ ਆਤਮ ਨੂੰ ਚੀਨੇ ਆਪਣਾ ਆਪ ਬੁੱਝੇ ਮੈਂ ਕੀ ਹਾਂ ਮੈਂ ਸ਼ਰੀਰ ਨਹੀਂ ਹਾਂ ਜੇ ਸ਼ਰੀਰ ਨਹੀਂ ਫਿਰ ਮੈਂ ਹਾਂ ਕੀ ਗੁਰ ਪ੍ਰਸਾਦੀ ਆਪੋ ਚੀਨੇ ਜੀਵ ਤੇ ਆਇਓ ਬਰੀਏ ਜਦੋਂ ਆਪਾ ਚੀਨਣ ਲੱਗ ਜਾਂਦਾ ਨਾ ਫਿਰ ਇਹਦੀ ਕਲਪਨਾ ਮੁੱਕ ਜਾਂਦੀ ਜਾਂ ਖੋਜ ਕਰਦਾ ਫਿਰ ਸੋਚਦਾ ਨਹੀਂ ਖੋਜ ਕਰ ਲੱਗਿਆ ਨਹੀਂ ਸੋਚਦਾ ਪੜ ਕੇ ਖੋਜ ਕਰਨੀ ਹੈ ਜਦ ਆਪਾਂ ਨਕਸ਼ਾ ਲੈ ਕੇ ਨਕਸ਼ਾ ਆਪਣੇ ਕੋਲ ਹੈ ਉਹਦੇ ਨਾਲ ਆਪਾਂ ਦੇਖਦੇ ਆਂ ਵੀ ਇਥੋਂ ਐ ਨੂੰ ਜਾਣਾ ਇਥੋਂ ਐ ਨੂੰ ਜਾਣਾ ਉੱਥੇ ਸੋਚਣ ਦੀ ਕੀ ਗੱਲ ਹੈ ਸਮਝਣ ਦੀ ਗੱਲ ਹੈ ਨਕਸ਼ਾ ਸੋਚਣ ਦੀ ਗੱਲ ਤਾਂ ਜ਼ਿਆਦਾ ਹੈ ਜਾਂ ਨਕਸ਼ਾ ਨਾ ਕੋਲ ਹੋਵੇ ਅੰਦਾਜ਼ੇ ਨਾ ਜਾਈਏ ਜਾਂ ਨਕਸ਼ਾ ਕੋਲ ਹੈ ਫਿਰ ਤਾਂ ਸਮਝਣ ਦੀ ਗੱਲ ਹੈ ਜਿੱਥੇ ਸਮਝੇ ਹੁੰਦੀ ਹੈ ਤੇ ਸੋਚ ਨਹੀਂ ਹੁੰਦੀ ਜਿੱਥੇ ਵਿਸ਼ਾ ਸਮਝਣ ਦਾ ਆਵੇ ਸੋਚ ਆਪੇ ਬੰਦਾ ਉੱਥੇ ਜਿੱਥੇ ਸੋਚਣਾ ਬੰਦ ਹੋ ਗਿਆ ਜੀਵ ਤੇ ਇਹ ਬਰੀਏ ਤਾਂ ਜਿਹੜਾ ਸੋਚਦਾ ਨਹੀਂ ਜਿਉਂਦਾ ਮਰਿਆ ਹੋਇਆ ਨਕਸ਼ਾ ਕੋਲ ਆਪਣੀ ਮਰਜ਼ੀ ਕੋਈ ਨਹੀਂ ਹੈ ਨਕਸ਼ੇ ਦੇ ਅਨੁਸਾਰ ਜਾਣ ਮਰਜ਼ੀ ਆਪਣੀ ਕਿੱਥੇ ਜਿੱਥੇ ਆਪਣੀ ਮਰਜ਼ੀ ਹੈ ਨਹੀਂ ਉਹ ਵੀ ਮਰਿਆ ਹੋਇਆ ਜਿੱਥੇ ਮਰਜ਼ੀ ਖਤਮ ਹੈ ਮਰ ਗਿਆ ਨਕਸ਼ਾ ਕੋਲ ਹੈ ਨਕਸ਼ੇ ਅਨੁਸਾਰ ਜਾਣ ਉਹਦੇ ਬਸ ਹਾਂ ਸਮਝਣਾ ਜ਼ਰੂਰ ਹੈ ਹੁਕਮ ਨੂੰ ਪੁੱਛਣਾ ਜ਼ਰੂਰ ਹੈ ਉਹ ਚੀਂਦਾ ਹੈ ਹਾਂ ਚੀਂਦਾ ਖੋਜਣਾ ਸਮਝ ਬੂਝ ਔਰ ਕਰਤ ਵਿਚਾਰਾ ਹਾਂ ਖਰੀ ਮਾਇਆ ਮਾਇਆ ਕਰਮ ਹੋਏ ਮਾਇਆ ਕਿਸੇ ਨਾਲ ਸਾਥ ਮਾਇਆ ਮਾਇਆ ਕਰਦੇ ਕਹਿੰਦੇ ਮਰ ਕੇ ਲੋਕ ਬਥੇਰੇ ਬਰੀ ਜਾਂਦੇ ਨੇ ਮਾਇਆ ਸਾਥ ਕਿਸੇ ਦਾ ਨਹੀਂ ਗਈ ਸਾਥ ਕਿਸੇ ਦਾ ਨਹੀਂ ਦਿੱਤਾ ਜੇ ਹੋਰ ਮਾਇਆ ਨਹੀਂ ਕਰੀ ਸਾਦਾ ਸੰਤਾਂ ਨੇ ਸਰੀਰ ਦੀ ਮਾਇਆ ਮਾਇਆ ਦਾ ਕਰਦਾ ਰਿਹਾ ਸਰੀਰ ਨੂੰ ਤਾਂ ਬਚਾਉਂਦਾ ਹੀ ਰਿਹਾ ਆ ਖਾਣਾ ਉਹ ਨਹੀਂ ਖਾਣਾ ਕਿਵੇਂ ਦੀ ਉਮਰ ਵਧਾਉਣੀ ਹੈ ਜੋਗੀ ਕਰਦੇ ਰਹੇ ਸਰੀਰ ਦਾ ਹੀ ਖਿਆਲ ਰੱਖਦੇ ਰਹੇ ਜਿਹੜੇ ਸਾਰਾ ਜ਼ਿੰਦਗੀ ਕੀ ਸਰੀਰ ਨੇ ਸਾਥ ਦਿੱਤਾ ਉਹਨਾਂ ਦਾ ਕੀ ਲੋੜ ਸੀ ਨਾ ਖਿਆਲ ਰੱਖਣ ਦੀ ਫਿਰ ਇਹਨਾਂ ਸਾਰਾ ਧਿਆਨ ਇਹਦਾ ਹੀ ਰੱਖਣ ਦੀ ਕੀ ਲੋੜ ਸੀ ਜਿਹਨੇ ਸਾਥ ਨਹੀਂ ਸੀ ਜਾਣਾ ਜਿਹਨੇ ਸਾਥ ਜਾਣਾ ਸੀ ਉਹਦਾ ਧਿਆਨ ਰੱਖ ਲੈਣਾ ਸਾਥ ਜਾਣ ਵਾਲਾ ਕੌਣ ਜਿਹਦਾ ਧਿਆਨ ਰੱਖਣਾ ਸੀ ਗੁਰੂ ਮੇਰਾ ਸਭ ਦੇ ਸਦਾ ਹੈ ਨਾ ਜਿਹਦੇ ਤੋਂ ਇਹ ਆਤਮਾ ਦਾ ਜਨਮ ਹੋਇਆ ਨਾ ਉਹ ਇਹਦੇ ਸੰਦ ਸਾਥ ਹੈ ਜੀ ਜੋ ਜਿਹੜੇ ਸੈੱਲ ਚੋਂ ਲਾਈਟ ਪੈਦਾ ਹੁੰਦੀ ਹੈ ਨਾ ਜੇ ਸੈੱਲ ਨਾਲ ਹੈ ਤਾਂ ਲਾਈਟ ਪੈਦਾ ਹੁੰਦੀ ਹੈ ਸੈੱਲ ਨਾਲ ਹੈ ਲਾਈਟ ਕਾਹਦੇ ਪੈਦਾ ਹੋ ਜਿੱਥੇ ਮਰਜੀ ਪੈਦਾ ਕਰ ਲੈ ਸੈੱਲ ਕੋਲ ਚਾਹੀਦਾ ਜਿਹਦੇ ਵਿੱਚੋਂ ਇਹ ਬਾਹਰ ਨਿਕਲਦਾ ਹੈ ਜਿਹਦੇ ਵਿੱਚ ਸਮੋਦਾ ਉਹਦੇ ਧਿਆਨ ਧਿਆਨ ਰੱਖਣਾ ਸੀ ਉਹਦਾ ਆਪਣੇ ਮੂਲ ਦਾ ਇਹਦਾ ਮੂਲ ਹੈ ਉਹ ਧਿਆਨ ਕਾਹਦਾ ਰੱਖਿਆ ਮਾਇਆ ਦਾ ਮਾਇਆ ਨੇ ਕਿਸੇ ਦਾ ਸਾਥ ਦਿੱਤਾ ਇਹ ਪਛਤਾਵਾ ਅਖੀਰ ਚ ਹੋਇਆ ਗਲਤ ਧਿਆਨ ਰੱਖਿਆ ਗਲਤ ਪਾਸੇ ਫਿਰਦੇ ਰਹੇ ਮਾਇਆ ਤਾਂ ਖਾਦੇਗੀ ਜਿਹਦਾ ਆਪਾਂ ਸਾਰੀ ਜ਼ਿੰਦਗੀ ਧਿਆਨ ਰੱਖੀ ਜੇ ਧੋਖਾ ਦੇ ਜਾ ਕਿੰਨਾ ਦੁੱਖ ਹੁੰਦਾ ਉਹੀ ਧੋਖਾ ਦੇ ਜਾਇਆ ਔਲਾਦ ਦੇ ਧੋਖਾ ਦੇ ਜਾ ਸਾਡੀ ਜ਼ਿੰਦਗੀ ਬਾੜੀ ਕਿੰਨਾ ਧੋਖਾ ਹੰਸ ਚੱਲਦਾ ਉੱਠ ਡਮਣੋ ਮਾਇਆ ਭੂਦੀ ਆਥ ਹੰਸ ਦੀ ਚੱਲਿਆ ਚੱਲ ਬੈ ਡੁੱਬੜੂ ਡੁੱਬਣਾ ਕੀ ਸੀ ਉਹ ਸਰਵਰਤਾ ਬਣਿਆ ਹੀ ਨਾ ਡੁੱਬਣਾ ਹੀ ਰਹਿ ਗਿਆ ਜਦ ਮਾਇਆ ਮਾਇਆ ਕਰਦਾ ਰਿਹਾ ਤਾਂ ਗਿਆਨ ਤਾਂ ਵਧਿਆ ਹੀ ਤਾਂ ਡੁੱਬਣਾ ਹੀ ਰਹਿ ਗਿਆ ਉਹਦਾ ਪਾਣੀ ਸੁੱਕ ਜਾਣਾ ਡੁੱਬਣੇ ਦਾ ਪਾਣੀ ਛੇਤੀ ਸੁੱਕ ਜਾਂਦਾ ਹੁੰਦਾ ਹੰਸ ਡੁੱਬਣੇ ਤੋਂ ਉੱਠ ਕੇ ਚਲਾ ਗਿਆ ਆ ਡੁੱਬਣਾ ਹੀ ਹੈ ਬ੍ਰੇਨ ਦੇ ਵਿੱਚ ਇਹ ਵਾਲਾ ਗਿਆਨ ਸਾਡੇ ਡੁੱਬਣਾ ਇੱਥੇ ਚਲਾ ਗਿਆ ਹੰਸ ਚਲੇ ਉੱਠ ਡੁੱਬਣੋ ਮਾਇਆ ਭੁੱਲੀ ਆਤ ਮਾਇਆ ਭੁੱਲੀ ਮਾਇਆ ਭੁੱਲੀ ਸਰੀਰ ਛੱਡ ਦਿੱਤਾ ਵਿਸਰ ਗਿਆ ਸਰੀਰ ਆਤ ਆਤ ਜਿਹੜਾ ਹੈ ਆਤ ਦਰ ਪਈਆ ਪੈਸਾ ਧਨ ਸੰਪਤੀ ਸਾਰੀ ਧਨ ਦਾਰਾ ਸੰਪਤੀ ਸਗਲ ਸੰਪਤੀ ਜਿਹੜੀ ਆਤ ਹੈ ਜੋ ਧਰਤੀ ਹੈ ਪ੍ਰਾਪਰਟੀ ਜਿਹਨੂੰ ਆਪਾਂ ਕਹਿੰਦੇ ਇੱਕ ਪ੍ਰਾਪਰਟੀ ਹੁੰਦੀ ਹੈ ਇੱਕ ਸੰਪਤੀ ਹੁੰਦੀ ਹੈ ਬੈਂਕ ਬੈਲੈਂਸ ਵਗੈਰਾ ਇਹ ਚ ਜਿਸ ਸੋਨਾ ਵਗੈਰਾ ਆ ਜਾਂਦਾ ਹੀਰੇ ਜਵਾਹਰਾਤ ਆ ਜਾਂਦੇ ਨੇ ਇਹ ਆਖ ਹੈ ਜਿਹੜੀ ਦੂਈ ਹੈ ਉਹ ਸੁਪਤੀ ਵਾਇਆ ਜੋ ਤੀਸੇ ਸੁਭਾ ਹੈ ਸਰ ਜੋ ਦੀਨਾਂ ਦੀ ਮਾਇਆ ਦਾ ਸਾਰੀ ਹੋਈ ਹੈ ਉਹ ਜੋ ਆਤ ਹੋ ਹੈ ਜਿਹਨੂੰ ਅਸੀਂ ਟ੍ਰਾਂਸਫਰ ਕਰ ਸਕਦੇ ਆ ਜਿਹਨੂੰ ਵੇਚ ਕੇ ਕੁਝ ਲੈ ਸਕਦੇ ਆ ਰੁਪਈਏ ਦਾ ਕੁਝ ਵੀ ਲੈ ਲਓ ਮਨ ਝੂਠਾ ਜਮ ਜੋਹਿਆ ਅਵਗੁਣ ਚੱਲੇ ਨਾਲ ਬਹੁਤ ਝੂਠਾ ਜਮ ਜੋਹਿਆ ਮਨ ਝੂਠਾ ਇਸੇ ਕਰਕੇ ਤਾਂ ਜਮ ਹਰ ਵਾਸਤੇ ਤੇ ਜਮ ਦੀ ਗ੍ਰਿਫਤ ਵਿੱਚ ਰਹਿੰਦਾ ਹੈ ਭਰਮ ਦੀ ਗ੍ਰਿਫਤ ਵਿੱਚ ਤਾਂ ਰਹਿੰਦਾ ਝੂਠਾ ਹੈ ਜਮ ਦੇ ਜਾਲ ਜਹਰ ਹਰ ਵਕਤ ਫਸਿਆ ਰਹਿੰਦਾ ਜੋਹਿਆ ਆਇਆ ਹੁੰਦਾ ਜਿਵੇਂ ਪੁਲਿਸ ਨਿਗਾਹ ਰੱਖਦੀ ਹੈ ਨਾ ਕਿਸੇ 'ਤੇ ਹਰ ਵਕਤ ਉਹ ਜੇ ਬਾਹਰ ਜਾਂਦਾ ਉਹਨੂੰ ਪੁਲਿਸ ਦੇ ਵਿੱਚ ਦੱਸ ਕੇ ਜਾਣਾ ਪੈਂਦਾ 10 ਨੰਬਰੀਆ ਵੀ ਮੈਂ ਫਲਾਣੇ ਤੋਂ ਚੱਲਿਆ ਕਹਿੰਦੇ ਚੰਗਾ ਜਾਂਦਾ ਹੀ ਉਹ ਥਾਣੇ ਦੇ ਵਿੱਚ ਜਾ ਕੇ ਦੱਸੀ ਮੈਂ ਇੱਥੇ ਆ ਗਿਆ ਤੁਹਾਡੇ ਨਿਗਰਾਨੀ ਥੱਲੇ ਨਿਗਰਾਨੀ ਥੱਲੇ ਇਹ ਜਾਂਦੀ ਨਿਗਰਾਨੀ 'ਚ ਰਹਿੰਦਾ ਬਾਹਰ ਨਹੀਂ ਜਾ ਸਕਦਾ ਪੂਤ ਭਾਸ ਨਹੀਂ ਬਣਦੇ ਇਹਦਾ ਹਰ ਵਕਤ ਗ੍ਰਿਫਤ ਦੇ ਵਿੱਚ ਹੈ ਕੈਦ ਵਿੱਚ ਹੈ ਚਾਹੇ ਸਰੀਰ 'ਚ ਹੈ ਚਾਹੇ ਘਰ ਵਿੱਚ ਹੈ ਚਾਹੇ ਬਾਅਦ 'ਚ ਹੈ ਇਹ ਗ੍ਰਿਫਤ ਤੇ ਬਾਹਰ ਨਹੀਂ ਹੈ ਕਿਤੇ ਵੀ ਹਰ ਵਕਤ ਜਦ ਦੇ ਜਾਲ ਦੇ ਵਿੱਚ ਹੈ ਫਸਿਆ ਹੈ ਜਾਂ ਛੁੱਟ ਗਿਆ ਜਾਂ ਜਦ ਹੋਊਗਾ ਆਜ਼ਾਦ ਕਿੱਥੇ ਹੈ ਜਿੰਨਾ ਜਰ ਮਨ ਝੂਠਾ ਹੈ ਉਹ ਨਾ ਜਰ ਜਮ ਦੇ ਜਾਲ ਵਿੱਚ ਹੈ ਜਮ ਦੀ ਨਿਗਾਹ ਹੈ ਇਧਰ ਉਧਰ ਨਹੀਂ ਜਾ ਸਕਦਾ ਉਹਦੇ ਹੁਕਮ ਦੇ ਬਿਨਾਂ ਕਿਤੇ ਵੀ ਅਵਗੁਣ ਨੇ ਨਾਲ ਔਗਣੇ ਦੇ ਨਾਲ ਨੇ ਕਿਉਂਕਿ ਔਗਣ ਨਾਲ ਚੱਲਦੇ ਨੇ ਇਹਦੇ ਜਿੰਨਾ ਚਿਰ ਜਿੰਨਾ ਚਿਰ ਔਗਣ ਨਾਲ ਨੇ ਉਹਨਾਂ ਚਿਰ ਜਾਗ ਜਾਵੇ ਉਹਨਾਂ ਚਿਰ ਝੂਠਾ ਉਹਨਾਂ ਚਿਰ ਝੂਠਾ ਉਹਨਾਂ ਚਿਰ ਜਾਗ ਜਦੋਂ ਔਗਣ ਛੁੱਟ ਗਏ ਉਹਨਾਂ ਚਿਰ ਜਾਲ ਕੱਟਿਆ ਜਾਣਾ ਮਨ ਮੇ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਮਨ ਮੇ ਮਨ ਉਲਟੋ ਮਰੇ ਵਰਤਾ ਕਿਵੇਂ ਅਸਲ ਦੇ ਵਿੱਚ ਉਲਟਾ ਜਾ ਜਾਂਦਾ ਨਾ ਮਨ ਉਲਟਾ ਮੁੜ ਜਾਂਦਾ ਹੈ ਮਨ ਬਾਹਰ ਨੂੰ ਅੱਖਾਂ ਨਹੀਂ ਕੰਨਾਂ ਨਹੀਂ ਜੇ ਉਲਟਾ ਚੱਲੇ ਅੰਦਰ ਨੂੰ ਚੱਲੇ ਤਾਂ ਅੰਦਰਲੇ ਮਨ ਦੇ ਵਿੱਚ ਮਨ ਸਮਾ ਜਾਂਦਾ ਇਹ ਸੱਪ ਚੋਂ ਸੱਪ ਨਿਕਲਿਆ ਬਾਹਰ ਇੱਕ ਛੋਟਾ ਸੱਪ ਹੈ ਮਨ ਇੱਕ ਵੱਡਾ ਸੱਪ ਹੈ ਅੱਜ ਕੱਲ ਉਹ ਜੋ ਨਿਕਲ ਕੇ ਤੁਰਿਆ ਫਿਰਦਾ ਤਿਰਕੁਟੀ ਜਾ ਜਾਂਦਾ ਬਾਹਰ ਦੇਖਦਾ ਤੁਰਦਾ ਫਿਰਦਾ ਧਿਆਨ ਇਹ ਧਿਆਨ ਆਪਣੇ ਉਹਦੇ ਵਿੱਚ ਮੂਲ ਜਜ਼ਬਾ ਹੈ ਦੋ ਮਨ ਨਾ ਬਾਹਲਾ ਮਨ ਅੰਦਰਲੇ ਮਨ ਦੇ ਵਿੱਚ ਸਮਾ ਜਾਂਦਾ ਨਾ ਉਲਟਾ ਉਲਟਾ ਸਭ ਬੜੂਗਾ ਸਭ ਵਿੱਚ ਬੜੂ ਤਾਂ ਮੂੰਹ ਦਾ ਹੀ ਇਹਦਾ ਮੂੰਹ ਉਹਦੀ ਪੂਜ ਵੱਲ ਚਲਾ ਜਾਣਾ ਉਲਟਾ ਹੋ ਗਿਆ ਨਾ ਨਿਕਲੂ ਕਿੱਥੇ ਜਾ ਗਿਆ ਪਰ ਐਦਾਂ ਨੇ ਮੂੰਹ ਬੰਦ ਕਰ ਲਿਆ ਯਾਦ ਵਿੱਚ ਰਹਿ ਜਾਂਦਾ ਉਲਟਾ ਚੱਲਦਾ ਹੈ ਮਨ ਐ ਮਰਦਾ ਮਨ ਦੇ ਵਿੱਚ ਹੀ ਸਮਾ ਜਾਂਦਾ ਜਾ ਕੇ ਪਰ ਬਾਹਰ ਨੂੰ ਜੇ ਚੱਲਦਾ ਫਿਰ ਨਹੀਂ ਸਮਾ ਸਕਦਾ ਉਲਟਾ ਹੋ ਕੇ ਉਲਟਾ ਚੱਲ ਕੇ ਹੀ ਅੰਤਰਮੁਖੀ ਹੋ ਕੇ ਉਲਟੇ ਨਾਲ ਅੰਤਰਮੁਖੀ ਹੋ ਕੇ ਮਨ ਆਪਣੇ ਮੂਲ 'ਚ ਸਮਾ ਜਾਂਦਾ ਇਸੇ ਨੂੰ ਕਰਨਾ ਕਹਿੰਦੇ ਨੇ ਸੋਚਣਾ ਛੱਡ ਦਿੰਦਾ ਪਰ ਜੇ ਨਾਲ ਗੁਣ ਹੋਣ ਤਾਂ ਜੇ ਔਗੜਨੇ ਨੇ ਤਾਂ ਅੰਦਰਲੇ ਮਨ ਦੀ ਗੱਲੇ ਨਹੀਂ ਬੰਦਾ ਹੈ ਉਹ ਗੁਣਾ ਉਹ ਗੁਣਵੰਤਾ ਅੰਦਰਲਾ ਮਨ ਹੈ ਔਗਣਹਾਰਾ ਹੈ ਜਿਤਨੇ ਗੁਣਵੰਤਾ ਹੁੰਦਾ ਤਾਂ ਮਰਦਾ ਉਹਦੇ ਚ ਤਾਂ ਸਮਾਉਂਦਾ ਜਾ ਕੇ ਜੇ ਇੱਕ ਸੁਭਾਅ ਹੋ ਜਾਂਦਾ ਦੋਹਾਂ ਦਾ ਤਾਂ ਸੁਭਾਅ ਮਿਲਦਾ ਜਾਂ ਕੇ ਸੁਭਾਅ ਚ ਸੁਭਾਅ ਮਿਲਣਾ ਹੀ ਸਮਾਉਣਾ ਦੋ ਜਾਣੇ ਇੱਕ ਜਦ ਹੁੰਦੇ ਨੇ ਜਾਂ ਸੁਭਾਅ ਇੱਕ ਹੁੰਦਾ ਦੋ ਬੰਦੇ ਜਿਆਦਾ ਇੱਕ ਹੁੰਦੇ ਨੇ ਜਾਂ ਉਹਨਾਂ ਦਾ ਸੁਭਾਅ ਮਿਲਦਾ ਜੇ ਸੁਭਾਅ ਨਹੀਂ ਮਿਲਦਾ ਤਾਂ ਦੋ ਇਕੱਠੇ ਨਹੀਂ ਸੁਭਾਅ ਮਿਲ ਗਿਆ ਨਾ ਨਾ ਇਹ ਨਹੀਂ ਗੱਲ ਹੈ ਚਾਹੇ ਡਾਕੂ ਹੈ ਸੁਭਾਅ ਮਿਲਣਾ ਸੁਭਾਅ ਮਿਲਣਾ ਚਾਹੀਦਾ ਚਾਹੇ ਚੋਰ ਨੇ ਉਹ ਨਹੀਂ ਇਕੱਠੇ ਹੁੰਦੇ ਜੇ ਸੁਭਾਅ ਮਿਲਦਾ ਜਨਾਜਰ ਮਿਲਦਾ ਉਹ ਇਕੱਠੇ ਨੇ ਜਾਂ ਟਕਰਾ ਗਿਆ ਫਿਰ ਅੱਡ ਜਦ ਇਹਦਾ ਸੱਚ ਤੇ ਆ ਕੇ ਸੁਭਾਅ ਮਿਲਦਾ ਨਾ ਫਿਰ ਹਮੇਸ਼ਾ ਲਈ ਕੋ ਜਾਂਦਾ ਸਵਾਲ ਸੁਭਾਅ ਬਹੁਤ ਵਾਰ ਮਿਲਦਾ ਹੈ ਨਾ ਕਬੀਰ ਕਹਿੰਦਾ ਕਾਮ ਪਰੇ ਤੇ ਸਿਵਰੀਏ ਤੈਸੇ ਸਿਵਰੋ ਨਿਕਲ ਜਦ ਕਾਮ ਪਰਦਾ ਫਿਰ ਫੇ ਮਾਨਾ ਤੇ ਤੇ ਕੋ ਜਾਂਦੇ ਨਾ ਇੱਕ ਵਾਰ ਇੱਕ ਚਿਰ ਤੋਂ ਕੇ ਕਰਦਾ ਨਾ ਅਰਦਾਸ ਉਦੋਂ ਸੁਭਾਅ ਮਿਲਿਆ ਪਤ ਹੋਆ ਉਦੋਂ ਮਿਲਿਆ ਉਹ ਥੋੜਾ ਚਿਰ ਬਾਅਦ ਫਿਰ ਅਟਲ ਹੋ ਜਾਂਦਾ ਕਾਮ ਪਰੇ ਤੇ ਸਿਮਰੀਏ ਤੈਸੇ ਸਿਮਰੋ ਨਿਤ ਜਿਵੇਂ ਦਰੋਗਤਾ ਨੂੰ ਚੀਰ ਹੜ ਵੇਲੇ ਕੰਮ ਪਿਆ ਫੇਰ ਸਿਮਰਿਆ ਉਹ ਇਹ ਜਾਂ 24 ਘੰਟੇ ਸਵਾਸ ਸਵਾਸ ਹੋਏ ਜੇ ਇਸ ਵਾਰ ਟਿਕਿਆ ਹੋਇਆ ਰਹਿਣਾ ਚਾਹੀਦਾ ਉਹ ਬਾਤ ਮੁੜਿਆ ਹੁੰਦਾ ਘਰ ਛੱਡਿਆ ਹੁੰਦਾ ਹਾਂ ਉਹ ਸਭ ਕੁਝ ਛੱਡਿਆ ਹੁੰਦਾ ਤੈ ਸਿਮਰੋ ਨਿਤ ਜਦੋਂ ਉਹ ਸੁਭਾਅ ਫਿਰ ਆਪਣਾ ਆਪਣਾ ਹੋ ਗਿਆ ਫਿਰ ਅੱਡ ਹੋ ਗਿਆ ਬਹੁਤ ਵਾਰ ਸੁਭਾਅ ਮਿਲਦਾ ਹੈ ਬਹੁਤ ਵਾਰ ਦੋ ਇੱਕ ਹੋ ਜਾਂਦੇ ਨੇ ਬੁਰੇ ਕੰਮ ਤੇ ਵੀ ਇੱਕ ਹੋ ਜਾਂਦੇ ਨੇ ਦੋ ਇੱਕ ਹੋ ਕੇ ਕੰਮ ਫੈਸਲੇ ਲੈਂਦੇ ਨੇ ਸਾਰੇ ਸਾਰੇ ਫੈਸਲੇ ਇੱਕ ਹੋ ਕੇ ਲੈਂਦੇ ਨੇ ਪਰ ਫਿਰ ਪਛਤਾਉਂਦੇ ਵੀ ਨੇ ਫੈਸਲੇ ਲੈ ਕੇ ਬਹੁਤ ਫੈਸਲੇ ਚ ਚਿੱਤ ਸਾਥ ਦੇ ਦਿੰਦਾ ਫਿਰ ਪਛਤਾਉਂਦਾ ਵੀ ਗਲਤ ਹੋ ਗਿਆ ਇਦਾਂ ਨਹੀਂ ਸੀ ਕਰਨਾ ਮੇਰੀ ਮੇਰੀ ਕਰਮ ਵੇ ਵਿਣ ਨਾਵੇਂ ਦੁੱਖ ਭਾਲ ਮੇਰੀ ਮੇਰੀ ਕਰਮ ਹੋਏ ਜਿੰਨੇ ਮੇਰੀ ਮੇਰੀ ਕਰਦੇ ਰਹੇ ਸਭ ਮਰ ਗਏ ਜਬਲਕ ਮੇਰੀ ਮੇਰੀ ਕਰੇ ਤਬਲਕ ਕਾਜ ਇੱਕ ਇੱਕੋ ਕਾਜ ਹੈ ਉਹ ਵੀ ਨਹੀਂ ਸਰਦਾ ਬਾਕੀ ਦਾ ਕੀ ਸਰਦਾ ਨੇ ਜਿਹੜਾ ਇੱਕ ਕਾਜ ਉਹ ਵੀ ਨਹੀਂ ਸਰਦਾ ਤਬਲ ਕਾਜ ਇੱਕ ਇੱਕੋ ਹੀ ਕਾਜ ਹੈ ਜਿਹੜਾ ਸਵਾਲ ਹੈ ਉਹ ਨਹੀਂ ਸਰਦਾ जब मेरी मेरी मिट जाए तब पर प्रभु काज सवार मेरी मेरी कर हुए मेरी मेरी कर दे मेरी मेरी कर दे करते जन्म गए सारे जन्म चला गया मेरी मेरी कर देता सारे बरते ने मेरी मेरी ਕਰਨ ਵਾਲੇ ਮਰਦੇ ਨੇ ਸਾਖਤ ਸਭ मेरी मेरी ਕਰਦੇ ਨੇ ਮੇਰੀ ਮੇਰੀ ਸਖਤਾ ਦੀ ਬੋਲੀ ਹੈ ਸੰਤਾਂ ਦੀ ਬੋਲੀ ਹੈ ਸੰਤਾਂ ਦੀ ਬੋਲੀ ਨਹੀਂ ਗੁਰਬਾਨ ਦੀ ਬੋਲੀ ਨਹੀਂ ਗੁਰਬਾਨ ਦੀ ਬੋਲੀ ਕੀ ਹੈ ਮੇਰਾ ਮੁਝ ਮੈਂ ਕਛ ਨਹੀਂ ਜੋ ਕੁਛ ਹੈ ਸੋ ਤੇਰਾ ਤੁਝ ਕੋ ਸੌਂਪਤੇ ਕੇ ਗੱਲਾ ਕੇ ਬੋਲੀ ਬਦਲੀ ਬਦਲੀ ਨਹੀਂ ਨਾ ਬੋਲੀ ਗੁਰਮੁਖਾਂ ਦੀ ਬੋਲੀ ਔਰ ਗੁਰਮੁਖਾਂ ਦੀ ਬੋਲੀ ਪੈਰ ਪੈਰ ਤੇ ਕਿਤੇ ਵੀ ਆਪਸ ਵਿੱਚ ਇਹਨਾਂ ਦਾ ਮੇਲ ਜੇ ਮੇਰੀ ਮੇਰੀ ਗੱਲ ਤੇ ਸਭ ਉਹ ਕਰਤੇ ਕਰਨ ਵਾਲੇ ਸਾਰੇ ਮਰ ਜਾਂਦੇ ਨੇ ਵਰਦੇ ਹੀ ਰਹਿੰਦੇ ਨੇ ਜਿਹੜਾ ਨਾਮ ਦੁੱਖ ਭਾਲ ਮਾ ਨਾਮ ਦੇ ਬਿਨਾਂ ਦਾ ਦੁੱਖ ਹੀ ਨਹੀਂ ਮਿਲਣੇ ਇਹ ਜਿਹੜਾ ਭਾਲਦਾ ਫਿਰਦਾ ਹੈ ਦੁੱਖ ਭਾਲਦਾ ਹੈ ਅਸਲ ਦੇ ਵਿੱਚ ਜਿਹੜੇ ਸੁੱਖ ਭਾਲਦਾ ਨਾ ਉਹ ਦੁੱਖ ਹੈ ਉੱਪਰੋਂ ਸੁੱਖ ਲੱਗਦਾ ਦੇਖਣ ਨੂੰ ਸੁੱਖ ਹੈ ਦੁੱਖ ਦੁੱਖ दारू ਸੰਸਾਰੀ ਜਿਹੜੇ ਦੁੱਖ ਨੇ दारू ਨੇ ਸੁਖ ਰੋਗ ਪਿਆ ਜਿਹੜਾ ਸੁਖ ਇਹਨੂੰ ਲੱਗਦਾ ਉਹ ਤਾਂ ਰੋਗ ਹੈ ਰੋਗ ਸੁਖ ਹੁੰਦਾ ਹੈ ਰੋਗ ਦੁੱਖ ਹੁੰਦਾ ਬਸ ਇਹ ਹੀ ਦ੍ਰਿਸ਼ਟੀ ਦਾ ਫਰਕ ਹੈ ਇਹਨੂੰ ਉਲਟਾ ਦਿੱਤਾ ਸਭ ਕੁਝ ਬੋਲ ਬੋਲੀ ਵੀ ਉਲਟਾ ਹੈ ਨੂੰ ਦਾ ਵੀ ਉਲਟਾ ਹੈ ਸੋਚ ਵੀ ਉਲਟਾ ਹੈ ਇਹ ਸਭ ਕੁਝ ਉਲਟਾ ਹੈ ਇਹਦੀ ਸੋਚਣੀ ਉਲਟਾ ਹੈ ਇਹਦੀ ਬੋਲਣੀ ਉਲਟਾ ਹੈ ਇਹਦੀ ਤਕੜੀ ਵੀ ਉਲਟਾ ਹੈ ਸਾਖਤ ਦੀਆਂ ਤਿੰਨੇ ਚੀਜ਼ਾਂ ਉਲਟ ਨੇ ਸੰਤਾਰੋ ਇਸ ਕਰਕੇ ਕਿਹਾ ਉਲਟੀ ਰੇ ਮਨ ਉਲਟੀ ਰੇ ਸਾਧ ਸੁਕਰ ਉਲਟੀ ਰੇ ਸਭ ਤਾਂ ਉਲਟੀ ਗੱਲ ਹੈ ਸੋਚ ਉਲਟੀ ਗੱਲ ਹੈ ਸਮਝ ਉਲਟੀ ਗੱਲ ਹੈ ਦ੍ਰਿਸ਼ਟੀ ਉਲਟੀ ਗੱਲ ਹੈ ਜੇ ਸੁਖ ਮੰਗਦਾ ਹੈ ਤੂੰ ਸੁਖ ਨਾ ਮੰਗ ਤੂੰ ਕਹ ਮੈਨੂੰ ਨਹੀਂ ਪਤਾ ਮੈਨੂੰ ਕੀ ਚਾਹੀਦਾ ਜੋ ਮੈਨੂੰ ਚਾਹੀਦਾ ਤੂੰ ਉਹੀ ਦੇ ਰਾਜ ਦੇ ਤਾਂ ਕਾ ਵਡਾਈ ਪੀਕ ਮੰਗਾਏ ਦਾ ਕਿਆ ਘਟ ਜਾਏ ਜੇ ਪੀਕ ਵੀ ਮੈਂ ਤਾਂ ਮੰਗਾਏਗਾ ਮੇਰਾ ਕੀ ਘਟ ਜੂ ਇਦੋਂ ਕੀ ਘਟ ਜੂ ਜਿਹੜਾ ਪਹਿਲੇ ਚਪੜਾ ਸੀ ਉਦੋਂ ਕੀ ਘਟ ਜੂ ਜੇ ਕਹਿੰਦੇ ਮੰਗਣ ਭੇਜਤਾ ਤਾਂ ਹੈ ਆਪਾਂ ਨੌਕਰ ਨੂੰ ਭੇਜ ਦਿੰਦੇ ਵੀ ਭਾਈ ਫਲਾਣੇ ਦੇ ਆ ਚੀਜ਼ ਲਿਆ ਤੇਰੀ ਡਿਊਟੀ ਸੀ ਮੈਨੂੰ ਦੇਣਾ ਖਾਣ ਨੂੰ ਤੈਂ ਕਹਿੰਦਾ ਵੀ ਤੇਰਾ ਫਲਾਣੇ ਦੇ ਘਰ ਭੇਜਿਆ ਖਾਣ ਨੂੰ ਵੀ ਜਾ ਉੱਥੋਂ ਲਾਇਆ ਮੈਂ ਉਸ ਲਿਆ ਕੇ ਖਾਲੇ ਥਾ ਤਾਂ ਮੇਰਾ ਹੀ ਉਹ ਤੋਂ ਨਹੀਂ ਮੈਂ ਗਿਆ ਇਹ ਮੈਨੂੰ ਪਤਾ ਹੈ ਦਿੱਤਾ ਤੇਰਾ ਹੀ ਹੋਇਆ ਫਿਰ ਆ ਕੀ ਕਰਨਾ ਜੀ ਤੈਂ ਉਹਦੇ ਥਰੂ ਤੋਂ ਆਤਾ ਇਹ ਉਹਨੂੰ ਭਲੇਖਾ ਹੋਊਗਾ ਵੀ ਮੈਂ ਦਿੱਤਾ ਮੈਨੂੰ ਨਹੀਂ ਭਲੇਖਾ ਹੈਗਾ ਮੈਂ ਤਾਂ ਆਪਣੇ ਹੀ ਲਿਆ ਤੈਂ ਦਿੱਤਾ ਮੈਂ ਲਿਆ ਉਹਨੂੰ ਭਾਵੇਂ ਭਲੇਖਾ ਹੋਵੇ ਦੇਣ ਵਾਲੇ ਨੂੰ ਜੇ ਮੈਂ ਕਿਸੇ ਨੂੰ ਦੇਣਾ ਮੈਨੂੰ ਤਾਂ ਭਲੇਖਾ ਹੈ ਨਹੀਂ ਨਾ ਕਰਨਾ ਖਸਮਤ ਕਰਤ ਤੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚੇ ਸੱਚ ਇਹ ਹੈ ਜਿੱਥੇ ਦਾਣੇ ਨੇ ਖਾ ਲੈਣੇ ਨੇ ਤੈਂ ਐ ਕਹਿੰਦਾ ਵੀ ਉੱਥੇ ਮੰਗ ਕੇ ਖਾ ਲੈ ਤੂੰ ਹੈ ਤੇਰਾ ਹੀ ਤੇ ਲੈ ਲੈ ਜਾ ਕੇ ਕਹਿ ਦੇ ਵੀ ਲਿਆ ਬਈ ਮੇਰੇ ਦੇ ਆਪਣੇ ਲਿਆ ਇਸ ਕੀ ਘਟ ਗਿਆ ਮੇਰਾ ਇਸ ਕੀ ਘਟ ਗਿਆ ਕੁਝ ਵੀ ਘਟਿਆ ਹਾਂ ਇਹ ਜ਼ਰੂਰ ਹੋਊਗਾ ਤੇਰਾ ਨਾ ਘਟੇ ਮੈਨੂੰ ਤੇਰਾ ਫਿਕਰਾ ਕੁੰਭ ਭਗਤਾ ਦਾ ਵੀ ਹੋਊਗਾ ਵੀ ਆਪਣੇ ਭਗਤਾ ਦਾ ਵੀ ਹੋਊਗਾ ਜੇ ਘਟੂ ਤੇਰਾ ਹੀ ਘਟੂ ਮੇਰਾ ਕੀ ਕਰਨਾ ਮੇਰਾ ਤਾਂ ਕੋਈ ਘਟਣਾ ਤੈਨੂੰ ਆ ਕਹੂਗਾ ਲੈ ਬਈ ਫਲਾਣੇ ਨੂੰ ਲੋੜ ਪੈ ਗਈ ਬੜਾ ਫਰਦਾ ਸੇੜ ਮੇਰੇ ਕੋਲੋਂ ਪੈਸੇ ਮੰਗਣ ਆਇਆ ਨੌਕਰ ਭੇਜਿਆ ਆਪਣਾ ਨੌਕਰ ਨੇ ਤਾਂ ਲਿਆ ਕੇ ਦੇ ਦੇਣੇ ਨੇ ਮਾਲਕ ਦਾ ਹੁਕਮ ਜਾਉਣਾ ਨਾ ਤਾਂ ਨੌਕਰ ਦਾ ਕੀ ਉਹਦੇ ਫੇਰ ਗੱਲ ਮਾਲਕ ਦੀ ਹੋਣੀ ਗੱਲ ਤਾਂ ਮਾਲਕ ਤੇ ਹੀ ਹੋਣੀ ਹੈ ਮਾਲਕ ਤੂੰ ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀਵਾਨ ਇਹ ਜਿਹੜੇ ਗੜ ਹੈ ਕਿਲੇ ਨੇ ਬੁੱਧਰ ਨੇ ਬਹਿਲ ਨੇ ਇਹ ਕਾਰੂ ਨੇ ਕਿਸੇ ਦੇ ਹੈ ਇਹ ਤਾਂ ਬਾਜੀ ਹੈ ਉਹੀ ਇਹ ਤਾਂ ਭਰਮ ਹੈ ਹਾਂ ਇਹ ਤਾਂ ਕੋਈ ਬਾਜੀ ਹੈ ਔਰ ਜਿੱਤ ਗਿਆ ਕੜੀ ਨੂੰ ਹਾਰ ਗਿਆ ਉਹ ਜਿੱਤਿਆ ਤਾਂ ਆਪਣਾ ਹੁੰਦਾ ਜਦ ਹਾਰ ਜਾਂਦਾ ਦੂਏ ਪਾਸੇ ਨੂੰ ਉਹਦਾ ਹੋ ਜਾਂਦਾ ਕਦੇ ਇਹਦਾ ਹੋ ਗਿਆ ਕਦੇ ਇਹਦਾ ਹੋ ਗਿਆ ਕਦੇ ਉਹਦਾ ਹੋ ਗਿਆ ਕਦੇ ਉਹਦਾ ਹੋ ਗਿਆ ਬਾਜੀ ਗੇਟ ਹੈ ਇਹ ਤਾਂ ਬਾਜੀ ਹੈ ਇਹ ਬਾਜੀ ਦੀ ਨਾਨਕ ਸੱਚੇ ਨਾਮ ਬਿਨ ਝੂਠਾ ਆਉਣ ਜਾਣ ਦੇਖਿਆ ਨਹੀਂ ਉਹ ਬਾਨੀਆਂ ਦਾ ਕਿਵੇਂ ਨੰਬਰ ਤੇ ਆ ਗਏ ਪਹਿਲੇ ਨੰਬਰ ਤੇ ਤੇ ਪਹਿਲੇ ਸਾਲ ਉਹਨਾਂ ਦੀ 8ਵੇਂ ਨੰਬਰ ਤੇ ਨੇ ਬੜ ਚੋਖਾ ਦੀ 6ਵੇਂ ਨੰਬਰ ਤੇ ਨੇ ਸ਼ਰਮਾ ਦੇ ਨੇ ਅਸਾ ਬਾਜੀ ਹੈ ਬਾਜੀ ਉੜ ਗਈ ਪਿਆ ਦੇ ਪਿਆ ਦੇ ਵੱਧ ਗਏ ਸੀ ਪਿਆ ਦੇ ਘਟ ਗਏ ਨਾਨਕ ਸੱਚੇ ਨਾਮ ਬਿਨੋ ਝੂਠਾ ਆਵਣ ਜਾਣ ਨਾਨਕ ਸੱਚੇ ਨਾਮ ਨਾਮ ਸੱਚ ਹੈ ਹਮੇਸ਼ਾ ਰਹਿੰਦਾ ਹੈ ਹੁਕਮ ਸੱਤ ਹੈ ਬਾਕੀ ਆਉਣ ਜਾਣ ਦਾ ਝੂਠਾ ਹੈ ਆ ਗਿਆ ਮਾਲਕ ਬਣ ਗਿਆ ਚਲਿਆ ਗਿਆ ਕੋਈ ਹੋਰ ਮਾਲਕ ਬਣ ਗਿਆ ਇਹਦਾ ਬਾਜੀ ਹੈ ਰਾਜਾ ਰਾਜੇ ਦੇ ਪੈਦਾ ਹੋ ਗਿਆ ਆ ਰਾਜਾ ਬਣ ਗਿਆ 10 ਸਾਲ ਦੀ ਉਮਰ ਜੇ ਮਰ ਗਿਆ ਚਲ ਹੋ ਗਿਆ ਇਹਦਾ ਵੀ ਬਾਜੀ ਹੈ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਨ ਆਪੇ ਚਤੁਰ ਸਰੂਪ ਚਤੁਰ ਸਰੂਪ ਹੀ ਚਤੁਰ ਭੁਜ ਹੈ ਚਤੁਰ ਸਰੂਪ ਦੀ ਜਿਹੜੀ ਬਾਹ ਹੈ ਨਾ ਹੱਥ ਹੈ ਚਤੁਰ ਸਰੂਪ ਦਾ ਜਿਹੜਾ ਹੈ ਨਾ ਹੱਥ ਉਹਨੂੰ ਚਤੁਰ ਭੁਜ ਕਹਿੰਦੇ ਨੇ ਭੁਜ ਦੇ ਜਿਹਨੂੰ ਤਾਂ ਹੀ ਔਕੜ ਹੈ ਚਤੁਰ ਸਰੂਪ ਆ ਗਿਆ ਜਿਹੜਾ ਸਰੂਪ ਜਦੋਂ ਰਾ ਸਰੀਰ ਜਦੋਂ ਸਰੂਪ ਹੈ ਉਹਦੀ ਜਿਹੜੀ ਬਾਹ ਉਹ ਉਹਨੂੰ ਚਦਰ ਭੁਜ ਕਹਿੰਦੇ ਨੇ ਇਸੇ ਕਰਕੇ ਜੱਜੇ ਤੇ ਔਕੜ ਚਤੁਰ ਭੁਜਦਾ ਨੇ ਚਾਰ ਭੁਜਾਵਾਂ ਵਾਲਾ ਬਣਾਤਾ ਚਾਰ ਭੁਜਾਵਾਂ ਵਾਲਾ ਵਿਸ਼ਨੂੰ ਬਣਾਇਆ ਨਾ ਉਹ ਜਦ ਭੁਜਦਾ ਜੱਜੇ ਨੂੰ ਔਕੜ ਪਹਿਲੀ ਤਾਂ ਗੱਲ ਚਤੁਰ ਦਾ ਅਰਥ ਚਾਰ ਹੁੰਦਾ ਹੀ ਨਹੀਂ ਸਿਆਣਪ ਹੁੰਦਾ ਚਦਰ ਸਰੂਪ ਸਿਆਣਪ ਚਤੁਰ ਸੁਜਾਨ ਜਾਣਿਓ ਚਤਰ ਸੁਜਾਨ ਪੰਜ ਤਤ ਕੋ ਤਨ ਰਚਿਓ ਜਾਣਿਓ ਚਤਰ ਸੁਜਾਨ ਚਤਰ ਭੁਜ ਜਿਹੜਾ ਲਫ਼ਜ਼ ਹੈ ਚਾਰ ਤਰਫ ਵੀ ਆਇਆ ਚਤਰ ਕਿਤੇ ਕਿਤੇ ਚਤਰ ਦਿਸ਼ਾ ਕੀ ਦੋ ਬਲ ਆਪਣਾ ਚਤਰ ਚੱਕਰਵਰਤੀ ਅਸਲ ਚ ਚਤਰ ਇੱਕ ਚਤੁਰ ਲਫ਼ਜ਼ ਹੈ ਤੱਤੇ ਨੂੰ ਔਕੜ ਚਾਹੀਦਾ ਇੱਕ ਜਗ੍ਹਾ ਇੱਕ ਜਗ੍ਹਾ ਤੱਤਾ ਮੁਕਤਾ ਚਾਹੀਦਾ ਗੁਰਬਾਣੀ ਕਿਸੇ ਵੇਲੇ ਕੋਈ ਗੜਬੜ ਹੋ ਗਈ ਲੋਕਾਂ ਨੂੰ ਸਮਝ ਨਹੀਂ ਸੀਗੀ ਵੀ ਤੱਤੇ ਨੂੰ ਔਕੜ ਜਿਹੜਾ ਹੁੰਦਾ ਉਹਦਾ ਅਰਥ ਹੋਰ ਹੁੰਦਾ ਹੈ ਤੱਤਾ ਮੁਕਤਾ ਵਾਲਾ ਅਰਥ ਇਹ ਹੁੰਦਾ ਹੈ ਉਹ ਫੋਰ ਦੀ ਸੰਤ ਵਿੱਚ ਆਉਂਦਾ ਉਹ ਗੜਬੜ ਕਿਤੇ ਕਰਤੀ ਚਲੋ ਦਰੁਸਤ ਵੀ ਹੋ ਜੂ ਉਹਦਾ ਕੀ ਚਤੁਰ ਲਫ਼ਜ਼ ਹੈ ਚਤਰ ਨਹੀਂ ਹੁੰਦਾ ਜਿੱਤੇ ਚਤਰ ਲਵਦਾ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੋਇਮ ਸਦਾ ਸਰਬਦਾਰ ਸਰਬ ਜੁਗਤੇ ਦੁਕਾਲਮ ਪ੍ਰਣਾਸੀ ਦਿਆਲਮ ਸਰੂਪੇ ਸਦਾ ਅੰਗ ਸਭੇ ਅਪੰਗੰਗ ਵਿਪੂਤੇ ਉੱਤੇ ਚਤਰ ਦਾ ਅਰਥ ਚਾਰ ਹੈ ਚਤੁਰ ਰਹੀ ਹੈ ਉਹ ਚਤਰ ਚਤਰ ਤਤਾ ਮੁਕਤ ਹੈ ਆਪੇ ਚਤੁਰ ਸਰੂਪ ਹੈ ਚਤੁਰ ਸਰੂਪ ਹੈ ਆਪੇ ਜਾਣ ਸੁਜਾਣ ਚਤੁਰ ਸਰੂਪ ਹੈ ਤੂੰ ਸ਼ਾਨ ਦਾ ਪੁੰਜ ਹੈ ਸ਼ਾਨ ਦਾ ਸਾਗਰ ਇੱਕ ਜਿਹੜਾ ਇੱਕ ਦੀ ਗੱਲ ਹੈ ਕਿ ਆਪੇ ਚਤੁਰ ਸਰੂਪ ਹੈ ਇਹ ਹੁਕਮ ਹੈ ਜਿਹੜਾ ਉਹ ਵੀ ਚਤੁਰ ਸਰੂਪ ਸਾਰਿਆਂ ਨੂੰ ਗਿਆਨ ਤੂੰ ਦੇ ਰਿਹਾ ਸਾਰੇ ਤੇਰੇ ਹੁਕਮ ਚ ਨੇ ਸਭ ਕੁਝ ਤੈਂ ਬਣਾਇਆ ਜੋ ਤੈਂ ਬਣਾਇਆ ਸਭ ਕੁਝ ਵਿੱਚ ਅਦਰ ਸਰੂਪ ਹੈ ਤੂੰ ਸਭ ਨੂੰ ਸੋਚੀ ਤੂੰ ਦੇ ਬਣਾਇਆ ਸਭ ਕੁਝ ਤੈਂ ਆਪੇ ਜਾਣ ਆਪੇ ਜਾਣਕਾਰ ਹੈ ਜਿਹੜਾ ਜਾਣਕਾਰ ਹੈ ਉਹ ਤੋਂ ਵੀ ਅੱਗੇ ਜਾਣਕਾਰ ਹੈ ਤੂੰ ਸੁਜਾਨ ਹੈ ਸੁਜਾਨ ਹੁੰਦਾ ਸਭ ਕੁਝ ਜਾਣਦਾ ਜਿਹੜਾ ਸਭ ਕੁਝ ਜਾਣਦਾ ਕੁਝ ਵੀ ਐਸਾ ਨਹੀਂ ਜਿਹੜਾ ਤੂੰ ਨਹੀਂ ਜਾਣਦਾ ਸਭ ਸ੍ਰੇਸ਼ਟ ਜਾਣਕਾਰੀ ਹੈ ਤੇਰੀ ਤੇਰੇ ਜਿੰਨਾ ਗਿਆਨ ਕਿਸੇ ਕੋਲ ਨਹੀਂ ਆਪੇ ਜਾਣ ਸੁਜਾਨ ਜੋ ਆਵੇ ਸੇ ਜਾਹੇ ਕੋਨ ਆਏ ਗਹੇ ਪਛਤਾਹੇ ਜਿਹੜੇ ਜੰਗਲ ਚ ਨੇ ਆਵਣ ਜਾਣ ਦੇ ਵਿੱਚ ਨੇ ਜਿਹੜੇ ਉਹਦੇ ਨੇ ਉਹਨਾਂ ਦਾ ਜਾਣਾ ਨਿਸ਼ਚਿਤ ਹੈ ਆਏ ਗਏ ਪਛਤਾਏ ਉਹਦੇ ਜਾਂਦੇ ਪਛਤਾਉਂਦੇ ਰਹਿੰਦੇ ਨੇ ਆਵਣ ਜਾਣ ਦੇ ਵਿੱਚ ਜਿਹੜੇ ਰਹਿੰਦੇ ਨੇ ਹੈ ਉਹ ਵੀ ਉਹੀ ਉਹਨਾਂ ਦੀ ਦਾਲ ਹੋਈ ਹੋਈ ਹੈ ਉਹਨਾਂ ਨੇ ਆਪਣਾ ਰਾਜ ਨਹੀਂ ਕੀਤਾ ਉਹਨਾਂ ਦੇ ਗੁਣ ਗਲੇ ਹੋਏ ਨੇ ਉਹ ਗਲੇ ਗੁਣਾਂ ਦਾ ਰਾਜ ਨਹੀਂ ਕਰਦੇ ਰਾਜ ਕਰਦੇ ਉਹ ਵੀ ਚੇਤਨ ਸਰੂਪ ਹੋ ਜਾਣ ਸਿਰਫ ਗੁਣ ਗਲੇ ਹੋਇਆ ਕਰਕੇ ਕੁਝ ਗੁਣ ਹੈਗੇ ਨੇ ਕੁਝ ਗਲੇ ਹੋਏ ਨੇ ਇਹ ਨਹੀਂ ਸਾਰੇ ਗਲੇ ਹੋਏ ਨੇ ਸਾਰੇ ਨਹੀਂ ਗਲੇ ਅੱਧਾ ਤਾਂ ਸ਼ੁੱਧ ਹੈ ਉਹ ਦੂਜੇ ਮਨ ਦੇ ਵਿੱਚ ਵੀ ਸਾਰਿਆਂ ਦੇ ਸਾਰੇ ਗੁਣ ਬਿਲਕੁਲ ਇਹਦੀ ਗਲੇ ਹੋਏ ਕੁਝ ਚੰਗੇ ਵੀ ਨੇ ਕੁਝ ਬਾੜੇ ਵੀ ਦੂਜਾ ਮਨ ਕਿਸੇ ਦਾ ਵੱਧ ਕਿਸੇ ਦਾ ਘੱਟ ਪਰ ਜਿੰਨਾ ਜਰ ਆਉਣ ਜਾਣ ਦੇ ਵਿੱਚ ਹੈਗਾ ਉਹ ਜਰ ਦੁਖੀ ਹੋ ਪਛਤਾਉਂਦਾ ਹੀ ਰਹੂ ਲੱਖ 84 ਵੇਦਨੀ ਘਟਾਇ ਨਾ ਵਧੈ ਉਤਾਹੀ ਲੱਖ 84 ਵੇਦਨੀ 84 ਲੱਖ ਜੂਰ ਅਤਤੇ ਹੈ ਵੇਦਨੀ ਇਹ ਵੇਦ ਨਹੀਂ ਹੈ ਘੜਦੀ ਵਾਤਾ ਇਹ ਕੁਝ ਨਹੀਂ ਹੈਗਾ ਇਹ ਜੋ ਕੁਝ ਪਾਇਆ ਸੋ ਇੱਕ ਵਾਰ ਇੱਕੋ ਵਾਰ ਪਾਇਆ ਇੱਥੇ ਕੁਝ ਘੜਦਾ ਨਹੀਂ ਖਾਣ ਨਾਲ ਘੜਦਾ ਨਹੀਂ ਇੱਥੇ ਤਾਂ ਪਾਣੀ ਹੈ ਜਿਹਦਾ ਪਾਣੀ ਪਾਇਆ ਉਹਦਾ ਪਾਣੀ ਹੈਗਾ ਇੱਥੇ ਕੁਝ ਘੜਦਾ ਵੱਧਦਾ ਨਹੀਂ ਹੈ ਉਲਟਾ ਜਿਹੜੇ ਤਤ ਪੰਜ ਪਾਏ ਨੇ ਉਹਨਾਂ 'ਚ ਕੁਝ ਘੜਦਾ ਵੱਧਦਾ ਨਹੀਂ ਹੈ ਕੁਝ ਵੀ ਦਸਤਾਇ ਨਹੀਂ ਕੀਤਾ ਜਾ ਸਕਦਾ ਇੱਥੇ ਸੰਸਾਰ 'ਚ ਇਹ ਨਹੀਂ ਹੈਗਾ ਵੀ ਇਹਨੇ ਸਾਨੂੰ ਪਾਣੀ ਮੁੱਕ ਜੂਗਾ ਇੱਥੇ ਸਮੁੰਦਰ ਸੁੱਕ ਜੂਗਾ ਸਕਾਲ ਵਿੱਚ ਆਇਆ ਜੇ ਸਕਾਲ ਵਿੱਚ ਉਹ ਕਿਤੇ ਲੈ ਜਵੇ ਹੋਰ ਉਡਾ ਕੇ ਉਹ ਉਹਦੀ ਮਰਜ਼ੀ ਹੈ ਪਰ ਸਾਡੇ ਘਟਾਏ ਤੇ ਘਟਦਾ ਨਹੀਂ ਸਾਡੇ ਵਧਾਏ ਤੇ ਵਧਦਾ ਨਹੀਂ ਹੋਰ ਨਹੀਂ ਕੁਝ ਅਸੀਂ ਨਹੀਂ ਕਰ ਸਕਦੇ ਅਸੀਂ ਵੀ ਖਾ ਖਾ ਕੇ ਕਿਤੇ ਭਈ ਇਹਨੂੰ ਬੁਕਾ ਦਈਏ ਕਿਸੇ ਚੀਜ਼ ਨੂੰ ਪੀ ਕੇ ਪਾਣੀ ਨੂੰ ਬੁਕਾ ਦਈਏ ਜਿਨ੍ਹਾਂ ਰੋਣ ਉਹਨਾਂ ਰੋਣ ਇੱਥੇ ਰਹੂਗਾ ਕਿਤੇ ਨਹੀਂ ਜਾਂਦਾ ਉਹ ਜਿਹੜੇ ਅੰਮ੍ਰਿਤ ਕਿਹਾ ਹੋਇਆ 36 ਅੰਮ੍ਰਿਤ ਖਾਣ ਵਾਲੀਆਂ ਚੀਜ਼ਾਂ ਅੰਮ੍ਰਿਤ ਨੇ ਅੰਮ੍ਰਿਤ ਉਹ ਚੀਜ਼ ਹੈ ਜਿਹਦੀ ਘਟ ਨਹੀਂ ਸਕਦੀ ਨਸ਼ਟ ਨਹੀਂ ਹੋ ਸਕਦੀ ਇਹ ਮਾਇਆ ਵੀ ਨਸ਼ਟ ਹੁੰਦੀ ਨਾ ਇਹਨੂੰ ਤਾਂ ਅੰਮ੍ਰਿਤ ਕਿਹਾ ਹੋਇਆ ਅਖਰ ਦੋ ਹਾਂ ਅਖਰ ਦੋ ਨਹੀਂ ਉਹ ਅਖਰ ਨਹੀਂ ਹੈ ਅਖਰ ਹੋਰ ਗੱਲ ਹੈ ਅਖਰ ਹੁੰਦਾ ਭਰਮ ਨੂੰ ਕਿਹਾ ਹੈ ਅਖਰ ਭਰਮ ਨੂੰ ਕਿਹਾ ਹੈ ਨਸ਼ਟ ਨਹੀਂ ਹੋ ਸਕਦੀ ਡਿਸਟਰੋਏ ਨਹੀਂ ਹੋ ਸਕਦੀ ਦੇਖੋ ਨਾ ਪਾਣੀ ਦਾ ਭਾਵ ਬਣ ਗਿਆ ਭਾਵ ਬਣ ਕੇ ਫਿਰ ਪਾਣੀ ਬਣ ਗਿਆ ਬਰਫ ਬਣ ਗਈ ਇਦਾਂ ਹੀ ਚੱਲਦਾ ਰਹਿੰਦਾ ਮਾਇਆ ਵੀ ਨਸ਼ਟ ਤਾਂ ਵਾਇਰ ਕੁਝ ਤਾਂ ਸਾਇੰਸ ਨਹੀਂ ਬਣਦੀ ਹੈ ਤਾਂ ਕੁਝ ਵੀ ਡਿਸਟਰੋਏ ਨਹੀਂ ਹੋ ਸਕਦਾ ਰੂਪੇ ਬਸ ਕਾਰਬਨ ਨਾਲ ਜਲਦੀ ਕਾਰਬਨ ਡਾਈਆਕਸਾਈਡ ਬਣ ਗਈ ਕੋਲਾ ਹੈ ਲੱਕੜੀ ਜਲ ਨਹੀਂ ਅਸੀਂ ਆਕਸੀਜਨ ਨਾਲ ਜਲਦੀ ਹੈ ਕਾਰਬਨ ਜਲਦੀ ਹੈ ਆਕਸੀਜਨ ਗੈਸ ਵਿੱਚ ਰਹਦੀ ਹੈ ਕਾਰਬਨ ਡਾਈਆਕਸਾਈਡ ਉੱਡ ਜਾਂਦੀ ਹੈ ਕਾਰਬਨ ਵੀ ਹੈ ਇਹ ਆਕਸੀਜਨ ਇਕੱਠੀ ਹੋ ਗਈ ਬਸ ਤੱਤ ਇਕੱਠੇ ਹੋ ਗਏ ਉਹ ਗਏ ਤਾਂ ਕਿਤੇ ਨਹੀਂ ਇਸ ਕਰਕੇ ਇੱਥੇ ਕੁਝ ਵੀ ਡਿਸਟਰੋਏ ਨਹੀਂ ਹੋ ਰਿਹਾ ਇਹ ਗੱਲ ਤਾਂ ਸਾਇੰਸ ਵੀ ਬੋਲਦੀ ਇਹ ਗੱਲ ਗੁਰਬਾਣੀ ਕਹਿੰਦੀ ਹਾਂਜੀ ਘਟੇ ਨਾ ਵਧੇ ਉਤਾਹੇ ਬਦ ਵੀ ਨਹੀਂ ਰਿਹਾ ਕੁਛ ਲੱਖ 84 ਨਹੀਂ ਨਾਲ ਕੀ ਬੰਦਾ ਇਹ ਤੇ 84 ਲੱਖ ਜੂਰ ਆ ਧਰਤੀ ਹੈ ਇਹਦਾ ਘਟਦਾ ਵਧਦਾ ਕੁਛ ਨਹੀਂ ਹੈਗਾ ਇਹ ਜੇ ਇਥੋਂ ਜੀ ਚਲੇ ਗਏ ਘਟੇ ਕਿਤੇ ਵੀ ਉਹ ਵੀ ਉਥੋਂ ਇੱਥੇ ਆ ਗਏ ਇਥੋਂ ਉੱਥੇ ਆ ਕੇ ਗਿਣਤੀ ਤਾਂ ਉਹਦੀ ਹੋ ਰਹਿਣੀ ਹੈ ਜੀਵ ਕੋਈ ਮਰਦਾ ਨਹੀਂ ਹੈਗਾ ਮਰ ਕੇ ਘਟਦੇ ਨਹੀਂ ਹੈ ਨਾ ਤੇ ਜੀਵ ਘਟਦੇ ਨੇ ਇਹ ਠੀਕ ਆ ਵੀ ਉਹ ਰਹਿੰਦੇ ਸੱਚਖੰਡ ਰਹਿੰਦੇ ਨੇ ਆਇਆ ਐ ਲੋਕ ਤੇ ਰਹਿੰਦੇ ਨੇ ਐਸ ਲੋਕ ਤੇ ਰਹਿੰਦੇ ਨੇ ਅਪਰ ਲੋਕ ਤੇ ਰਹਿੰਦੇ ਨੇ ਇਹ ਪਰ ਪਿਆਰ ਘਟਿਆ ਬਦਾ ਦਾ ਕੁਝ ਨਹੀਂ ਫਿਰ ਜੇ ਤੋਂ ਪਰ ਲੋਕ ਚਲੇ ਗਏ ਉਹ ਘਟ ਗਏ ਫਿਰ ਜੇ ਪਰ ਲੋਕ ਜੋ ਇੱਥੇ ਆ ਕੇ ਘਟ ਗਏ ਉਹ ਗਿਣਤੀ ਤਾਂ ਨਹੀਂ ਹੋ ਰਹੀ ਗਿਣਤੀ 'ਚ ਨਹੀਂ ਕੋਈ ਫਰਕ ਹੋਇਆ ਨਾ ਮੈਟਰ ਦੀ ਮੈਟਰ ਦੇ ਵਿੱਚ ਵਿੱਚ ਕੁਝ ਫਰਕ ਪਿਆ ਨਾ ਆਤਮਾ ਵਿੱਚ ਕੋਈ ਫਰਕ ਪੈਂਦਾ ਹੈ ਇਹ ਨਹੀਂ ਰਹਿੰਦਾ ਇਹ ਠੀਕ ਹੈ ਤੋਂ ਕੁਝ ਸੱਚਖੰਡ ਜਾ ਕੇ ਬਸ ਗਏ ਸੱਚਖੰਡ ਤੋਂ ਇੱਥੇ ਆ ਗਏ ਗਿਣਤੀ ਉਹਦੀ ਹੋਈ ਹੈ ਗਿਣਤੀ 'ਚ ਕੋਈ ਫਰਕ ਨਹੀਂ ਇਹ ਨਾ ਤੁਸੀਂ ਮੰਨ ਲਿਓ ਬਈ ਜਿਹੜੇ ਵਰ ਜਾਂਦੇ ਨੇ ਉਹ ਪਤਾ ਨਹੀਂ ਦਸਤੇ ਹੋ ਜਾਂਦੇ ਨੇ ਉਹਨਾਂ ਦਾ ਅਸਤਿਤਵ ਖਤਮ ਹੋ ਜਾਂਦਾ ਕਹਿੰਦੇ ਕੁਝ ਵੀ ਅਸਤਿਤਵ ਨਹੀਂ ਖਤਮ ਹੁੰਦਾ ਦੁਬਾਰਾ ਫੇਰ ਜਨਮ ਲੈ ਲੈਂਦੇ ਨੇ ਉਹ ਇੱਥੇ ਜੇ ਸੱਚਖੰਡ ਚਲੇ ਗਏ ਤਾਂ ਉੱਥੇ ਹਾਜ਼ਰ ਨੇ ਉੱਥੇ ਕਿਹੜਾ ਮਰ ਕੇ ਜਾ ਕੇ ਇੱਥੇ ਵੀ ਸੁੱਤੇ ਹੀ ਨੇ ਮਰਿਆ ਕੋਈ ਵੀ ਨਹੀਂ ਉਹਦੇ ਸੌਂਦੇ ਨੇ ਫੇਰ ਜਾਗ ਪੈਂਦੇ ਨੇ ਇੱਕ ਡਿਊਟੀ ਦੇ ਖੜੇ ਨੇ ਕੁਝ ਆਦਮੀ ਕੁਝ ਆਦਮੀ ਸੁੱਤੇ ਪਏ ਨੇ ਕੁਝ ਆਦਮੀ ਡਿਊਟੀ ਤੇ ਨਹੀਂ ਜਾਗਦੇ ਨੇ ਉਹ ਤਾਂ ਡਿਊਟੀ ਤੇ ਨੇ ਨੂੰ ਜਾਗਦੇ ਨੇ ਡਿਊਟੀ ਤੇ ਨਹੀਂ ਕੋ ਸੁੱਤੇ ਪਏ ਨੇ ਡਿਊਟੀ ਤੇ ਆਏ ਨੇ ਤੇਰੇ ਸ਼ਬਦਾਂ ਹੋ ਗਈ ਉਹਨੇ ਸੁੱਤੇ ਪਏ ਨੇ ਉਹ ਵੀ ਤਾਂ ਪਿੱਛੇ ਨੇ ਗਿਣਤੀ ਜੋ ਕਿਹੜਾ ਬਾਹਰ ਕੱਢਦੇ ਗਿਣਤੀ ਜੋ ਉਹ ਟਿਕਾਣਗੇ ਉਹ ਸੌ ਜਾਣਗੇ ਉਹ ਸ਼ਬਦਾਂ ਹੀ ਬਦਲਦੀਆਂ ਨੇ ਤਾਂ ਨਾ ਐਵੇਂ ਤੇਰੇ ਲੋਕ ਦੇ ਤਾਂ ਸ਼ਬਦਾਂ ਹੀ ਨੇ ਸ਼ਬਦਾਂ ਜਲਦੀਆਂ ਨੇ ਬੰਦੇ ਹੁੰਦੇ ਬੰਦੇ ਹੁੰਦੇ ਸ਼ਿਫਟ ਟਾਈਮਰ ਹੁੰਦੀ ਹੈ ਉਹਦੇ ਵਿੱਚ ਕੀ ਹੈ ਸਟਾਫ ਨੂੰ ਪੂਰਾ ਸਟਾਫ ਪੂਰਾ ਸਟਾਫ ਦਾ ਪੂਰਾ ਸਟਾਫ ਪੂਰਾ ਹੀ ਹੈ ਸਟਾਫ ਦਾ ਕੋਈ ਫਰਕ ਨਹੀਂ ਪੁੱਤਾ ਹੈ ਕੱਲੇ ਦਾ ਬਦੇ ਪੁੱਤਾ ਹੈ ਬਦਲਾ ਉੱਤੇ ਨੂੰ ਹੁੰਦਾ ਹੋਰ ਵੀ ਗੱਲ ਹੈ ਧਰਤੀ ਹੈ ਤੂੰ ਇਹ ਖੇਤ ਕੁਝ ਬੀਜਾ ਚ ਬੀਜ ਲੋ ਇਹ ਜੋ ਫਸਲ ਨਿਕਲੂ ਨਿਕਲੂ ਹਰ ਸਾਲ ਕੱਢ ਦੇਣੀ ਨਿਕਲੂਗੀ ਫਸਲ ਫਸਲ ਵੱਢੇਗਾ ਉਹਨੂੰ ਜਮਾ ਕਰੀ ਜਾ ਫਸਲ ਨੂੰ ਉਹਦੀ ਮਿੱਟੀ ਹੋ ਜੂਗੀ ਢੇਰ ਲੱਗ ਜੂ ਤੇ ਐ ਦੋਵੇਂ ਖੇਤ ਬਰਾਬਰ ਰਹਿਣਗੇ ਇਹ ਰਿਹਾ ਵੀ ਆ ਚਾਰ ਰੁਪਏ ਡੀਵਾ ਬਹੁ ਜੂ ਆ ਚਾਰ ਰੁਪਏ ਉੱਚਾ ਹੋ ਜੂ ਜਿਵੇਂ ਸਾਡੇ ਕਿ ਜਖਮ ਹੋ ਗਿਆ ਇੱਥੇ ਇਹ ਇਹ ਭਰਨਾ ਬਰਾਬਰ ਉਹਦੀ ਉੱਚਾ ਹੁਣ ਉਹ ਵੀ ਜਾਗਦੇ ਜਿੰਨਾ ਉਹ ਮਿੱਟੀ ਲੈ ਲਿਓ ਕਿਦੋਂ ਪੂਰੀ ਕਰੇ ਉਹਦੀ ਘਾਟ ਚਾਹੇ ਨੇਰੀ ਆਈ ਦੇ ਘਾਟ ਪੂਰੀ ਕਰੇ ਜਾਂ ਹਵਾ ਚੱਲਦੀ ਹੈ ਉਹ ਬਰਾਬਰ ਹੀ ਰਹੂਗੀ ਜ਼ਮੀਨ ਦੀ ਘਾਟ ਉਹ ਨਹੀਂ ਹੋਊ ਸੇ ਜਦ ਉਭਰੇ ਜਿਨ ਹਰ ਪਾਇਆ ਸੇ ਜਦ ਉਭਰੇ ਜਿਨ ਹਰ ਪਾਇਆ ਉਹ ਉੱਪਰ ਉੱਠ ਜਾਂਦੇ ਨੇ ਪਾਪ ਸਾਗਰ ਤੋਂ ਉਹਨਾਂ ਦੀ ਸੋਚ ਮਾਇਆ ਤੋਂ ਉੱਪਰ ਉੱਠ ਜਾਂਦੀ ਹੈ ਜਿਨ੍ਹਾਂ ਨੂੰ ਹਰ ਜਿਹੜਾ ਹੈਗਾ ਉਹਦੀ ਭਾਵਨਾ ਅੰਦਰ ਪੈਦਾ ਹੋ ਜੇ ਉਹਦੇ ਮਲਾਪ ਦੀ ਭਾਵਨਾ ਪੈਦਾ ਜਿਨ੍ਹਾਂ ਦੇ ਅੰਦਰ ਜੋਤ ਦੀ ਜਗਿਆਸਾ ਜਾ ਗਿਆ ਵੇ ਨਾ ਜੋਤ ਨੂੰ ਜਾਣਨ ਦੀ ਜਗਿਆਸਾ ਜਾ ਗਿਆ ਵੇ ਉਹ ਫਿਰ ਜੋਤ ਦੇ ਲੈਵਲ ਦੀ ਗੱਲ ਕਰਦੇ ਨੇ ਜੋਤ ਦੇ ਲੈਵਲ ਦੀ ਗੱਲ ਚੰਗੀ ਲੱਗਦੀ ਹੈ ਜੋਤ ਦੇ ਲੈਵਲ ਦੀ ਗੱਲ ਸਮਝਦੇ ਨੇ ਜੋਤ ਦੇ ਲੈਵਲ ਦੀ ਗੱਲ ਸੁਣਦੇ ਸਰੀਰ ਦੇ ਲੈਵਲ ਤੋਂ ਉੱਤੇ ਉੱਠ ਖੜਦੇ ਨੇ ਜਿੰਨ ਹਰ ਪਾਇਆ ਹਾਂ ਤੰਦਾ ਹੁਆ ਜਗੁੱਤੀ ਮਾਇਆ ਤੰਦਾ ਜਿਹੜਾ ਸੀਗਾ ਉਹਨਾਂ ਦੇ ਅੰਦਰ ਚਾਹੇ ਧਰਮ ਨੂੰ ਧੰਦਾ ਬਣਾਉਣ ਦੀ ਗੱਲ ਸੀ ਚਾਹੇ ਮਾਇਆ ਦੇ ਧੰਦੇ ਦੇ ਵਿੱਚ ਅਲਝੇ ਹੋਏ ਸੀ ਕੋਈ ਮਾਇਆ ਦੇ ਧੰਦੇ ਦੇ ਵਿੱਚ ਜਿਆ ਹੋਇਆ ਕੋਈ ਧਰਮ ਨੂੰ ਧੰਦਾ ਬਣਾਈ ਬੈਠਾ ਤੱਦੇ ਵਾਲੇ ਬਗੂਤੇ ਕੋਈ ਚਾਹੂ ਬਰੋ ਉਹਨਾਂ ਨੂੰ ਉਹਨਾਂ ਨੂੰ ਮੌਕੇ ਤੇ ਆ ਕੇ ਫਿਰ ਡੋਬਾ ਹੋ ਜਿਹੜੀ ਚੀਜ਼ ਨੂੰ ਆਏ ਸੀ ਲੈਣ ਉਹ ਉਹਨਾਂ ਕੋ ਹੋੜੀ ਦੀ ਉਹ ਬੁਗੋਚਾ ਹੋ ਪਛਤਾਵਾ ਪਛਤਾਵਾ ਤਦੇ ਜੇ ਲੱਗੇ ਹੋਏ ਆਦਮੀ ਤਾਂ ਡੁੱਬ ਜਾਣਗੇ ਉਹ ਬੂਏ ਵਰ ਜਾਣਗੇ ਵਿਗੁੱਤੀ ਮਾਇਆ ਮਾਇਆ ਜਿਹੜੀ ਛੁੱਟ ਜਾਣੀ ਮਾਇਆ ਐਵੇਂ ਚਲੀ ਜਾਣੀ ਉਹਨਾਂ ਮਾਇਆ ਵੀ ਗਵਾ ਜਾਣੀ ਹੈ ਮਾਇਆ ਵੀ ਨਹੀਂ ਮਿਲਣੀ ਦੁਬਦਾ ਮੈਂ ਦੋਨੋਂ ਗਏ ਮਾਇਆ ਬੜੀ ਨਰਾ ਜੋ ਦਿਸੈ ਸੋ ਚਾਲਸੀ ਇਸ ਕੋ ਉਮੀਦ ਕਰਿਓ ਜਿਹੜਾ ਕੁਝ ਦੀਦਾ ਹੈ ਉਹ ਚੱਲਣਹਾਰ ਹੈ ਲਗਾਤਾਰ ਉਹ ਪ੍ਰਣ ਹੁੰਦਾ ਜੋ ਦਿਨ ਦਾ ਹੋਇਆ ਕਿਨੂੰ ਬਿਤ ਕਰੀਏ ਇੱਥੇ ਇਹਦਾ ਮਤਲਬ ਹੈ ਕਿਸੇ ਨੂੰ ਵੀ ਬਿੱਤਰ ਨਹੀਂ ਬਣਾਇਆ ਜਾ ਸਕਦਾ ਸੰਸਾਰ 'ਚ ਸਰੀਰ ਕਰਕੇ ਨਹੀਂ ਬਣਾਇਆ ਜਾ ਸਕਦਾ ਕਿਸੇ ਨੂੰ ਬਿੱਤਰ ਚਾਹੇ ਗੁਰੂ ਵੀ ਸੀ ਸਰੀਰ ਤਾਂ ਸਭ ਦਾ ਉਹ ਤਾਂ ਆਪ ਕਹਿ ਰਹੇ ਨੇ ਜਿਹੜਾ ਆਪ ਸਰੀਰ ਆਪਣਾ ਛੱਡੀ ਫਿਰਦਾ ਤੁਸੀਂ ਉਹਦੇ ਸਰੀਰ ਨਾਲ ਜੁੜ ਕੇ ਕੀ ਕਰੋਗੇ ਜਿਹੜਾ ਆਪਣਾ ਸਰੀਰ ਨੂੰ ਕਹਿੰਦਾ ਵੀ ਇਹ ਧੋਖਾ ਹੈ ਤੁਸੀਂ ਉਹ ਧੋਖੇ ਨੂੰ ਵੜ ਕੇ ਕੀ ਕਰੋਗੇ ਉਹਦੇ ਨਾਲ ਤਾਂ ਆਪਣਾ ਸਰੀਰ ਜਿਹੜਾ ਹੈਗਾ ਉਹ ਤੁਹਾਡਾ ਚੰਗਾ ਜਿਹਦੇ ਕਰਕੇ ਤੁਹਾਨੂੰ ਕੁਝ ਮਿਲੇ ਦੂਏ ਦੇ ਛੀਣ ਤੋਂ ਸਾਨੂੰ ਕੁਝ ਨਹੀਂ ਮਿਲਿਆ ਦੂਏ ਦੀ ਜੇ ਮਿਲਿਆ ਤਾਂ ਆਤਮਾ ਤੋਂ ਮਿਲਿਆ ਆਤਮਾ ਤੋਂ ਮਿਲਿਆ ਆਤਮਾ ਬੋਲੀ ਜੋ ਵੀ ਬੋਲਿਆ ਅਕਾਲ ਬੋਲਿਆ ਜੋ ਸਿੱਖਿਆ ਮਿਲੀ ਹੈ ਸਰੀਰ ਤੋਂ ਨਹੀਂ ਮਿਲਿਆ ਕੁਝ ਸਰੀਰ ਤੋਂ ਕੀ ਮਿਲਿਆ ਕਿਤੇ ਗੁਰੂ ਗ੍ਰੰਥ ਦੇ ਵੀ ਇਹ ਅੱਖਰ ਨੇ ਇਹ ਅੱਖਰਾਂ ਨੂੰ ਪੜਾਂਗੇ ਸਮਝਾਂਗੇ ਤਾਂ ਹੀ ਕੁਝ ਮਿਲੂਗਾ ਵੈਦ ਗ੍ਰੰਥ ਤੋਂ ਕੁਝ ਨਹੀਂ ਮਿਲਦਾ ਡਿੱਠੇ ਟਿੱਠੇ ਮੁਕਤ ਰਹੋ ਬਈ ਟਿੱਠੇ ਤੇ ਕਿਵੇਂ ਮੁਕਤ ਹੋ ਜੀ ਬਲਕਿ ਖਤਰਨਾਕ ਵੀ ਹੈ ਬਹੁਤ ਕਦੇ ਤਿੱਖੀ ਬਾਲ ਵਿੱਕੀ ਜੇ ਗੱਲ ਉਲਟ ਸਮਝ ਆਵੇ ਬੜੀ ਖਤਰਨਾਕ ਹੈ ਉਲਟ ਸਿੱਖੀ ਉਲਟ ਸਮਝ ਨਹੀਂ ਅਸੀਂ ਡੁੱਬ ਕੇ ਸਾਰੇ ਲੈ ਅਰਥ ਉਲਟ ਸਮਝ ਕੇ ਖਤਰਨਾਕ ਬਣੀ ਸਾਡੇ ਵਾਸਤੇ ਅਸੀਂ ਕਿਰਪਾਨ ਦੇ ਅਰਥੇ ਭਗਉਤੀ ਕਰਕੇ ਗਿਆਨ ਖੜਕ ਦੇ ਅਰਥ ਛੱਡ ਕੇ ਅਸੀਂ ਤਲਵਾਰ ਲੋਹੇ ਦੀ ਦੇ ਅਰਥ ਜਿਹੜੇ ਕਰ ਲਏ ਇਹ ਸਾਡੇ ਖਾਤਰ ਖਤਰਨਾਕ ਬਣੇ ਹੀ ਹੋ ਹੋਵੇ ਪੀੜੀ ਦੀ ਤਲਵਾਰ ਨੂੰ ਲੋਹੇ ਦੀ ਤਲਵਾਰ ਬਣ ਕੇ ਸਤਿਆਨਾਸ਼ ਕਰ ਲਿਆ ਸੀ ਆਪਣੀ ਅਕਲ ਦਾ ਬੁੱਧੀਹੀਨ ਬਣ ਗਈ ਦੋਹੇ ਤਲਵਾਰਾਂ ਲੋਹੇ ਦੀਆਂ ਬਣ ਕੇ ਅਕਲ ਦਾ ਦਵਾਲਾ ਕਰ ਲਿਆ ਸੀ ਬੜੀ ਖਤਰਨਾਕ ਹੈ ਬਾਣੀ ਜੇ ਉਲਟੀ ਸਮਝਿਆ ਜੇ ਰੱਖਿਆ ਤੁਹਾਡੇ ਕੋਲ ਹੈ ਜੇ ਰੱਖਿਆ ਉਲਟਾ ਫੜ ਲਿਆ ਨਾ ਤੁਸੀਂ ਹੋਰੇ ਪਾਸੇ ਜਾ ਵੜੋਗੇ ਉਲਟਾ ਫੜਿਆ ਹੈ ਨਕਸ਼ਾ ਸਾਡਾ ਹੈ ਕਿਉਂਕਿ ਬੋਲੀ ਅਸੀਂ ਇਹ ਪੰਜਾਬੀ ਸਮਝ ਲਈ ਪੰਜਾਬੀ ਬੋਲੀ ਹੈ ਪੰਜਾਬੀ ਬੋਲੀ ਹੈ ਜੀ ਸੰਸਾਰੀ ਬੋਲੀ ਹੋ ਰਹੀ ਹੈ ਇਸ ਕਰਕੇ ਜੋ ਅਸੀਂ ਅਰਥ ਬਣਾ ਲੇ ਉਹ ਅਰਥ ਹੈ ਨਹੀਂ ਇਸ ਕਰਕੇ ਅਸੀਂ ਹੋਰੇ ਤੋਂ ਜਾਵੜੇ ਹੋਰੇ ਪਾਸੇ ਜਾਵੜੇ ਅਵਰਾਸ਼ੀ ਰਾਜ ਨੂੰ ਸੰਸਾਰੀ ਰਾਜ ਬਣਾ ਲੇ ਨਾਮ ਕਰ ਨੂੰ ਸੰਸਾਰੀ ਧਰਮ ਬਣੀ ਬੈਠੇ ਹੋ ਤਾਂ ਕਿੱਥੇ ਗਿਆ ਕਿਹਦੇ ਕੋਲ ਹੈ ਦੱਸੋ ਹੈ ਤੋ ਕਿਉਂ ਨਹੀਂ ਹੈ ਫਿਰ ਨਾਮ ਬਿਨਾਂ ਦਾ ਸਭ ਕੂੜ ਹੈ ਗਾਲੀ ਹੀ ਉੱਚੀ ਹੈ ਨਾਮ ਬਿਨਾਂ ਸਭ ਕੂੜ ਗਾਲੀ ਹੀ ਉੱਚੀ ਹੈ ਜਿੰਨੀਆਂ ਵੀ ਗੱਲਾਂ ਕਰਦੇ ਆ ਗੁਰਦੁਆਰੇ ਜੀ ਜੇ ਨਾਮ ਨਹੀਂ ਹੈ ਸਭ ਝੂਠ ਹੈ ਕੂੜ ਉੱਚੀਆਂ ਗੱਲਾਂ ਉਹ ਹੀ ਉਹ ਪੰਡਤ ਕਰਦਾ ਤਾਂ ਉਹੀ ਤੁਸੀਂ ਕਰਨ ਲੱਗੇ ਉਹੀ ਸਾਖੀਆਂ ਉਹੀ ਇਤਿਹਾਸ ਉਹੀ ਕੂੜ ਨਾਮ ਤੋਂ ਬਿਨਾਂ ਉਹੀ ਧਨ ਸੰਸਾਰ ਵਾਲਾ ਉਹੀ ਧਰਮ ਨੂੰ ਤੱਦਾ ਉਹੀ ਤੀਰਥ ਉਹੀ ਸਭ ਕੁਝ ਉਹੀ ਰਾਗ ਉਹੀ ਰਾਗ ਤੇ ਉਹੀ ਰੋਗ ਰੋਗ ਵੀ ਹੋਈ ਹੈ ਜੇ ਰਾਗ ਹੈ ਤਾਂ ਰੋਗ ਵੀ ਹੋਈ ਹੈ ਰਾਗੀ ਰੋਗੀ ਤੇ ਕੋਈ ਗੱਲ ਹੈ ਰਾਗੀ ਰੋਗੀ ਹੁੰਦੇ ਹੀ ਨੇ ਕਿਹੜੀ ਬਿਮਾਰੀ ਹੈ ਜਿਹੜੀ ਸਾਡੇ 'ਚ ਹੈ ਨਹੀਂ ਜਿਹੜੀ ਪੰਡਤ ਦੇ ਸਿੰਘ ਹੈ ਸਾਡੇ 'ਚ ਹੈ ਨਹੀਂ ਕੋਈ ਐਸੀ ਬਿਮਾਰੀ ਨਹੀਂ ਜਿਹੜੀ ਹੈ ਸਾਰੀਆਂ ਹੀ ਇੱਕ ਦੋ ਵੱਧ ਨੇ ਜ਼ਰੂਰ ਪੰਡਤ ਨੂੰ ਬਰਦਾਸ਼ਤ ਸੀ ਸੁਣਨਾ ਧਰਮੋਂ ਸਾਨੂੰ ਰਿਹਾ ਨਹੀਂ ਬਰਦਾਸ਼ਤ ਨਹੀਂ ਰਿਹਾ ਅਸੀਂ ਸੱਚ ਸੁਣ ਨਹੀਂ ਸਕਦੇ ਪੰਡਤ ਸੁਣਨ ਦਾ ਸੀ ਉਹਦੀ ਪੇਸ਼ੈਂਸ ਸੀ ਉਹਦੇ ਵਿੱਚ ਪੇਸ਼ੈਂਸ ਉਹ ਗਵਾਲੀ ਅਸੀਂ ਹੋਰ ਖਤਰਨਾਕ ਗੱਲ ਹੋ ਗਈ ਜਿਹੜਾ ਕ੍ਰੋਧ ਜੋਗੀਆਂ ਵਿੱਚ ਸੀ ਉਹ ਕ੍ਰੋਧ ਸਾਡੇ ਚ ਆ ਗਿਆ ਕਿਸੇ ਦੀ ਗੱਲ ਛੋਟੀ ਛੋਟੀ ਜਾਂਦੀ ਜੋ ਅਸੀਂ ਮੰਨਿਆ ਹੋਇਆ ਗਲਤ ਜੇ ਉਹਦੇ ਕੋਈ ਉਲਟ ਕਹੇ ਅਸੀਂ ਛੋਟੀ ਛੋਟੀ ਜਾਂਦੇ ਅਸੀਂ ਮਾਰਨ ਮਾਰਨ ਨੂੰ ਤਿਆਰ ਹੋ ਜਾਂਦੇ ਦਲੀਲ ਨਹੀਂ ਹੈ ਦਲੀਲ ਦਾ ਤਾਂ ਮਤਲਬ ਹੀ ਨਹੀਂ ਰਹਿ ਗਿਆ ਗੁਰਨਾਨਕ ਦਲੀਲ ਦੀ ਗੱਲ ਕਰਦਾ ਗੁਰਬਾਣੀ ਦਲੀਲ ਦੀ ਗੱਲ ਕਰਦੀ ਉਹਦੀ ਦਲੀਲ ਹੈ ਕਿਆਸ ਦੀ ਦਲੀਲ ਕਿਆ ਦੀ ਦਲੀਲ ਗਿਆਨਵਾਨ ਦਲੀਲ ਤੋਂ ਨਹੀਂ ਪਛ ਸਕਦਾ ਇਹ ਗਿਆਨੀਆਂ ਦਾ ਮਾਰਗ ਹੈ ਗਿਆਨੀਆਂ ਦਾ ਤੁਹਾਨੂੰ ਨਾਮ ਹੈ ਦੋ ਅੰਨਾ ਤਰਕੂ ਕਾਣਾ ਦੁਆ ਤੋਂ ਗਿਆਨੀ ਸਿਆਣਾ ਸਿਆਣਾ ਕਾਣਾ ਗਿਆਨੀ ਇਹ ਗਿਆਨੀਆਂ ਦਾ ਧਰਮ ਹੈ ਗਿਆਨੀਆਂ ਦਾ ਧਰਮ ਤਨ ਨਾਮ ਹੈ ਗਿਆਨੀਆਂ ਦਾ ਤਾਂ ਨਾਮ ਹੁੰਦਾ ਗਿਆਨੀਆਂ ਦਾ ਤਾਂ ਗੋਲ ਨਹੀਂ ਹੁੰਦੀ ਗੋਲ ਗੋਦੀਆਂ ਮਨਮੁਖਾਂ ਦਾ ਧਨ ਗੋਲ ਕਿਸੇ ਕੀ ਪਟਲਦਾ ਤਾਂ ਵਿਦਵਾਨਾਂ ਦਾ ਤਨ ਉਹੀ ਸਾਡਾ ਫਿਰ ਤੋਤੀ ਟਿੱਕਾ ਤੇ ਮਾਲੀ ਤਾਰ ਬਲੇਛਾ ਖਾਈ ਬਾਲਾ ਦੀ ਵੀ ਗੱਲ ਹੈ ਟਿੱਕਾ ਵੀ ਅਸੀਂ ਕਰੀ ਜਾਂਦੇ ਟਿਕਾ ਦਾ ਅਰਥ ਟਿੱਕਾ ਕਰ ਲਿਆ ਉੱਤੇ ਤਿਲਕ ਦਾ ਵੀ ਉਹੀ ਅਰਥ ਕਰੀ ਜਾਂਦੇ ਉਹਦੇ ਦਾ ਤਿਲਕ ਦੀ ਡੈਫੀਨੇਸ਼ਨ ਹੈ ਦਾਗੇ ਹੈ ਸਰਣ ਵਿੱਚ ਜੂਝੇ ਬੰਦਾ ਕੇ ਭਗ ਜਾਈ ਜਿਹੜਾ ਦਾਗ ਸੀ ਉਹਦੇ ਨੂੰ ਤਿਲਕ ਕਿਹਾ ਹੋਇਆ ਹੈ ਰਾਮਦਾਸ ਥੋੜੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸੱਚ ਦੇ ਨਿਸ਼ਾਨ ਦਾ ਤਿਲਕ ਦਿੱਤਾ ਆਤਮਾ ਨੂੰ ਦਿੱਤਾ ਤਿਲਕ ਸਰੀਰ ਨੂੰ ਦੇਈਦਾ ਤਿਲਕ ਤਿਲਕ ਦੇਣਾ ਆਤਮਾ ਨੂੰ ਆਤਮਾ ਨੂੰ ਲਈਦਾ ਦਿਲ ਕਿਤੋਂ ਬਾਹਲੇ ਸ਼ਰੀਰ ਦਾ ਕੀ ਮਤਲਬ ਰਹਿ ਗਿਆ ਜੇ ਬਾਹਲੇ ਸ਼ਰੀਰ ਨੂੰ ਤਿਲਕ ਦੇਤਾ ਫਿਰ ਪੰਡਤ ਹੈ ਸਰਬਨ ਮੁਖ ਹੈ ਸਾਖਤ ਹੈ ਬਾਹਲੇ ਸ਼ਰੀਰ ਦਾ ਜੇ ਬਾਹਲੇ ਸ਼ਰੀਰ ਦਾ ਮਤਲਬ ਹੁੰਦਾ ਤਾਂ ਰਾਮਦਾਸ ਨਾਨਕ ਕਿਵੇਂ ਲਿਖ ਸਕਦਾ ਆਪਣੇ ਆਪ ਨੂੰ ਜੇ ਬਾਹਲੇ ਤਿਲਕ ਨੂੰ ਦਿੱਤਾ ਹੁੰਦਾ ਸ਼ਰੀਰ ਨੂੰ ਦਿੱਤਾ ਤਿਲਕ ਤਾਂ ਰਾਮਦਾਸ ਨਾਨਕ ਨਹੀਂ ਹੈ ਫਿਰ ਅੰਦਰਲੇ ਹੀਰ ਨੂੰ ਜੇ ਤਲਕ ਦਿੱਤਾ ਫਿਰ ਨਾਨਕਾ ਰਾਮਦਾਸ ਦਾ ਨੇ ਨਾਲੇ ਨਾਲ ਕਹੀ ਜਾਂਦੇ ਨੇ ਨਾਨਕ ਸਰੀਰ ਸੀ ਅੱਡ ਹੈ ਤਾਂ ਕਪੜਾ ਸੀ ਪਾਇਆ ਹੋਇਆ ਦਲੇ ਸਰੀਰ ਨੂੰ ਤਿਲਕ ਦਿੱਤਾ ਹੈ ਸੂਖਮ ਸ਼ਰੀਰ ਨੂੰ ਤਿਲਕ ਦਿੱਤਾ ਤੇ ਸੂਖਮ ਇਹ ਤਿਲਕ ਬਾਹਲੇ ਸ਼ਰੀਰ ਨੂੰ ਦੇਈ ਜਾਂਦੇ ਨੇ ਫਿਰ ਇਹ ਤਾਂ ਫਿਰ ਉਹੀ ਪਟਤ ਵਾਲੀ ਗੱਲ ਹੋ ਗਈ ਮੂਰਤੀ ਪੂਜਕ ਨੇ ਤਾਂ ਹੀ ਉਹ ਗੱਦੀ ਦਵਾਲੀ ਫਿਰ ਗੱਦੀ ਕਾ ਜੀ ਪ੍ਰਗਟ ਕਰਾਂਗੇ ਦੇ ਇਹ ਕਹਿੰਦਾ ਤਾਂ ਹੀ ਕਹਿੰਦੇ ਨੇ ਬਾਹਲੀ ਦੇ ਦੀ ਗੱਲ ਹੈ ਇਹ ਤਾਂ ਹਿੰਦੂ ਮਤ ਹੈ ਪ੍ਰਗਟ ਕਰਾਂਗੇ ਦੇ ਕਹਿਣਾ ਹਿੰਦੂ ਮਤ ਹੈ ਸਿੱਖਮਤ ਨਹੀਂ ਹੈ ਜੋ ਦੀਸੇ ਤੋਂ ਮਾਇਆ ਹੈ ਪੋਤੀ ਸਾਹਿਬ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ ਸਾਨੂੰ ਅੱਖਾਂ ਨਾਲ ਮਾਇਆ ਹੈ ਜੇ ਮਾਇਆ ਹੈ ਮਾਇਆ ਦੇ ਪੁਜਾਰੀਆਂ ਅਸੀਂ ਜੇ ਮਾਇਆ ਦੇ دیਵਾਨੇ ਵਿੱਚ ਝੂਠ ਹੋਰੀ ਪਾਈ ਹੈ ਮਾਇਆ ਕੇ ਦੇ ਬਾਣੇ ਪ੍ਰਾਣੀ ਝੂਠ ਢਗੋਰੀ ਪਾਈ ਤੇ ਝੂਠ ਢਗੋਰੀ ਵੀ ਹੈਗੀ ਨਮਸਕਾਰ ਕਰਦੇ ਹਾਂ ਕਰਨੀ ਚਾਹੀਦੀ ਹੈ ਗੁਰੂ ਪਰ ਉਹ ਅੱਖਰਾਂ ਦੇ ਵਿੱਚ ਜੋ ਲਿਖਿਆ ਉਹਨੂੰ ਕਰਨੀ ਹੈ ਜੋ ਦੇਖ ਰਿਹਾ ਉਹਨੂੰ ਨਹੀਂ ਕਰਨੀ ਹੈ ਜੋ ਸਮਝਦੇ ਉਹਨੂੰ ਕਰਨੀ ਜੋ ਦੇਖ ਰਿਹਾ ਉਹਨੂੰ ਕੋਈ ਨਮਸਕਾਰ ਨਹੀਂ ਜੋ ਸਮਝਿਆ ਉਹਨੂੰ ਨਮਸਕਾਰ ਹੈ ਜੋ ਸਮਝਿਆ ਉਹ ਨਿਰਾਕਾਰ ਹੈ ਜੋ ਸਮਝਿਆ ਨਿਰਾਕਾਰ ਹੈ ਜੋ ਦੇਖਿਆ ਹੋਇਆ ਹੈ ਜੋ ਦੇਖਿਆ ਅੱਖਰ ਨੇ ਜੋ ਦੇਖਿਆ ਉਹ ਕਾਗਜ਼ ਹੈ ਜੋ ਸਮਝਿਆ ਉਹ ਕੁਝ ਹੋਰ ਹੈ ਜੋ ਸਮਝ ਕੇ ਬੁੱਝਿਆ ਉਹ ਕੁਝ ਹੋਰ ਹੈ ਸਮਝਿਆ ਬੁੱਝਿਆ ਤਾਲਾ ਸੂਝਿਆ ਸਮਝ ਬੁਝ ਜਬ ਕਰਤ ਵਿਚਾਰਾ ਭਵਜਲ ਤਰਤ ਨ ਲੱਗੇ ਬਾਰਾ ਉਹ ਜਿਹੜੀ ਚੀਜ਼ ਨੇ ਸਾਨੂੰ ਭਵਜਲ ਤਰਾਤਾ ਉਹਨੂੰ ਨਮਸਕਾਰ ਹੈ ਇਹਦੇ ਜੋ ਲਿਖਿਆ ਹੈ ਜੋ ਸਾਡੇ ਪੱਲੇ ਪਿਆ ਇਥੋਂ ਉਹਨੂੰ ਨਮਸਕਾਰ ਹੈ ਜੇ ਭਵਜਲ ਤਰ ਗਏ ਤਾਂ ਨਮਸਕਾਰ ਕਰਨ ਦਾ ਉਹ ਕਰੂਗਾ ਦੁਆ ਦੀ ਨਮਸਕਾਰ ਵੀ ਝੂਠੀ ਹੋਵੇ ਦੁਆ ਦਾ ਮਾਇਆਦਾਰੀਆਂ ਦੀ ਨਮਸਕਾਰ ਹੈ ਇਹ ਸਮਝਿਆ ਹੀ ਕੱਖ ਨਹੀਂ ਲੈ ਹੀ ਕੱਖ ਨਹੀਂ ਉਹ ਰਬਦਾਸ ਕਹਿੰਦਾ ਨਾ ਵੀ ਤਾੜੀ ਦਾ ਦਰਖਤ ਹੈ ਤਾੜੀ ਦੇ ਦਰਖਤ ਦੇ ਵਿੱਚ ਸ਼ਰਾਬ ਹੁੰਦੀ ਹੈ ਨਸ਼ਾ ਹੁੰਦਾ ਤੁਸੀਂ ਉਹਨੂੰ ਕਹਿੰਦੇ ਹੋ ਭੈੜਾ ਹੁੰਦਾ ਦਰਖਤ ਨੀਚ ਦਰਖਤ ਬੋਲਦੇ ਹੋ ਇਹ ਵੀ ਮੈਂ ਚਲੋ ਨੀਚ ਦੇ ਘਰ ਪੈਦਾ ਹੋਇਆ ਹੋਇਆ ਪਰ ਉਹ ਭਗਵਤ ਦੇ ਅਕਸ਼ਰ ਜੇ ਭਗਤੀ ਦੇ ਅੱਖਰ ਉਹ ਤਾੜੀ ਦੇ ਪੱਤੇ ਤੇ ਲਿਖ ਲਈਏ ਤਾੜੀ ਦੇ ਦਰਖਤ ਦੇ ਪੱਤੇ ਤੇ ਲਿਖ ਲਈਏ ਤਾਂ ਉਹਨੂੰ ਨਮਸਕਾਰ ਕਰਦੇ ਹੋ ਉਹ ਅੱਖਰਾਂ ਨੂੰ ਉਹ ਗਿਆਨ ਨੂੰ ਨਮਸਕਾਰ ਕਰਦੇ ਹੋ ਪਰ ਜੇ ਇਕੱਲੇ ਪੱਤੇ ਹੋਣ ਫੇ ਕਰਦੇ ਨਹੀਂ ਕਰਦੇ ਪੱਤਿਆਂ ਨੂੰ ਨਹੀਂ ਕਰਦੇ ਗੁਰਬਾਣੀ ਦਾ ਕੋਈ ਇੱਕ ਪੱਤਰਾ ਪਿਆ ਹੋਵੇ ਪਾੜਿਆ ਹੋਇਆ ਆਪਾਂ ਨੂੰ ਬਰਦਾਸ਼ਤ ਵੀ ਥੱਲੇ ਪਿਆ ਹੋਵੇ ਅੱਗੇ ਦਾ ਅਖਬਾਰਾਂ 'ਚ ਨਹੀਂ ਸੀ ਲਿਖਣ ਦਿੰਦੇ ਬਾਣੀ ਅਖਬਾਰ 'ਚ ਲਿਖਣ ਨਹੀਂ ਦੇਣੀ ਅਸੀਂ ਬਾਣੀ ਅਖਬਾਰ 'ਚ ਆਪੇ ਪੈਰਾਂ ਨੂੰ ਰੋਲ ਦਿੰਦੇ ਲੋਕ ਗੁਰਬਾਣੀ ਨਹੀਂ ਲਿਖਣ ਦੇਣੀ ਢਿੱਲ ਜਿਹੜੀ ਪੈਂਦੀ ਹੈ ਇਹ ਤੋਂ ਪਤਾ ਲੱਗਦਾ ਵੀ ਸਾਡਾ ਅਸਲ ਤੇ ਸਤਕਾਰ ਬਾਣੀ ਨਾਲ ਹੈ ਕਿੰਨਾ ਦੋ ਰੌਲਾ ਜ਼ਿਆਦਾ ਸਤਕਾਰ ਹੈ ਨਹੀਂ ਉਹ ਜਿਹੜੇ ਪੋਸਟਰ ਕਾਰਡ ਛਾਪਦੇ ਨੇ ਕਿਉਂ ਕਿਉਂ ਛਾਪਦੇ ਤੁਸੀਂ ਕਿਉਂ ਕਰਦੇ ਇਹ ਕਿਉਂ ਕਰ ਕੋ ਬਜਾਤੀ ਹੈ ਕਾਰਡ ਉਹ ਸੜ ਦਿੰਦਾ ਲੱਗ ਪਰੇ ਚੱਕ ਕੇ ਗੁਰਬਾਣੀ ਦੇ ਤੋਂ ਲਿਖ ਲੈਂਦੇ ਉੱਥੇ ਤੁਸੀਂ ਜਾ ਕੇ ਕੀ ਲੋੜ ਹੈ ਲਿਖਣ ਦੀ ਅੰਦਰੇ ਲਿਖ ਲਓ ਜਿਹੜਾ ਕੋਈ ਲਿਖਣਾ ਅੰਦਰ ਕੁਝ ਵੀ ਨਹੀਂ ਲਿਖਿਆ ਬਾਹਰ ਲਿਖ ਲੈ ਕੇ ਦੇ ਦੇਣਾ ਸੀ ਬੜੇ ਸਿੱਖਾ ਲੋਕਾਂ ਨੂੰ ਮੰਨਣ ਲੋਕਾਂ ਨੂੰ ਮੰਨਣ ਨੂੰ ਵੀ ਅਸੀਂ ਸਿੱਖ ਦੀ ਦਿਖਾਵਾ ਤੁਸੀਂ ਅੰਦਰੇ ਲਿਖੋ ਜਿਹੜਾ ਕੋ ਲਿਖਣਾ ਜਿਹੜਾ ਦਵਾਂ ਦਾ ਲਿਖੋ ਕੰਪਿਊਟਰ ਦੇ ਅੰਦਰੇ ਲਿਖਿਆ ਹੁੰਦਾ ਸਭ ਕੁਝ ਜਿਉ ਸੰਪੋ ਆਪਣਾ ਤਨ ਅਗੇ ਆਗੇ ਦੇਵੋ ਜਿਉ ਸੰਪੋ ਆਪਣਾ ਆਪਣਾ ਜੀ ਲਵੋ ਆਪਣਾ ਮਨ ਦਵੋ ਜਿਉ ਦਾ ਅਰਥ ਬਰੇ ਹੁੰਦਾ ਤਨ ਅਗੇ ਆਗੇ ਦੇਵੋ ਤਨ ਮਨ ਤਨ ਦਾ ਸੁਖ ਗੁਰ ਕੋ ਹੁਕਮ ਬੰਦੇ ਪਾਈਏ ਜੇ ਕੋ ਪ੍ਰਾਪਤ ਕਰਨਾ ਤਾਂ ਐ ਕਰੋ ਤਨ ਮਨ ਤਨ ਸਭ ਸੁਖ ਗੁਰ ਕੋ ਕੋ ਲੈ ਫਿਰ ਬਾਣੀ ਨੂੰ ਵੱਡੋ ਬਾਣੀ ਨੂੰ ਧੰਨ ਬਨ ਧੰਨ ਸੋਪੋ ਛੱਡੋ ਪਰੇ ਹੋਰ ਕਿਸੇ ਨੂੰ ਸੋਪਣ ਦੀ ਗੁਰਬਾਣੀ ਅੱਗੇ ਧੰਨ ਬਨ ਧੰਨ ਸੋਪ ਕੇ ਗੁਰਬਾਣੀ ਤੋਂ ਪੜੋ ਜੋ ਕਹੂ ਮੈਂ ਜਦੇ ਮੰਨਣਾ ਚਾਹੇ ਕੁਝ ਵੀ ਹੋਵੇ ਨਾ ਪ੍ਰਾਪਤ ਹੋਵੇ ਫਿਰ ਜੋ ਪਹਿਲਾਂ ਸੰਪਰਕ ਨੂੰ ਕਿ ਕਿਵੇਂ ਨਹੀਂ ਪ੍ਰਾਪਤ ਹੋਊ ਕੁਝ ਕਿਵੇਂ ਨਹੀਂ ਸੁਧਾਰ ਆਊਗਾ ਕਰਨ ਹੀ ਕੱਖ ਨਹੀਂ ਹੈ ਰੌਲਾ ਹੋ ਰੇ ਰੌਲਾ ਪਾਇਆ ਹੋਇਆ ਜਾਣ ਬੁੱਝ ਕੇ ਹਰਾਮ ਜਾਦਗੀ ਕਰਦੇ ਨੇ ਹਰਾਮ ਜਾਦਗੀ ਜਾਣ ਬੁੱਝ ਕੇ ਨਾ ਮੰਨਣੀ ਹੈ ਨਾ ਮੰਨਣ ਦੀ ਲੋੜ ਹੈ ਮੰਨਣ ਦੀ ਲੋੜ ਨਹੀਂ ਹੈ ਵਿਜਨਸ ਹੈ ਗੁੰਮਰਾਹ ਕਰਦੇ ਨੇ ਸੰਗਤ ਨੂੰ ਗੁਬਰਾ ਗੁਬਰਾ ਕਰਦੇ ਇਹ ਵੀ ਖਤਰਾ ਹੈ ਕਿਤੇ ਸਾਨੂੰ ਮੰਨਣੀ ਨਾ ਪੈ ਜਾ ਕੱਲ ਨੂੰ ਗੱਲ ਤੇ ਫਾਹਾ ਪੈ ਜੂ ਬਦਲਣੀ ਪੈਗੀ ਤਾਂ ਫਾਹ ਪੈ ਜੂਗਾ ਇਹ ਤਾਂ ਕੰਬਲ ਦੇ ਕੇ ਛਾਲ ਮਾਰੀ ਹੈ ਜਿੱਦਾਂ ਰਿਛ ਨੇ ਜੱਫਾ ਪਾ ਲਿਆ ਨਾ ਤੇ ਪਤਾ ਲੱਗੂ ਇਹ ਰਿਛ ਵਾਲਾ ਜੱਫਾ ਨਹੀਂ ਪਾਇਆ ਬਾਣੀ ਨੇ ਕਿਸੇ ਨੂੰ ਪਾਇਆ ਅਜੇ ਤਾਂ ਕੰਬਲ ਦੀ ਨਾ ਕੰਬਲ ਛਾਲ ਮਾਰ ਕੇ ਬੜੇ ਕੰਬਲ ਕੱਢ ਕੇ ਬਾਹਰ ਲੈ ਆਈਏ ਰੋਇਆ ਜਾਂਦਾ ਸੀ ਨਾ ਰਿਛ ਉਹ ਕਹਿੰਦਾ ਕੰਬਲ ਛਾਲ ਮਾਰਤੀ ਅਗੋਰੇ ਚਲੇ ਜਫਾ ਪਾ ਲਿਆ ਉਹ ਕਹਿੰਦਾ ਛੱਡ ਦੇ ਕੱਪੜ ਜੇ ਨਹੀਂ ਕਰਦਾ ਕਹਿੰਦਾ ਕੱਪੜ ਤਾਂ ਮੈਨੂੰ ਕੱਪੜ ਨਹੀਂ ਛੱਡਦਾ ਹੁਣ ਮੈਂ ਤਾਂ ਛੱਡਦਾ ਗੁਰਬਾਣੀ ਤਾਂ ਜਿੱਦਣ ਜਿਹੜਾ ਪਕੜ ਜਾ ਗਿਆ ਛੱਡੂ ਨਹੀਂ ਉਹਨੂੰ ਫੇ ਛੱਡ ਦਿਆ ਹੈ ਇਹ ਤਾਂ ਭੱਜਣ ਗਏ ਸਿੱਖੀ ਛੱਡ ਕੇ ਇਹ ਰੱਬ ਦਾ ਵਾਸਤਾ ਸੀ ਸਿੱਖ ਲਈ ਕਿਰਪਾਨਾ ਨਾਲ ਹਾਰੋ ਸਾਤੇ ਜੋ ਮਰਜੀ ਕਰ ਲੋ ਸਿੱਖੀ ਸਾਡੇ ਵਾਸਤੇ ਨਹੀਂ ਬਣਦੀ ਸਾਰੇ ਭੱਜਣਗੇ ਜਿਹੜੇ ਜ਼ਿਆਦਾ ਰੌਲਾ ਪਾਉਂਦੇ ਸਾਰੇ ਭੱਜ ਗਏ ਜਾਂ ਸਿਰ ਬੁੱਕੇ ਉੱਥੇ ਕੀ ਹੋਇਆ ਸੀ ਅਨੰਦਪੁਰ ਸਾਹਿਬ ਸਾਰੇ ਭੱਜ ਗਏ ਇਹ ਸਭ ਉਹ ਜਿਹੇ ਨੇ ਜਿੰਨੇ ਜ਼ਿਆਦਾ ਰੌਲਾ ਪਾਉਂਦੇ ਸਭ ਉਹ ਜਿਹੇ ਨੇ ਅਜੋ ਜਿਹੜੇ ਦੂਏ ਨੇ ਉੱਠ ਕੇ ਬੈਠੇ ਨੇ ਜਿਹੜੇ ਨਿਕਲਣੇ ਨੇ ਉੱਠ ਗਏ ਹੋਏ ਨੇ ਇਹਦਾ ਬਿਜ਼ਨਸ ਵਾਲੇ ਨੇ ਸਾਰੇ ਪੈਸੇ ਇਕੱਠੇ ਕਰਨ ਵਾਲੇ ਅਸਥਿਰ ਕਰਤਾ ਤੂੰ ਧਣੀ ਅਸ ਹੀ ਕੀ ਮੈਂ ਉਠ ਅਸਥਿਰ ਕਰਤਾ ਤੂੰ ਧਣੀ ਹੈ ਕਰਤਾ ਤੂੰ ਤਾਂ ਅਸਥਿਰ ਹੈ ਤੂੰ ਢੋਲ ਅਡੋਲ ਢੋਲ ਦਾ ਨਹੀਂ ਫਿਰ ਇਸ ਕਰਕੇ ਤੇਰੀ ਓਟ ਲਈ ਮੈਂ ਡੋਲਦਾ ਤੂੰ ਡੋਲਦਾ ਨਹੀਂ ਜੇ ਤੇਰਾ ਨੂੰ ਆਸਰਾ ਲੈ ਲਾ ਮੈਂ ਵੀ ਡੋਲਣ ਤੇ ਮੇਰਾ ਵੀ ਡੋਲਣਾ ਬੰਦ ਹੋ ਸਕਦਾ ਹੈ ਅਸਤਰ ਕਰਤਾ ਤੂੰ ਤਣੀ ਤਸੀਹ ਕੀ ਮੈਂ ਓਟ ਓਟ ਓਟ ਤਾਂ ਲਈਆ ਮੇਰਾ ਮਨ ਜਿਹੜਾ ਡੋਲਦਾ ਇਹ ਡੋਲਣਾ ਬੰਦ ਨਹੀਂ ਹੋ ਸਕਦਾ ਜਿੰਨਾ ਚਿਰ ਤੇਰੀ ਓਟ ਨਹੀਂ ਲੈਂਦਾ ਤੇਰਾ ਆਸਰਾ ਨਹੀਂ ਲੈਂਦਾ ਤੇਰੇ ਆਸਰੇ ਨਾਲ ਮਨ ਡੋਲਣ ਤੇ ਬੰਦ ਹੋਊਗਾ ਗੁਣ ਕੀ ਮਾਰੀ ਹਉ ਮਈ ਸ਼ਬਦ ਰਤੀ ਮਨ ਝੋਟ ਹੋਵੇ ਵਰਦੀ ਕਿਵੇਂ ਆ ਦੇਖੋ ਸੋਬੇ ਦਾ ਰਾਮ ਇਲਾਜ ਨਹੀਂ ਹੈ ਹੁਣ ਕੀ ਰੱਖੀ ਹਾਂ ਗੁਣ ਕਾਬਲ ਤੇਰੀ ਉਤਰ ਸਮੈਲ ਬਿਨਸ ਜਾਏ ਹੋਵੇ ਵਿਕ ਜਿਉ ਜਿਉ ਗੁਣ ਪੈਦਾ ਹੋਣਗੇ ਤਿਉ ਤਿਉ ਹੋਵੇ ਗੁਣਾ ਦੇ ਬਾਲ ਲੈਣੀ ਹੋਵੇ ਕੀ ਹੈ ਹੋਵੇ ਜਗਾਲ ਹੈ ਜਗਾਲ ਜਗਾਲ ਉਧਰ ਜਗਾਲ ਖਾ ਜਾਂਦਾ ਲੋਹੇ ਨੂੰ ਖਾ ਜਾਂਦਾ ਜਗਾਲ ਜੇ ਜਗਾਲ ਨੂੰ ਲਾ ਦਈਏ ਤਾਂ ਕਹਾ ਜਗਾਲ ਨਹੀਂ ਵੱਧਦਾ ਜੇ ਨਾ ਲਾਈਏ ਤਾਂ ਹੋਰ ਖਾਈ ਜਾਂਦਾ ਇਹ ਗੁਣਾ ਨਾਲ ਲੈਣਾ ਇਹ ਗੁਣਾ ਨਾਲ ਲੈਂਦਾ ਗੁਣ ਜਿਹੜੇ ਨੇ ਰਤਨ ਜਵਾਹਰ ਨੇ ਇੰਨੇ ਸਖਤ ਹੁੰਦੇ ਨੇ ਉਹ ਲਾਦ ਅੰਦਰ ਛਿਲ ਦਿੰਦੇ ਰੂਤੋਂ ਤੋਂ ਉਸ ਕੱਲੇ ਕਸਾ ਦਿੰਦੇ ਨੇ ਇਹ ਜਗਾਲ ਨੂੰ ਲਾ ਦਿੰਦੇ ਨੇ ਉਹ ਕੋਲੇ ਪਾਉਂਦੇ ਹੁੰਦੇ ਨੇ ਇੱਕ ਪੁਰਜਿਆਂ ਦੇ ਵਿੱਚ ਚਲਾਉਂਦੇ ਨੇ ਕੋਲੇ ਪਾ ਕੇ ਪੱਥਰ ਦੇ ਕੋਲੇ ਸਭ ਤੋਂ ਤੇ ਚਿੱਟਾ ਰੰਗ ਕਰ ਦਿੰਦੇ ਨੇ ਉਹਨੂੰ ਡਰਮ ਚੱਲਦਾ ਰਹਿੰਦਾ ਕਸਾ ਦਿੰਦੇ ਨੇ ਇਹ ਗੁਣ ਐ ਕਸਾ ਦਿੰਦੇ ਨੇ ਜਾਂ ਮੈਨੂੰ ਗੁਜ਼ਾਰੀ ਲਾ ਦਿੰਦੇ ਨੇ ਵਿੱਚੇ ਘੁੱਬੀ ਜਾਂਦਾ ਵਿੱਚੇ ਘੁੱਬਦਾ ਸਾਰਾ ਹੀ ਦਾਤ ਨੇ ਸਾਰੇ ਜਮ ਕੇ ਉਹਦੇ ਗੁਣਾਂ ਦੀ ਥੇਕ ਦੇ ਵਿੱਚ ਹੀ ਗੁਣਾਂ ਦੇ ਬਿਆਨ ਵਿੱਚ ਹੀ ਗੁਣਾਂ ਦੀ ਗੁਥਲੀ ਵਿੱਚ ਹੀ ਜਿਹੜੀ ਗਿਆਨ ਖੜਗਾ ਉਹ ਰਹਿੰਦੀ ਹੁੰਦੀ ਗੁਣ ਕੀ ਥੇਕਾ ਵਿੱਚ ਸਮਾਏ ਜਿੱਥੇ ਗੁਣੇ ਗੁਣ ਹੁੰਦੇ ਨੇ ਉਹ ਨਾ ਹੋਵੇ ਕੋਈ ਉੱਥੇ ਗਿਆਨ ਖੜਕ ਹੁੰਦੀ ਹੈ ਫਿਰ ਉੱਥੇ ਬਵੇਕ ਬੁੱਧੀ ਹੁੰਦੀ ਉੱਥੋਂ ਬਵੇਕ ਹੁੰਦੀ ਉੱਥੇ ਰਹਿੰਦੀ ਸੱਚ ਕੀ ਕਾਤੀ ਇਹ ਸੱਚ ਕੀ ਕਾਤੀ ਹੈ ਇਹਨੇ ਕਰਨਾ ਸਭ ਕੁਝ ਇਹ ਕਰਦੀ ਹੈ ਸਭ ਤਮਤਮਨ ਬੁੱਧ ਨੂੰ ਸੱਚ ਕੀ ਕਾਤੀ ਸੱਚ ਸਭ ਸਾਰ ਲੱਗਿਆ ਕੀ ਹੈ ਸਾਰ ਸਭ ਸਾਰ ਗਿਆਨ ਤਤ ਗਿਆਨ ਦੀ ਬੜੀ ਹੋਈ ਹੈ ਕਾੜ ਇਸ ਕੀ ਅਪਰ ਅਪਾਰ ਐਸੀ ਘਾੜਤ ਘਟਦੀ ਹੈ ਕੋਈ ਨਹੀਂ ਘਟ ਸਕਦਾ ਅਪਰ ਅਪਾਰ ਘਾੜਤ ਘਟ ਦਿੰਦੀ ਹੈ ਕਾੜ ਇਸ ਕੀ ਅਪਰ ਅਪਾਰ ਸ਼ਬਦ ਸਾਣ ਰਖਾਈ ਲਾਏ ਸ਼ਬਦ ਦੀ ਸਾਣ ਤੇ ਧਾਰ ਲਾ ਕੇ ਰੱਖੀ ਹੈ ਸ਼ਬਦ ਸਾਣ ਰਖਾਈ ਲਾਏ ਇਹਦੀ ਰੋਜ਼ ਸ਼ਬਦ ਦੀ ਸਾਣ ਤੇ ਦੀ ਤਾਰ ਲਾਉਣੀ ਚਾਹੀਦੀ ਹੈ ਲਾ ਕੇ ਰੱਖਣੀ ਚਾਹੀਦੀ ਹੈ ਗੁੜ ਕੀ ਠੇਕਾ ਵਿੱਚ ਸੁਭਾਏ ਤਿਸ ਕਾ ਪੁੱਠਾ ਹੋਵੇ ਸੇਖ ਏ ਸੇਖ ਤੂੰ ਆਪਣਾ ਮਨ ਉਹਦੇ ਨਾਲ ਹਲਾਲ ਕਰੇ ਨਾ ਉਹ ਤਲਵਾਰ ਨਾਲ ਗਿਆਨ ਖੜਗਣਾ ਲੋਹ ਲੱਭ ਤੇ ਕੱਥਾ ਦੇਖ ਦੇਖ ਤੇਰੇ ਜੋ ਲੋਭ ਰਤ ਕਿਵੇਂ ਸਾਰੀ ਵਗ ਜਾਂਦੀ ਹੈ ਇਹ ਲੋਭ ਨਹੀਂ ਧਰਮ ਨੂੰ ਤੱਦਾ ਬਣਾਇਆ ਲੋਹ ਲੱਭਨ ਕਥਾ ਦੇਖ ਹੋਏ ਹਲਾਲ ਫਿਰ ਹਲਾਲ ਜਦ ਲੋਹ ਲੱਭ ਨਿਕਲ ਜੂਗਾ ਫਿਰ ਹਲਾਲ ਤੇਰਾ ਹੱਕ ਦੀ ਕਮਾਈ ਰਹਿ ਜੂ ਹੱਕ ਜਦ ਰਹਿਦਾ ਜਾਂ ਲੋਭ ਤਿਆਗ ਦੇਈਦਾ ਫਿਰ ਹੱਕ ਰਹਿ ਜਾਂਦਾ ਹੋਏ ਹਲਾਲ ਲੱਗਾ ਹੱਕ ਜਾਏ ਤਾਨਕ ਦਰ ਦੇ ਦਾਰ ਸਮਾਏ ਤੈਨੂੰ ਉੱਥੇ ਨਜ਼ਾਰ ਹੋ ਜਾਣਾ ਜਿਹਦਾ ਤੈਂ ਕਰਨਾ ਘਰੇ ਦੇਦਾਰ ਹੋ ਜਾਣਾ ਉੱਥੇ ਹੀ ਸਮਾ ਜਾਣਾ ਐਨਾ ਕੁਝ ਕਰਨ ਦੀ ਲੋੜ ਹੈ ਲੋਭ ਰਤ ਵਿੱਚੋਂ ਬਾਹਰ ਦੇ ਕਿਹਾ ਤਾਂ ਸ਼ੇਖ ਨੂੰ ਸੀ ਉਪਦੇਸ਼ ਪੁਰੂ ਕਿਹਾ ਸੀ ਤੇ ਅੱਜ ਅੱਜ ਸਿੱਖਾਂ ਨੂੰ ਲੋੜ ਹੈ ਅੱਜ ਸਿੱਖਾਂ ਨੂੰ ਵੀ ਲੋੜ ਹੈ ਲੋਭ ਰਤੇ ਨਾਲ ਵੀ ਹੁੰਦੀ ਹੋਈ ਹੈ ਬਲਕਿ ਉਹਨਾਂ ਨੂੰ ਵੀ ਵੱਧ ਹੈ ਕਿਉਂਕਿ ਮਸਜਿਦ ਦੇ ਵਿੱਚ ਗੋਲ ਕਰੀ ਹੁੰਦੀ ਤਾਂ ਵਜੇ ਹਜੇ ਸਾਡੇ ਤਾਂ ਗੋਲ ਕਰਨੇ ਮਾਰਤੇ ਜਿਹਦੀ ਗੋਲ ਕਰਨੇ ਮਾਰੇ ਨੇ ਛੇਤੀ ਮਰਨ ਦਾ ਕਾਰਨ ਤਾਂ ਹੈ ਸਿੱਖ ਮਤ ਦਾ ਗੋਲ ਬਾਗੀ ਉਹਨਾਂ ਦੀ ਉਮਰ ਜ਼ਿਆਦਾ ਹੈ ਇਸਲਾਮ ਦੀ ਉਮਰ ਜ਼ਿਆਦਾ ਹੁਣ ਤੇ ਸਾਡੇ ਨਾਲ ਤਕੜੇ ਨੇ ਹੁਣ ਸਹੀ ਉਹਨਾਂ ਦੇ ਵਿੱਚ ਆਦਮੀ ਹੈਗੇ ਨੇ ਕਿੰਨੇ ਬੰਦੇ ਨੇ ਉਹਨਾਂ ਦੇ ਲੱਗੇ ਹੋਏ ਲੱਭ ਉਹਨਾਂ ਦੇ ਆਚਰਣ ਸਾਡੇ ਬੰਦਿਆਂ ਨੂੰ ਚੰਗੇ ਨੇ ਉਹਨਾਂ ਕੋਲ ਬਹੁਤ ਆਦਮੀ ਨੇ ਸਾਡੇ ਕੋਲ ਨਹੀਂ ਆਦਮੀ ਬਣੇ ਕਿਸੇ ਆਦਮੀ ਨੂੰ ਮਰਨ ਵਾਸਤੇ ਤਿਆਰ ਕਰ ਲੈਣਾ ਬਹੁਤ ਛੋਟੀ ਗੱਲ ਨਹੀਂ ਹੈ ਗੁਰੂ ਸਾਹਿਬ ਨੇ ਸਾਰੇ ਮਨ ਖਾਤਰ ਸੇ ਤਿਆਰ ਕੀਤੇ ਸੀ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਅੱਜ ਉਹਨਾਂ ਨੇ ਤਿਆਰ ਕਰ ਲਿਆ ਕਿਵੇਂ ਕਰ ਲਿਆ ਅੱਜ ਸਿੱਖਾਂ ਨੂੰ ਮੁਸਲਮਾਨ ਫਿਰ ਗਾਹਾਂ ਹੁੰਦੇ ਕਿਉਂ ਉਹ ਕਾਲੇ ਨੇ ਅਸੀਂ ਅੰਨੇ ਹੋ ਗਏ ਹਿੰਦੂ ਬਣ ਗਏ ਆ ਜਿਹੜੀ ਬੀਜੇਪੀ ਨਾਲ ਜੱਫੀ ਪਾਈ ਇਹਨੇ ਦੋਇਆ ਖਾ ਮੰਤੀ ਆਪਣੇ ਵਰਗੇ ਬਣਾ ਲਏ ਅੰਨਾ ਦਾ ਆਪਣੇ ਵਰਗਾ ਹੀ ਬਣਾਉਂਦਾ